ਧੰਨ ਵਾਖੇ ਸਰਬ ਕਲਾ ਸਮਰਥ ਦੋਲਨ ਤੇ ਰਾਖੋ ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਪਾਉ ਖੱਲਾ ਅਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਗੁਰਮਤ ਦੀਵਾਨ ਦੀ ਹਾਜ਼ਰੀ ਭਰ ਰਹੇ ਜੋ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਪਿਛਲੇ ਸਾਲਾਂ ਤੋਂ ਵਿਸ਼ੇਸ਼ ਕਥਾ ਔਰ ਕੀਰਤਨ ਸਮਾਗਮ ਆਯੋਜਿਤ ਕੀਤੇ ਜਾਂਦੇ ਨੇ ਅੱਜ ਕੀਰਤਨ ਸਮਾਗਮ ਦੀ ਆਰੰਭਤਾ ਹੋਈ ਹੈ ਸਨਮਾਨਯੋਗ ਭਾਈ ਸਹਿ ਭਾਈ ਮਨਿੰਦਰ ਸਿੰਘ ਜੀ ਸ੍ਰੀ ਨਗਲ ਵਾਲੇ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਆਪ ਜੀ ਨੂੰ ਅੰਮ੍ਰਿਤ ਗੁਰਬਾਣੀ ਕੀਰਤਨ ਸਰਵਣ ਕਰਾ ਕੇ ਗਏ ਨੇ ਆਉਣ ਵਾਲੇ ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਮੁੱਲਿਆ ਖਜ਼ਾਨੇ ਵਿੱਚੋਂ ਆਪ ਨਾਲ ਕੀਰਤਨ ਨਰਮੋਲਕ ਹੀਰੇ ਦੀ ਦਾਤ ਰਾਹੀਂ ਸਾਂਝ ਪਾਣਗੇ ਆਓ ਜਪ ਦੀ ਵਿਚਾਰ ਆਪਾਂ ਸ਼ੁਰੂ ਕੀਤੀ ਸੀ ਕੋਈ ਸ਼ਬਦ ਭਾਈ ਮਨਿੰਦਰ ਸਿੰਘ ਜੀ ਭਾਈ ਨਰਿੰਦਰ ਸਿੰਘ ਜੀ ਨੇ ਦਾਸ ਬਾਰੇ ਕਹੇ ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਅਜੇ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਬਸ ਸਕਦਾ ਬੰਦਾ ਸਿਰਫ ਸੰਗਤ ਦੀ ਅਰਦਾਸ ਨਾਲ ਸੰਗਤ ਹੀ ਪਰਦਾ ਢੱਕ ਸਕਦੀ ਹੈ ਆਪ ਕਰੋ ਕਿਰਪਾ ਤਾਂ ਜੋ ਆਪ ਜੀ ਦੀ ਸੇਵਾ ਰਹਿੰਦੇ ਸਵਾਸ ਤੱਕ ਦਾਤਾ ਲੈ ਲਵੇ ਜੋ ਜਪਜੀ ਸਾਹਿਬ ਦੀ ਵਿਚਾਰ ਇਸ ਵਰੇ ਮਨ ਬਣਿਆ ਸੀ ਮੇਰੇ ਮਨ ਚ ਸੀ ਵੀ ਮੈਨੂੰ ਲਗਾਤਾਰ ਇੰਨੇ ਦਿਨ ਮੈਂ ਕਿਤੇ ਬੈਠਣਾ ਹੀ ਨਹੀਂ ਇੱਕ ਸਰੀਰ ਤੰਗ ਕਰ ਰਿਹਾ ਸੀ ਪਰ ਸਤਿਗੁਰੂ ਨੇ ਇੰਨੀ ਬਖਸ਼ਿਸ਼ ਕੀਤੀ ਮੈਨੂੰ ਇਹ ਸੀ ਮੈਂ ਸ਼ਾਇਦ ਪੌਣਾ ਘੰਟਾ ਰੋਜ਼ ਕਥਾ ਕਰ ਸਕਾਂ ਸੱਚ ਇਹ ਵੇ ਏਦੂ ਵੱਡੀ ਜਪ ਦੀ ਕੀ ਕਰਾਮਾਤ ਹੈ ਆਪਾਂ ਪੌਣੇ 2-2 ਘੰਟੇ ਵੀ ਚੌਂਕੜੀ ਮਾਰੀ ਹੈ ਡਾਕਟਰ ਕਹਿੰਦਾ ਸੀ 35 ਮਿੰਟ 40 ਮਿੰਟ ਪਰ ਇਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਪਾਰਸ ਕਲਾ ਹੈ ਆਓ ਤਾਂ ਮੰਚ ਬਣਿਆ ਸੀ ਕਿ 550 ਸਾਲਾ ਹੈ ਜੋ ਪੰਜਾਬ ਵਿੱਚ ਮਨਾਇਆ ਜਾਣਾ ਉਹ ਮੈਨੂੰ ਵੀ ਪਤਾ ਹੈ ਤੇ ਤੁਹਾਨੂੰ ਵੀ ਪਤਾ ਹੈ ਇਹ ਗੱਲ ਮੈਂ ਸੀਸਗੰਜ ਸਾਹਿਬ ਬੰਗਲਾ ਸਾਹਿਬ ਵੀ ਕਹੀ ਸੀ ਸ਼ਾਇਦ ਰੱਬ ਮਿਹਰ ਕਰੇ ਇਹ ਨਾ ਹੋਵੇ ਪਰ ਹੋਵੇਗਾ ਲੋਕ ਨਤੀਸ਼ ਕੁਮਾਰ ਨੂੰ ਯਾਦ ਕਰਨਗੇ ਇਹ ਵਿਵਾਦ ਵਿੱਚ ਘਿਰੇ ਰਹਿਣਗੇ ਇਹ ਹੈ ਬੜੀ ਔਖੀ ਜੀ ਸਚਾਈ ਉਸ ਬੰਦੇ ਨੇ ਮੇਰਾ ਕੋਈ ਕਿਸੇ ਨਾਲ ਪੋਲੀਟੀਕਲ ਸਾਂਝ ਨਹੀਂ ਮੈਂ ਫਿਰ ਬੇਨਤੀ ਕਰਾਂ ਹਰ ਬੰਦਾ ਮਿਲਣ ਵਾਸਤੇ ਆਉਂਦਾ ਪਰ ਮੈਨੂੰ ਪਤਾ ਹੈ ਕਿ ਸਾਡਾ ਨਾਮ ਬਹੁਤ ਜੋੜਿਆ ਜਾਂਦਾ ਹੈ ਪਰ ਫਿਰ ਬਾਬਾ ਜੀ ਦਾ ਉਦਨ ਬਚਨ ਜਿਹੜਾ ਪੜਿਆ ਕੱਚ ਪਕਾਈ ਉਥੇ ਪਾਏ ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਇੱਕੋ ਸੀ ਅਸੀਂ ਸੇਵਾ ਕੀ ਕਰ ਸਕਨੇ ਹਾਂ ਮਨਸੀ 19 ਰਾਗਾਂ ਚ ਬਾਬਾ ਜੀ ਦੀ ਬਾਣੀ ਹੈ ਤੇ ਸੱਚ ਜੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਵਿਆਖਿਆ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਹੈ ਤੇ ਜੇ ਹੋਰ ਸੰਖੇਪ ਲਈਏ ਤੇ ਜਪਜੀ ਸਾਹਿਬ ਦੀ ਵਿਆਖਿਆ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਹੈ ਇਹ ਅਸੀਂ ਮਨ ਚ ਬਣਾਇਆ ਵੀ ਜਪਜੀ ਸਾਹਿਬ ਦੇ ਕਿਤੇ ਅਰਥ ਹੋ ਸਕਣ ਬਹੁਤ ਥਾਵਾਂ ਤੇ ਪਹਿਲਾਂ ਕੀਤੇ ਸਿਰ ਮੈਂ ਥੋਕ ਮਿੰਟ ਬੇਨਤੀ ਕਰਕੇ ਕਿਉਂ ਫੁਰਨਾ ਸੀ ਭਾਈ ਸਾਹਿਬ ਨੂੰ ਵੀ ਕਿਹਾ ਇੱਕ ਪ੍ਰੇਰਣਾ ਨਿਊ ਵੈਸਟ ਕਥਾ ਕਰਦਿਆਂ ਬਾਹਰ ਪਾਰਕਿੰਗ ਉਤਰੇ ਭਾਈ ਸਤਨਾਮ ਸਿੰਘ ਜੋਹਲ ਨੇ ਵੀ ਦਿੱਤੀ ਪ੍ਰੇਰਣਾ ਵੇਖੋ ਜਦੋਂ ਪਰਮੇਸ਼ਵਰ ਕੋਈ ਸੇਵਾ ਲੈਂਦਾ ਹੈ ਵੀ ਭਾਈ ਸਾਹਿਬ ਜ਼ਰੂਰ ਕਰੋ ਆਪ ਸੰਗਤ ਨੇ ਅਸੀਸ ਬਖਸ਼ੀ ਆਓ ਅੱਜ ਅਸੀਂ 78ਵੀਂ ਪੌੜੀ ਤੇ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ ਪਰ ਮੈਂ ਜੋ ਅੱਜ ਤਿਕਰਾ ਕਥਾ ਕੀਤੀ ਇਹ 14 ਦੀਵਾਨ ਤਕਰੀਬਨ ਦਿਨ ਦੇ ਵੀ ਨਾਲ ਗਿਣੀਏ 5 19 ਦੀਵਾਨ ਹੋ ਗਏ ਤਕਰੀਬਨ 19 ਦੀਵਾਨ ਅੱਜ ਸਮੇਤ 19ਵਾਂ ਜੋ ਅਸੀਂ ਵਿਚਾਰਿਆ ਹੈ ਸਿਰਫ ਇੱਕ ਪੰਛੀ ਝਾਤ ਜ਼ਰੂਰ ਮਾਰੀ ਅਸੀਂ 19 ਦਿਨ ਕੀ ਬੋਲਦੇ ਰਹੇ ਆਓ ਬਖਸ਼ੋ ਅਸੀਸ ਫਿਰ ਇਸ ਪੌੜੀ ਦੀ ਵਿਚਾਰ ਆਪਾਂ ਕਰਾਂਗੇ ਅੱਜ ਕੋਈ ਰਸਨਾ ਕੋਈ ਜ਼ਬਾਨ ਵਿਰਵੀ ਨਾ ਰਹੇ ਭਾਵੇਂ ਆਪ ਜੀ ਘਰਾਂ ਵਿੱਚ ਵੀ ਬੈਠੇ ਹੋ ਤੇ ਮੈਂ ਇੱਕ ਬੇਨਤੀ ਕਰਨਾ ਹੁੰਨਾ ਚਲੋ ਕੋਈ ਬੰਦਾ ਪੂਰਾ ਨਹੀਂ ਪਰ ਸੰਗਤ ਵਿੱਚ ਬੈਠਿਆ ਕੀਰਤਨੀਏ ਲਈ ਕਥਾ ਵਾਚਕ ਲਈ ਅਸੀਸ ਦੇ ਫੁਰਨੇ ਸੰਗਤ ਬਣਾਏ ਤੇ ਕਥਾ ਕੀਰਤਨ ਵਿੱਚ ਰਸ ਭਰ ਜਾਂਦਾ ਤੇ ਇਹ ਅੰਦਰ ਦਾ ਸਬੰਧ ਬੰਦਾ ਮੈਨੂੰ ਯਾਦ ਦੇ ਚਤਰ ਸਿੰਘ ਸਿੰਧੀ ਖੋਣਾ ਅਦੁੱਤੀ ਗੁਰਮਤ ਸੰਮੇਲ ਸਮੇਲਨ ਵੇਲੇ ਇੱਕ ਇੱਕ ਵਾਰੀ ਇੱਥੇ ਸੁਣਾਇਆ ਸੀ ਕਿਸੇ ਪੁੱਛਿਆ ਸੀ ਇੰਨਾ ਮਿੱਠਾ ਕੀਰਤਨ ਤੁਸੀਂ ਕਰਦੇ ਹੋ ਸਿੰਧੀ ਸਾਹਿਬ ਕਿਵੇਂ ਉਹਨਾਂ ਇੱਕੋ ਗੱਲ ਕਹੀ ਸੀ ਸ਼ਬਦ ਪੜਨਾ ਜਦੋਂ ਜੁੜੇ ਹੋਏ ਸੰਗਤ ਵਿੱਚੋਂ ਕੋਈ ਇੱਕ ਕਹਿ ਦਿੰਦਾ ਚਤਰ ਸਿੰਘ ਗੁਰੂ ਨਾਨਕ ਤੇਰਾ ਭਲਾ ਕਰੇ ਮੇਰੇ ਅੰਦਰ ਰਸ ਭਰ ਜਾਂਦਾ ਹੈ ਇਸ ਕਰਕੇ ਆਪ ਅਸੀਸ ਬਖਸ਼ਿਆ ਕਰੋ ਹਰ ਕੀਰਤਨੀਆਂ ਕਿਉਂਕਿ ਆਪ ਪਰਦੇ ਟੱਕਣ ਵਾਲੇ ਕੋ ਇਹ ਕੋਈ ਝੂਠੀ ਖਸ਼ਾਮਦ ਨਹੀਂ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਅਸੀਸ ਬਖਸ਼ੋ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਵਾਸਤੇ ਇਸ ਸੰਸਾਰ ਵਿੱਚ ਬਹੁਤ ਵੱਡਾ ਖਜ਼ਾਨਾ ਲੈ ਕੇ ਆਏ ਜਿਹਨੂੰ ਅਸੀਂ ਕੱਲ ਵੀ ਵਿਚਾਰ ਰਹੇ ਸਾਂ ਕਿ ਬਾਬਾ ਪੈਂਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ ਜਿਸ ਨੂੰ ਗੁਰੂ ਅਰਜੁਨ ਦੇਵ ਜੀ ਨੇ ਕਿਹਾ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ ਕਿ ਇਹ ਦਾਤਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਡੀ ਝੋਲੀ ਚ ਪਾਈਆਂ ਹਾਂ ਇੱਕ ਗੱਲ ਹੋਰ ਆਗਮਨ ਪੁਰਬ ਹੈ ਉਹਨਾਂ ਦਾ ਪਰ ਮੈਨੂੰ ਇੱਕ ਸੱਜਣ ਦੇ ਬੋਲ ਬੜੇ ਚੰਗੇ ਲੱਗੇ ਉਹ ਕਹਿੰਦਾ ਅਸਲ ਚ ਗੁਰੂ ਨਾਨਕ ਸਾਹਿਬ ਆਏ ਨੇ ਉਹ ਕਿਤੇ ਵੀ ਗਏ ਨਹੀਂ ਵਾਪਸ ਉਹ ਸ਼ਬਦ ਦਾ ਰੂਪ ਧਾਰਨ ਕਰਕੇ ਮਾਤ ਮੰਡਲ ਵਿੱਚ ਹੀ ਟਿਕ ਗਏ ਉਹ ਸ਼ਬਦ ਰੂਪ ਵਿੱਚ ਕੀਰਤਨ ਰੂਪ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਹੈ ਜਪ ਜੀ ਸਾਹਿਬ ਜੋ ਸਾਡੇ ਪਾਸ ਹੈ ਉਸ ਦਿਨ ਮੈਂ ਬੇਨਤੀ ਕੀਤੀ ਸੀ ਸੰਖੇਪ ਜਿਆ ਆਰੰਭ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇਸ਼ਟ ਦੇ ਅਕਾਲ ਪੁਰਖ ਦੀ ਗੱਲ ਕਰਦਿਆਂ ਉੱਚ ਦੇ ਬਿਆੰਤ ਗੁਣਾ ਵਿੱਚੋਂ ਕੁਝ ਗੁਣ ਆਰੰਭ ਵਿੱਚ ਦੱਸੇ ਨੇ ਕਿਉਂਕਿ ਮੁਕੰਮਲ ਗੁਣ ਬਾਬਾ ਜੀ ਕਹਿੰਦੇ ਨੇ ਬਿਆਨ ਖੁੰਦੇ ਹੀ ਨੇ ਉਸ ਦੀ ਸ਼ੁਰੂਆਤ ਇੱਕ ਓੰਕਾਰ ਤੋਂ ਕੀਤੀ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਜਪਣ ਦੇ ਲਈ ਉਥੇ ਚਾਰ ਕਾਲਾਂ ਦੀ ਗੱਲ ਕਰਤੀ ਪਹਿਲਾਂ ਵੀ ਸਮੇਂ ਤੋਂ ਪਹਿਲਾਂ ਵੀ ਸੱਚ ਇਹ ਵੇ ਅੱਜ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਫਿਰ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਵਿੱਚ ਜਿਹੜਾ ਸਵਾਲ ਪੈਦਾ ਕੀਤਾ ਉਹ ਇਹ ਸੀ ਕਿ ਇਹ ਇਨਸਾਨ ਪਰਮਾਤਮਾ ਦੀ ਅੰਸ਼ ਹੈ ਪਰ ਇਹ ਵਿਚਾਰਾ ਇਹਨਾਂ ਕਲਪ ਕਿਉਂ ਗਿਆ ਇਹਦੇ ਭਟਕਣ ਦਾ ਕਾਰਨ ਕੀ ਉਥੇ ਗੁਰੂ ਜੀ ਨੇ ਪਹਿਲੀ ਪੌੜੀ 'ਚ ਸਵਾਲ ਪੈਦਾ ਕੀਤਾ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਪਰ ਉਸ ਦੇ ਨਾਲ ਸਾਧਨ ਦੱਸ ਦਿੱਤਿਆ ਜੇ ਅਸੀਂ ਪੰਛੀ ਦਾ ਸਿਰ ਪਾਵਾਂਗੇ ਉਸ ਵਕਤ ਕੀ ਉਸ ਤੋਂ ਪਹਿਲਾਂ ਸਚਿਆਰ ਹੋਣ ਦਾ ਅਧਿਆਤਮਿਕ ਸਾਧਨ ਨਹੀਂ ਸੀ ਮਹਾਰਾਜ ਕਹਿੰਦੇ ਨੇ ਖੈ ਇਸ਼ਨਾਨ ਦਾ ਸੀ ਵਰਤ ਦਾ ਸੀ ਚੁੱਪ ਦਾ ਸੀ ਪੜ੍ਹਾਈ ਕਰਕੇ ਸਿਆਣਪਾਂ ਚਲਾਕੀਆਂ ਦਾ ਸੀ ਪਰ ਗੁਰੂ ਜੀ ਨੇ ਪਹਿਲਾ ਸਵਾਲ ਇਹ ਪੈਦਾ ਕੀਤਾ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਉਸ ਪ੍ਰਸ਼ਨ ਦਾ ਆਪੇ ਉੱਤਰ ਦਿੱਤੋ ਨੇ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਵਿੱਚ ਉਸ ਤੋਂ ਬਾਅਦ ਉਸ ਦਿਨ ਅਸੀਂ ਵਾਚਿਆ ਸੀ ਇਹ ਹੁਕਮ ਰਾਜੇ ਦੇ ਫਰਮਾਨ ਨਾਲ ਤੁਲਨਾ ਨਹੀਂ ਦੇਣੀ ਰਾਜੇ ਦਾ ਹੁਕਮ ਆਇਆ ਰਾਜੇ ਦਾ ਫਰਮਾਨ ਆਇਆ ਆਪ ਨੂੰ ਯਾਦ ਹੋਵੇ ਮੈਂ ਅਰਜ਼ ਕੀਤੀ ਸੀ ਕਿ ਅਸਲ ਵਿੱਚ ਹੁਕਮ ਕੀ ਹੈ ਪਰ ਇਹ ਵੀ ਸੱਚ ਕਿ ਹੁਕਮ ਦੀ ਕਦੀ ਵਿਆਖਿਆ ਨਹੀਂ ਹੋ ਸਕਦੀ ਕਦੀ ਬੋਲਿਆ ਨਹੀਂ ਜਾ ਸਕਦਾ ਪਰ ਜਿੰਨੀ ਕੁ ਸਮਝ ਦਾਤੇ ਦਿੱਤੀ ਕਿ ਦਰਅਸਲ ਜਦੋਂ ਅਫੁਰ ਨੇ ਆਪਣੇ ਆਪ ਨੂੰ ਸਪੁਰ ਕਰਨ ਦਾ ਆਪਣੇ ਵਿੱਚ ਫੁਰਨਾ ਪੈਦਾ ਕੀਤਾ ਉਸ ਦਾ ਨਾਮ ਹੁਕਮ ਸੀ ਕਿਉਂਕਿ ਹੁਕਮ ਤੋਂ ਬਿਨਾ ਦ੍ਰਿਸ਼ਟਮਾਨ ਬਣ ਹੀ ਨਹੀਂ ਸਕਦਾ ਫਿਰ ਅਗਲੀ ਤੁਕ ਚ ਗੁਰੂ ਜੀ ਕਹਿਣ ਲੱਗੇ ਕਿ ਹੁਕਮ ਇਹ ਹੈ ਕਿ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਏ ਇਹ ਦੇਖੋ ਹੁਕਮ ਫਿਰ ਉਸ ਹੁਕਮ ਦੇ ਵਿੱਚ ਇਹ ਇਹ ਮੈਂ ਫਿਰ ਬੇਨਤੀ ਕਰਾਂ ਚਾਰ ਪੌੜੀਆਂ ਸਾਰਾ ਜਪਜੀ ਸਾਹਿਬ ਦੀ ਵਿਆਖਿਆ ਇਸ ਹੁਕਮ ਦੇ ਵਰਤਾਰੇ ਵਿੱਚ ਦਵੈਸ਼ ਨਹੀਂ ਰੱਖੀ ਫਿਰ ਬੇਨਤੀ ਕਿ ਇਸ ਵਿੱਚ ਇਹ ਕਹਿ ਦਿੱਤਾ ਹੁਕਮ ਸਮੁੱਚਤਾ ਵਿੱਚ ਵਰਤਦਾ ਹੈ ਇਸ ਵਿੱਚ ਚੰਗਿਆਈ ਵੀ ਪਨਪਦੀ ਇਸ ਵਿੱਚ ਬੁਰਾਈ ਵੀ ਹੈ ਇਸ ਵਿੱਚ ਭਟਕਣਾ ਵੀ ਹੈ ਇਸ ਵਿੱਚ ਟਿਕਾ ਵੀ ਹੈ ਇਸ ਵਿੱਚ ਚੰਗੇ ਵੀ ਲੋਕ ਨੇ ਇਸ ਵਿੱਚ ਮੰਦੇ ਵੀ ਨੇ ਫਿਰ ਉਸ ਹੁਕਮ ਦੀ ਵਿਆਖਿਆ ਕੀਤੀ ਪਰ ਨਾਲ ਕਹਿ ਦਿੱਤਾ ਜੋ ਮੈਂ ਹੁਕਮ ਦੀ ਪੌੜੀ 'ਚ ਕਹਿਣ ਲੱਗਾ ਕਿ ਸੰਸਾਰ ਦੇ ਲੋਗੋ ਸਭ ਕੁਝ ਹੁਕਮ 'ਚ ਵਰਤਦਾ ਪਰ ਉਹ ਕਹਿਆ ਨਹੀਂ ਜਾਂਦਾ ਫਿਰ ਹੁਕਮੀ ਖੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਖੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਖੈਰ ਉਸ ਤੋਂ ਬਾਅਦ ਗੁਰੂ ਜੀ ਨੇ ਜਿਹੜੀ ਕਿਹਾ ਸੀ ਕਿ ਕਿਵ ਸਚਾਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ ਅਸੀਂ ਅਰਥ ਕੀਤੇ ਝੂਠ ਦੀ ਕੰਧ ਫਿਰ ਗੁਰੂ ਨੇ ਉਸ ਲਈ ਜਿਹੜਾ ਸ਼ਬਦ ਹੋਰ ਦਿੱਤਾ ਕੂੜ ਦੀ ਥਾਂ ਤੇ ਸ਼ਬਦ ਵਰਤਿਆ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ ਉਹ ਹੁਕਮ ਵਿੱਚ ਸ਼ਬਦ ਵਰਤ ਦਿੱਤਾ ਤੇ ਮੈਂ ਆਪ ਨੂੰ ਉਸ ਦਿਨ ਬੇਨਤੀ ਕੀਤੀ ਸੀ ਕਿ ਹਉਮੈ ਆਪਣੇ ਆਪ ਜੀਵ ਨੇ ਕ੍ਰੀਏਟ ਨਹੀਂ ਕੀਤੀ ਹਉਮੈ ਸਾਡੀ ਬਣਾਈ ਨਹੀਂ ਹਉਮੈ ਸ੍ਰਿਸ਼ਟੀ ਦੇ ਚਲਾਣ ਵਾਸਤੇ ਹੁਕਮ ਚ ਖੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸ੍ਰਿਸ਼ਟੀ ਦਾ ਵਿਕਾਸ ਹਉਮੈ ਤੋਂ ਬਿਨਾ ਹੋ ਨਹੀਂ ਸਕਦਾ ਕਿਤ ਕਿਤ ਵਿਦ ਜਗ ਉਪਜੈ ਪੁਰਖਾ ਸਿੱਧ ਗੋਸ਼ਟ ਕਿਤ ਕਿਤ ਦੁਖ ਬਿਨ ਸਜਾਈ ਹਉਮੈ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁਖ ਪਾਈ ਉੱਥੇ ਤੇ ਕਹਿ ਕੇ ਹੁਕਮੀ ਕੋਵਣ ਆਕਾਰ ਕਿਉਂਕਿ ਉਹਦੇ ਹੁਕਮ ਨਾਲ ਖੌਮੇ ਬਣੀ ਤੇ ਕਮਾਲ ਦੀ ਗੱਲ ਇਹ ਅਸਲ 'ਚ ਉਦੋਂ ਬਣਾਈ ਜਦੋਂ ਜੀਵ ਨੂੰ ਸੰਸਾਰ ਤੇ ਇਹ ਸਮਝੋ ਏਕ ਨੇ ਅਨੇਕਤਾ ਵਰਤਾਈ ਅਨੇਕਤਾ ਕੌਮੇ ਤੋਂ ਬਿਨਾ ਹੋ ਹੀ ਨਹੀਂ ਸਕਦੀ ਫਿਰ ਇਸ ਤੋਂ ਬਿੰਤੀ ਹਉਮੈ ਆ ਜਾਤ ਹੈ ਹਉਮੈ ਕਰਮ ਕਮਾਹੇ ਅਸੀਂ ਉਦਨ ਪੜਿਆ ਸੀ ਹਉਮੈ ਹੀ ਬੰਦਨਾ ਫਿਰ ਫਿਰ ਜੋਨੀ ਪਾਹੇ ਹਉਮੈ ਕਿੱਥੋਂ ਉਪਜੈ ਕਿਤ ਸੰਜਮੇ ਜਾਏ ਹਉਮੈ ਇਹੋ ਹੁਕਮ ਹੈ ਇੱਥੇ ਮੈਂ ਇਸ ਅਰਜ਼ ਕੀਤੀ ਜਾਤ ਦਾ ਅਰਥ ਜੀਵ ਤਤਵ ਜਾਤ ਦਾ ਅਰਥ ਜਾਣਾ ਨਹੀਂ ਖੌਮੇ ਜੀਵ ਤਤਵ ਨਾਲ ਆਈ ਹੈ ਇਹਦੀ ਖੋਂਦ ਹੈ ਇੱਕ ਆਪਣੀ ਮਹਾਰਾਜ ਨੇ ਫਿਰ ਉਸ ਤੋਂ ਬਾਅਦ ਕਿਹਾ ਕਿ ਜਿਹੜਾ ਹੁਕਮ ਨੂੰ ਬੱਜੇਗਾ ਬੁੱਝੇਗਾ ਉਹ ਖੌਮੇ ਨਹੀਂ ਕਹੇਗਾ ਪਰ ਗੁਰੂ ਜਿਨ੍ਹਾਂ ਨੇ ਸਤਿਗੁਰੂ ਹੁਕਮ ਬੁੱਝਿਆ ਕਹਿਣ ਲੱਗੇ ਫਿਰ ਉਹ ਸ਼ੁਕਰ ਵਿੱਚ ਗਾਉਣ ਲੱਗੇ ਪਰ ਪੂਰਾ ਨਹੀਂ ਗਾ ਸਕੇ ਕਿਉਂਕਿ ਜੋ ਕੁਝ ਉਹਨਾਂ ਨੂੰ ਮਿਲਿਆ ਸਿਰਫ ਉਹਦਾ ਹੀ ਉਹਨਾਂ ਨੂੰ ਪਤਾ ਹੈ ਅਨ ਮਿਲੇ ਦਾ ਪਤਾ ਹੀ ਨਹੀਂ ਕਿ ਕਿੰਨਾ ਕੋਈ ਰੱਬ ਦੀਆਂ ਦਾਤਾਂ ਉਸ ਤੋਂ ਬਾਅਦ ਫਿਰ ਤੀਜੀ ਪੌੜੀ ਆਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਇਸ ਵਿੱਚ ਜ਼ਿਕਰ ਕਰਦੇ ਆ ਅਖੀਰ ਤੇ ਮਹਾਰਾਜ ਫਿਰ ਕਹਿਣ ਲੱਗੇ ਕਿ ਇਹ ਕਹਿਣ ਵਾਲੇ ਬਹੁਤ ਨੇ ਕਤਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਫਿਰ ਹੁਕਮ ਆ ਗਿਆ ਫਿਰ ਬੇਨਤੀ ਹੁਕਮ ਰਜਾਈ ਚਲਣਾ ਨਾਨਕ ਹੁਕਮੈ ਜੇ ਬੁੱਝੈ ਗੱਲ ਸਚਿਆਰਤਾ ਦੀ ਚੱਲ ਰਹੀ ਫਿਰ ਗੁਰੂ ਜੀ ਨੇ ਕਿਹਾ ਹੁਕਮੀ ਹੁਕਮ ਚਲਾਏ ਰਾਖੋ ਨਾਨਕ ਵਿਗਸੈ ਵੇ ਪਰਵਾ ਉੱਥੇ ਇੱਕ ਸ਼ਬਦ ਹੋਰ ਦਿੱਤਾ ਹੁਕਮੀ ਹੁਕਮੀ ਦਾ ਅਰਥ ਜਿਹਦਾ ਹੁਕਮ ਚੱਲ ਰਿਹਾ ਹੈ ਤੇ ਆਪ ਨੂੰ ਫਿਰ ਬੇਨਤੀ ਕਰਾਂ ਜਿਹੜਾ ਹੁਕਮ ਨੂੰ ਸਮਝ ਜਾਏਗਾ ਸੱਚ ਇਹ ਵੇ ਉਹਦੀ ਜ਼ਿੰਦਗੀ 'ਚ ਕੋਈ ਵੀ ਘਟਨਾ ਮਾਪਰੇ ਸਮਾਜਿਕ ਨੈਤਿਕਤਾ ਨਾਲੋਂ ਗੰਦ ਹੋਵੇ ਚੰਗ ਹੋਵੇ ਸਰੋਪਾ ਹੋਵੇ ਅਪਮਾਨ ਹੋਵੇ ਸੱਚ ਇਹ ਵੇ ਜਿਹੜਾ ਹੁਕਮ ਨੂੰ ਸਮਝ ਜਾਏਗਾ ਉਹ ਖੇੜੇ ਵਿੱਚ ਰਹਿੰਦਾ ਉਹਨੂੰ ਪਤਾ ਹੈ ਉਹ ਹਰ ਹੁਕਮ ਦੇ ਵਰਤਾਰੇ ਵਿੱਚ ਆਪ ਵਰਤਦਾ ਹੈ ਇਸੇ ਕਰਕੇ ਮਹਾਪੁਰਖ ਤੱਤੀ ਤਵੀ ਤੇ ਬੈਠਾ ਕਿਉਂ ਕਹਿੰਦਾ ਤੇਰਾ ਕੀ ਆ ਮਿੱਠਾ ਲੱਗੇ ਉਹਨੂੰ ਪਤਾ ਉਹਦੇ ਹੁਕਮ 'ਚ ਹੁਕਮ ਹੀ ਹੈ ਹੁਕਮ ਹੀ ਕਦੀ ਹੁਕਮ ਤੋਂ ਵੱਖ ਨਹੀਂ ਹੋ ਸਕਦਾ ਫਿਰ ਇਸ ਗੱਲ ਨੂੰ ਸਮਝਿਓ ਮੈਂ ਫਿਰ ਅਰਜ਼ ਕਰਾਂਗਾ ਉਸ ਦਿਨ ਇੱਕ ਗੱਲ ਕਹੀ ਮੈਂ ਜੋ ਅਸੀਂ ਕਥਾ ਕੀਤੀ ਉਹ ਸੰਖੇਪ ਕਰ ਲੱਗਿਆ ਅਖੀਰ ਤੇ ਕਿਉਂਕਿ ਸਚਿਆਰ ਕਿਹੋ ਜਿਹਾ ਚਾਹੀਦਾ ਫਿਰ ਇਹਦੇ ਅੰਤਰੀਵੀ ਤੇ ਮੁਖੀ ਗੁਣਾਂ ਦਾ ਜ਼ਿਕਰ 38ਵੀਂ ਪੌੜੀ ਹੈ ਜਪਜੀ ਸਾਹਿਬ ਦਾ ਨਿਚੋੜ ਕਹਿ ਲਓ ਫਿਰ ਗੁਰੂ ਜੀ ਨੇ ਉੱਥੇ ਅਰਜ਼ ਮੈਂ ਕੀਤੀ ਬੰਦਾ ਹੁਕਮ ਕਰਦਾ ਹੈ ਕਈ ਵਾਰੀ ਹੁਕਮ ਕਰਨ ਵਾਲੇ ਦੀ ਮੌਤ ਹੋ ਜਾਂਦੀ ਏ ਉਹਦੇ ਆਰਡਰ ਪਿੱਛੋਂ ਨੌਕਰ ਸਰਕਾਰਾਂ ਮੰਨਦੀਆਂ ਨੇ ਪਰ ਰੱਬ ਚੇਤੇ ਰੱਖਿਓ ਹੁਕਮ ਕਰਕੇ ਕਿਤੇ ਅਸਮਾਨ ਤੇ ਨਹੀਂ ਜਾਂਦਾ ਜਿੱਥੇ ਹੁਕਮ ਵਰਤਦਾ ਉੱਥੇ ਹੁਕਮੀ ਹੁੰਦਾ ਫਿਰ ਗੁਰੂ ਜੀ ਸਾਨੂੰ ਇਹ ਏਡੇ ਡੂੰਘੇ ਸ਼ਬਦ ਤੁਸੀਂ ਕਹੇ ਰਜ਼ਾ ਕੂੜ ਦੀ ਪਾਲ ਹੁਕਮ ਖੌਮੇ ਸਾਨੂੰ ਸਿੱਧਾ ਜਿਹਾ ਦੱਸੋ ਅਸੀਂ ਬਿਲਕੁਲ ਸਾਡੀ ਬੋਲੀ ਚ ਦੱਸੋ ਆ ਸਚਿਆਰ ਕਿਵੇਂ ਹੋ ਸਕਨੇ ਆ ਗੁਰੂ ਜੀ ਕਹਿੰਦੇ ਆ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਇਕੱਲਾ ਤੂੰ ਸਚਿਆਰ ਨਹੀਂ ਹੋਵੇਂਗਾ ਤੇਰੀ ਸਚਿਆਰਤਾ ਦੇ ਨਾਲ ਸੰਸਾਰ ਸਚਿਆਰ ਹੋ ਜਾਏਗਾ ਇਹ ਕਿਵੇਂ ਕਿਉਂਕਿ ਅਜੇ ਤੇਰੇ ਅੰਦਰ ਖੁਦ ਮੈਲ ਦੀ ਦੀਵਾਰ ਹੈ ਤੇਰੇ ਲਈ ਧਰਮੀ ਵੀ ਮਿਲੇ ਨੇ ਤੇਰੇ ਲਈ ਨਾਮ ਜਪਣ ਵਾਲੇ ਵੀ ਮਿਲੇ ਨੇ ਇਨਸਾਨ ਜਿੱਦਨ ਤੇਰਾ ਅੰਦਰ ਸਚਿਆਰ ਹੋ ਗਿਆ ਸੱਚੇ ਕੀ ਸਾਰਾ ਸੰਸਾਰ ਹੀ ਹਰ ਕਾ ਬਾਗਰਾ ਬਣ ਜਾਏਗਾ ਇਹ ਸੱਚੇ ਕੀ ਹੈ ਕੋਠੜੀ ਬਣੇਗਾ ਫਿਰ ਗੁਰੂ ਜੀ ਨੇ ਕਿਹਾ ਕਿ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਫਿਰ ਪੰਜਵੀਂ ਤੇ ਛੇਵੀਂ ਪੌੜੀ 'ਚ ਥਾਪਿਆ ਨਾ ਜਾਏ ਤੀਰਥ ਨਾਮਾ ਤੇ ਦਾਤ ਪਹਿਲੀ ਵਾਰ ਇੱਥੇ ਬਾਬਾ ਜੀ ਨੇ ਮੰਗੀ ਸਭ ਤੋਂ ਪਹਿਲੀ ਮੰਗ ਬਾਬਾ ਜੀ ਨੇ ਕੀ ਕੀਤੀ ਪੰਜਵੀਂ ਪੌੜੀ ਚ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਉਸ ਤੋਂ ਬਾਅਦ ਜੇ ਜੁਗਚਾਰੇ ਆਰਜਾ ਦੀ ਪੌੜੀ 'ਚ ਲੰਬੇਰੀ ਉਮਰ ਦੁਨੀਆ ਦੀ ਵਾਵਾ ਲੋਕਾਂ ਦਾ ਪਿੱਛੇ ਚੱਲਣਾ ਹਰ ਬੰਦੇ ਦਾ ਬੰਦੇ ਸਾਹਮਣੇ ਚੁੱਕ ਜਾਣਾ ਬਾਬਾ ਜੀ ਕਹਿੰਦੇ ਕੋਈ ਅਰਥ ਨਹੀਂ ਰੱਖਦਾ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ ਉਸ ਤੋਂ ਬਾਅਦ ਗੁਰੂ ਜੀ ਨੇ ਨਾਮ ਸੁਣ ਦੀ ਗੱਲ ਕੀਤੀ ਫਿਰ ਬੇਨਤੀ ਚਾਰ ਪੌੜੀਆਂ 'ਚ ਇੱਕੋ ਸਬਜੈਕਟ ਰੱਖਿਆ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਉਸ ਤੋਂ ਬਾਅਦ ਮੰਨੇ ਦੀ ਪੌੜੀ ਤੇ ਸ਼ਰਮਖੰਡ ਦੀ ਪੌੜੀ ਮੈਂ ਫਿਰ ਬੇਨਤੀ ਕਰਾਂ ਮੰਨੇ ਦੀਆਂ ਪੌੜੀਆਂ ਪਹਿਲੀ ਪੌੜੀ ਸੀ ਜਿਨੇ ਮੰਨ ਲਿਆ ਬਾਕੀ ਤਿੰਨ ਪੌੜੀਆਂ ਨੇ ਜਿਹੜਾ ਮੰਨੇਗਾ ਤੇ ਚਾਰਾਂ ਪੌੜੀਆਂ ਦੇ ਅਖੀਰ 'ਚ ਜ਼ੋਰ ਦੇ ਕੇ ਕਿਹਾ ਕਿ ਲੋਕੋ ਜਿਹੜੇ ਮੈਂ ਤੁਹਾਨੂੰ ਚਾਰ ਪੌੜੀਆਂ 'ਚ ਉੱਤੇ ਬਚਨ ਕਹਿ ਰਿਹਾ ਮੇਰੇ ਤੇ ਯਕੀਨ ਕਰੋ ਤੁਸੀਂ ਆਪਣੇ ਮਨ ਵਿੱਚ ਸ਼ਰਧਾ ਨਾਲ ਮੰਨ ਕੇ ਦੇਖੋ ਤੁਹਾਡੇ ਤੇ ਵੀ ਕਿਰਪਾ ਹੋਵੇਗੀ ਪਰ ਕੀ ਮੰਨੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਉੱਥੇ ਸੀ ਅਰਥ ਕੀਤਾ ਮੰਮੇ ਤੇ ਟਿੱਪੀ ਲੱਗੀ ਤੁਸੀਂ ਮੰਨੋ ਬਾਜੀ ਕਹਿੰਦੇ ਮੰਨ ਕੇ ਤਾਂ ਦੇਖੋ ਛੱਡੋ ਗੱਲਾਂ ਮੇਰੀ ਗੱਲ ਗੁਰੂ ਜੀ ਕਹਿੰਦੇ ਮੰਨੋ ਇੱਥੇ ਮੇਰੀ ਚਾਹੁੰਦੇ ਨਹੀਂ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਉਸ ਤੋਂ ਬਾਅਦ ਤਕਰੀਬਨ ਸਾਡੇ ਕੋਲ ਸੰਸਾਰ ਦੀ ਰਚਨਾ ਕਰਤਾਰ ਦੀ ਦਰਗਾਹੀ ਜਿਹੜੀ ਸਾਰਾ ਦਰਬਾਰ ਹੈ ਉਹਦੀ ਸ਼ੁਰੂਆਤ ਹੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਉਸ ਵਿੱਚ ਗੁਰਦੇਵ ਨੇ ਸੰਸਾਰ ਦਾ ਸਿਸਟਮ ਕਿਵੇਂ ਚੱਲਦਾ ਧੌਲ ਧਰਮ ਦਇਆ ਕਾਪੂਤ ਪਰ ਇਹ ਖਾਸ ਕਰਕੇ ਪੌੜੀਆਂ ਅਸੰਖ ਜਪ ਅਸੰਖ ਮੂਰਖ ਅੰਧਕੋਰ ਤੇ ਪੰਜ ਪ੍ਰਵਾਨ ਵਾਲੀ ਉਹਦੇ ਅਖੀਰ 'ਚ ਬਾਬਾ ਜੀ ਨੇ ਕਿਹਾ ਚੰਗਿਆਈ ਵੇਖ ਕੇ ਤੇ ਬੁਰੀਾਈ ਵੇਖ ਕੇ ਕਲਪਨਾ ਕਿ ਫੁੱਲ ਦੇ ਨਾਲ ਕੰਡਾ ਕਿਉਂ ਸੰਤ ਦੇ ਨਾਲ ਸਾਖਤ ਕਿਉਂ ਰੱਬ ਦੀ ਉਸਤਤ ਵਾਲਿਆਂ ਦੀ ਨਿੰਦਿਆ ਕਿਉਂ ਇੰਨੀ ਰੱਬ ਦੀ ਗੀਤ ਗਾਉਣ ਵਾਲਿਆਂ ਦੀ ਬੇਇੱਜ਼ਤੀ ਕਿਉਂ ਗਾਉਣ ਵਾਲੇ ਵੀ ਬੜੇ ਨੇ ਨਿੰਦਣ ਵਾਲੇ ਵੀ ਬੜੇ ਨੇ ਜੇ ਆਪਣੇ ਆਪ ਨੂੰ ਟਿਕਾਣੇ ਤੇ ਹੁਕਮ ਨਾ ਭੁੱਲੀ ਯਾਦ ਰੱਖੀ ਨਾਨਕ ਹੁਕਮ ਹੈ ਜੇ ਬੁੱਝੈ ਤੂੰ ਇਹ ਗੱਲ ਸਮਝ ਕੀ ਕਿ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰਮ ਉਸ ਦਿਨ ਕਰਜ਼ ਕੀਤੀ ਪਾਈ ਸਾਹਿਬ ਜਪ ਵਾਲੀ ਪੌੜੀ ਚ ਨਾਨਕ ਸ਼ਬਦ ਨਹੀਂ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਕੁਦਰਤ ਦਾ ਲਫ਼ਜ਼ੀ ਅਰਥ ਤੇ ਸ਼ਕਤੀ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਬੜੀ ਭਲੀ ਕਾਰ ਜਪ ਮਾੜਾ ਤਪ ਮਾੜਾ ਤੀਰਥ ਮਾੜਾ ਚਲੋ ਆਪਣੇ ਢੰਗ ਲੋਕ ਕਰ ਰਿਹਾ ਦੂਜੀ ਪੌੜੀ 'ਚ ਜਿੰਨੂੰ ਧਰਮ ਦਾ ਫਲਸਫਾ ਕਹਿੰਦਾ ਨੀਚ ਤੇ ਪਤਤ ਉਸ ਦਿਨ ਕਿਹਾ ਸੀ ਬੜਾ ਖੁੱਲਾ ਦਿਲ ਰੱਖ ਕੇ ਬਾਬੇ ਦਾ ਜਪ ਪੜਨਾ ਪੈਣਾ ਤੇ ਬਾਬਾ ਜੀ ਨੇ ਮੈਂ ਕੱਲ ਵੀ ਅਰਜ਼ ਕੀਤੀ ਆਪਣਾ ਸੀਨਾ ਖੋਲ ਕੇ ਰੱਖ ਦਿੱਤਾ ਜਪ ਵਿੱਚ ਲੋਕੋ ਜੇ ਮੇਰੇ ਦਰਸ਼ਨ ਕਰਨੇ ਦੇ ਤੇ ਜਪ ਵਿੱਚ ਡੁੱਬ ਜਾਓ ਹੁਣ ਅਗਲੀ ਪੌੜੀ 'ਚ ਅਸੰਖ ਮੂਰਖ ਅੰਧਕੋਰ ਉਸ ਦੇ ਅਖੀਰ 'ਚ ਗੁਰੂ ਜੀ ਨੇ ਕੀ ਕਿਹਾ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਮਹਾਰਜ ਕੀਤੀ ਨੀਚ ਦੇ ਚੱਚੇ ਨੂੰ ਔਂਕੜ ਖੈ ਮਾਰੇ ਨੇ ਕਿਹਾ ਇਹ ਨੀਚ ਨਹੀਂ ਕੇਵਲ ਇੰਨੀ ਨਿਰਮਾਨਤਾ ਉੱਤਮ ਪੁਰਖ ਵਿੱਚ ਸ਼ਬਦ ਕਹਿ ਕੇ ਪਿਆਰਿਓ ਸੱਚਮੁੱਚ ਇਹ ਨਹੀਂ ਕਹੇ ਜਿਹੜੇ ਨੀਚ ਨੇ ਸਾਰੇ ਮਰ ਜਾਣ ਗੁਰੂ ਕਹਿੰਦਾ ਨਹੀਂ ਜੇ ਪੈਦਾ ਕਰਨ ਵਾਲੇ ਨੂੰ ਰੋਟੀ ਦਈ ਜਾਂਦਾ ਤੂੰ ਪੈਦਾ ਕਰਨ ਵਾਲੇ ਦੀ ਕਾਰ ਨੂੰ ਭਲਿਆਂ ਕਹੋ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋਤ ਤੁਧ ਸਾਈ ਭਲੀ ਕਾਰ ਫਿਰ ਨਾਮ ਦਾ ਜ਼ਿਕਰ ਕੀਤਾ ਅਖਰੀ ਬਾਣੀ ਦਾ ਜ਼ਿਕਰ ਕੀਤਾ ਉਸ ਤੋਂ ਬਾਅਦ ਗੁਰਦੇਵ ਪਹੁੰਚਦੇ ਆ ਕਿ ਜਿਸ ਬੰਦੇ ਦੀ ਅੰਦਰ ਦੀ ਮਤ ਪ੍ਰਿਸ਼ਟ ਹੋ ਜਾ ਉਸ ਤੋਂ ਅਗਲੀਆਂ ਪੌੜੀਆਂ ਉਹ ਨਾਮ ਤੋਂ ਬਿਨਾ ਨਹੀਂ ਧੁੱਪ ਸਕਦੀਆਂ ਫਿਰ ਗੁਰੂ ਜੀ ਪਹੁੰਚਦੇ ਆ ਅੰਤਰਗਤ ਤੀਰਥ ਕੀਖ ਉਹ ਸੁਣਿਆ ਮੰਨਿਆ ਮਨ ਕੀਤਾ ਪਾਓ ਉਸ ਤੋਂ ਬਾਅਦ ਗੁਰੂ ਜੀ ਕਹਿੰਦੇ ਸ੍ਰਿਸ਼ਟੀ ਦੀ ਰਚਨਾ ਕੀ ਹੈ ਕਿਸੇ ਨੂੰ ਵੇਲੇ ਦਾ ਪਤਾ ਨਹੀਂ ਸਤਿਗੁਰੂ ਨਾਲ ਨਾਲ ਬਾਹਰਮੁਖੀ ਅੰਤਰਮੁਖੀ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਫਿਰ ਕਹਿੰਦੇ ਆ ਲੱਖਾਂ ਪਤਾਲ ਨੇ ਲੱਖਾਂ ਆਗਾਸ ਨੇ ਫਿਰ ਕਹਿੰਦੇ ਇੱਕ ਕੰਮ ਕਰ ਤੂੰ ਇਹ ਦੀ ਮਤ ਪੈਦਾ ਕਰ ਕਿਵੇਂ ਹੋ ਗਿਆ ਕਿਉਂ ਹੋ ਗਿਆ ਤੂੰ ਇੱਕ ਕੰਮ ਕਰ ਸਾ ਲਾਖੀ ਸਾ ਲਾਹੇ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਤੂੰ ਸਲੋਤਾ ਕਰ ਉਸ ਤੋਂ ਬਾਅਦ ਸਲੋਤਾ ਦਾ ਅਰਥ ਰੱਬ ਦਾ ਅੰਤ ਪਾਣਾ ਨਹੀਂ ਫਿਰ ਮਹਾਰਾਜ ਕਹਿਣ ਲੱਗ ਪਏ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨਾ ਕਰਨੇ ਦੇ ਨੰਤ ਹਾਂ ਇੱਕ ਕੰਮ ਕਰ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਜੇ ਅੰਤ ਦੀ ਗੱਲ ਕਰਨੀ ਹੈ ਤੇ ਨਾ ਕਰੀ ਉਸ ਉੱਚੇ ਤੋਂ ਉੱਚਾ ਨਾ ਹੈ ਜੇ ਉੱਚੇ ਤੱਕ ਪਹੁੰਚਣਾ ਤੇ ਨਾਮ ਜਪ ਉੱਚੇ ਉਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਪਰ ਨਾਲ ਹੀ ਖੌਮੇ ਖਿੱਚ ਦਿੱਤੀ ਕਿਤੇ ਤੂੰ ਸੰਘਾਸਨ ਲਾ ਕੇ ਪੈ ਗਿਆ ਮੈਂ ਰੱਬ ਬਣ ਗਿਆ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਜਿਹੜਾ ਏਵਡ ਉੱਚਾ ਹੁੰਦਾ ਉਹ ਕਦੀ ਸ਼ਰੀਕ ਨਹੀਂ ਬਣਦਾ ਉਹ ਕਹਿੰਦਾ ਨਾਨਕ ਨਦਰੀ ਕਰਮੀ ਦਾਤ ਇਹ ਤੇਰੀ ਬਖਸ਼ਿਸ਼ ਹੈ ਨਾਮ ਉਸ ਤੋਂ ਬਾਅਦ ਇਹ ਕਰਮੀ ਦਾਤ ਇਹ ਕਰਮ ਕੀ ਹੈ ਫਿਰ ਗੁਰੂ ਜੀ ਅੱਗੇ ਚੱਲਦਿਆਂ ਕਹਿਣ ਲੱਗੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਬਖਸ਼ਿਸ਼ ਦੇ ਪੈਸੇ ਨਹੀਂ ਲੈਂਦਾ ਪੈਸੇ ਕੋਈ ਦੇ ਵੀ ਨਹੀਂ ਸਕਦਾ ਉਸ ਤੋਂ ਬਾਅਦ ਗੁਰੂ ਜੀ ਨੇ ਇਸ ਪੌੜੀ ਦੇ ਖੀਰ ਵਿੱਚ ਫਿਰ ਗੱਲ ਕਹੀ ਕਿ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ ਗੁਰੂ ਸਾਹਿਬ ਉਸ ਤੋਂ ਬਾਅਦ ਅੱਗੇ ਇੱਕ ਵਿਸਮਾਦਕ ਝਲਕ ਦਿੱਤੀ ਅਮੁੱਲ ਇਸ ਤਰ੍ਹਾਂ ਇਹਨਾਂ ਦੀ ਪੌੜੀਆਂ ਅਮੁੱਲ ਗੁਣ ਅਮੁੱਲ ਵਪਾਰ ਉਸ ਦਿਨ ਆਪ ਜੀ ਨੂੰ ਮੈਂ ਬੇਨਤੀ ਕੀਤੀ ਸੀ ਅਮੁੱਲ ਦੇ ਅਰਥ ਅਮੁੱਲਕ ਨਹੀਂ ਹੋ ਸਕਦੇ ਅਮੁੱਲ ਦਾ ਅਰਥ ਹੋ ਗਿਆ ਜਿਹਦਾ ਮੁੱਲ ਨਹੀਂ ਪੈਂਦਾ ਉਸ ਦਿਨ ਮਰਜ਼ ਕੀਤੀ ਸੀ ਅਮੁੱਲਿਆ ਦਾ ਅਮੁੱਲ ਦਾ ਅਰਥ ਵਿਸਮਾਦ ਹੈ ਫਿਰ ਐ ਸੁਣਿਓ ਇੱਕ ਉਦਾਹਰਨ ਅਸੀਂ ਲਈ ਸੀ ਕਿ ਫੁੱਲ ਜੰਗਲ 'ਚ ਖਿੜਿਆ ਸੁਗੰਧੀ ਕੋਈ ਝੜ ਗਈਆਂ ਪੱਤੀਆਂ ਕਿਸੇ ਨੇ ਆਨੰਦ ਨਹੀਂ ਮਾਣਿਆ ਦੂਸਰਾ ਮਾਲੀ ਉਹ ਪਾਲਦਾ ਵੇਚਣ ਆਇਆ ਖਰੀਦਣ ਵਾਲੇ ਨੇ ਖਰੀਦ ਲਿਆ ਪਰ ਇੱਕ ਫੁੱਲ ਖਿੜਿਆ ਸੱਚ ਐਵੇਂ ਉਹਨੂੰ ਸੁਗੰਧੀ ਨੂੰ ਲੈ ਕੇ ਇੱਕੋ ਦਮ ਅੰਦਰੋਂ ਆਵਾਜ਼ ਨਿਕਲੀ ਵਾਹ ਉਹ ਜਿਹੜਾ ਵਿਸਮਾਦ ਦਾ ਵਾਹ ਸ਼ਬਦ ਹੈ ਉਹ ਹੀ ਅਮੁੱਲ ਹੈ ਮੇਰੀ ਫਿਰ ਬੇਨਤੀ ਸੁਣਿਓ ਅਮੁੱਲ ਵਿਸਮਾਦਤ ਹੈ ਫਿਰ ਗੁਰੂ ਜੀ ਨੇ ਕਿਹਾ ਅਮੁੱਲ ਅਮੁੱਲ ਕਹਿਣ ਵਾਲੇ ਸਮਾ ਜਾਂਦੇ ਨੇ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਖਣ ਵਾਲੇ ਦੀ ਲਿਵ ਲੱਗ ਜਾਂਦੀ ਤੇ ਮਹਾਰਾਜ ਆਖਣ ਨਾਲ ਅੰਤ ਪਾ ਲਾਂਗੇ ਗੁਰੂ ਜੀ ਕਹਿੰਦੇ ਨਹੀਂ ਨਹੀਂ ਪੈ ਸਕਦਾ ਕਿਉਂ ਜੀ ਕਹਿਣ ਲੱਗੇ ਇਤੇ ਕੀਤੇ ਖੋਰ ਕਰੇ ਤਾਂ ਆਖ ਨਾ ਸਕੈ ਕਹੀ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਤੇ ਜਿਹੜਾ ਢੀਂਗ ਮਾਰ ਕੇ ਕਹਿੰਦਾ ਗੁਰੂ ਜੀ ਇੱਥੇ ਕਹਿੰਦੇ ਨੇ ਉਹ ਮੂਰਖ ਹੈ ਉਹ ਬ੍ਰਹਮ ਗਿਆਨੀ ਨਹੀਂ ਜੇ ਕੋ ਆਖ ਹੈ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰ ਅੰਗਾਵਾਰ ਇਸ ਤੋਂ ਬਾਅਦ ਫਿਰ ਮਾਤ ਲੋਕ ਦਾ ਕੀਰਤਨ ਗੁਰੂ ਅਦ੍ਰਿਸ਼ਟ ਲੋਕ ਦਾ ਕੀਰਤਨ ਮਾਤ ਲੋਕ ਦਾ ਕੀਰਤਨ ਖੰਡਾਂ ਬ੍ਰਹਮੰਡਾਂ ਦਾ ਕੀਰਤਨ ਉਸ ਤੋਂ ਬਾਅਦ ਚੌਥਾ ਬਚਨ ਕਿਹਾ ਇਹ ਸਭ ਕੁਝ ਉਹਦੀ ਹੀ ਸਾਜੀ ਹੈ ਜਿਹੜਾ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਕਾਂ ਕੇਤੇ ਵਾਵਣ ਖਾਰੇ ਹੁਣ ਉਥੇ ਕੇਤੇ ਰਾਗ ਪਰੀ ਸੋ ਕਈਨ ਕੇਤੇ ਗਾਵਣ ਖਾਰੇ ਇਹ ਕੌਣ ਨੇ ਜੀ ਰਾਗ ਪਰੀ ਅਦ੍ਰਿਸ਼ਟ ਮੰਡਲ ਜਿਹੜੇ ਬ੍ਰਹਮਾ ਗਾ ਰਿਹਾ ਇੰਦ ਗਾ ਰਿਹਾ ਉਸ ਤੋਂ ਬਾਅਦ ਸਿੱਧ ਸਮਾਧੀ ਅੰਦਰ ਜਿਹੜੇ ਗਾ ਰਹੇ ਨੇ ਉਹ ਇਸ ਪਲੈਨਟ ਦੇ ਨੇ ਦ੍ਰਿਸ਼ਟਮਾਨ ਨੇ ਗਾਵਨ ਤੋਂ ਨੂੰ ਖੰਡ ਮੰਡਲ ਵਰ ਭੰਡਾ ਅਨੇਕਾਂ ਲੋਕ ਨੇ ਜਿੱਥੇ ਤੇਰਾ ਸ਼ਬਦ ਚੱਲ ਰਿਹਾ ਹੈ ਮੈਂ ਇੱਕ ਬੇਨਤੀ ਆਪ ਨੂੰ ਕਰਾਂ ਅੱਜ ਵੀ ਕਿਸੇ ਸੱਜਣ ਦਾ ਫੋਨ ਸੀ ਕੀ ਇਹ ਚੀਜ਼ਾਂ ਹਨ ਜਿਹੜੀਆਂ ਆਪਾਂ ਕਈਆਂ ਆ ਕੁਝ ਗਾ ਰਿਹਾ ਮੈਂ ਕਿਹਾ ਜੀ ਮੈਂ ਰੱਬ ਨਹੀਂ ਦੇਖਿਆ ਮੈਂ ਬਾਬੇ ਨਾਨਕ ਦਾ ਸਿੱਖ ਜ਼ਰੂਰ ਆ ਜੋ ਮੇਰਾ ਬਾਪੂ ਕਹਿੰਦਾ ਮੈਨੂੰ ਸਮਝ ਕੋਈ ਨਹੀਂ ਪਰ ਹੈ ਜ਼ਰੂਰ ਤਿੰਨ ਵਾਰੀ ਇਹ ਸ਼ਬਦ ਕਹਿਣਾ ਫਿਰ ਖੰਨ ਵਰ ਭੰਡਾ ਗਾ ਰਹੇ ਨੇ ਅਖੀਰ ਤੇ ਕਹਿਣ ਲੱਗੇ ਸਾਰੇ ਗਾਣਗੇ ਪਰ ਇੱਕ ਕੰਮ ਕਰਿਓ ਨਾਨਕ ਰਹਿਣ ਰਜ਼ਾਈ ਹੁਕਮ ਰਜ਼ਾਈ ਚੱਲਣਾ ਉਸ ਤੋਂ ਬਾਅਦ ਫਿਰ ਗੁਰੂ ਜੀ ਨੇ ਚਾਰ ਪੌੜੀਆਂ 'ਚ ਸਿੱਧਾਂ ਨੂੰ ਸੰਬੋਧਨ ਕੀਤਾ ਉਹਨਾਂ ਦੀਆਂ ਮੁੰਦਰਾ ਉਹਨਾਂ ਦੇ ਬਾਹਰ ਦੇ ਪੇਖ ਉਹਨਾਂ ਦੇ ਭੰਡਾਰੇ ਫਿਰ ਉਹਨਾਂ ਨੇ ਸ੍ਰਿਸ਼ਟੀ ਦੀ ਰਚਨਾ ਦੀ ਗੱਲ ਕਰਦੇ ਆ ਉਸ ਦਿਨ ਆਪਾਂ ਵੱਖਰੇ ਅਰਥ ਕੀਤੇ ਸਨ ਏਕਾ ਮਾਈ ਜੁਗਤ ਵਿਆਹੀ ਪਰ ਇਹਨਾਂ ਚਾਰ ਪੌੜੀਆਂ ਦਾ ਤਤ ਭਾਵ ਸੀ ਇੱਕ ਦੂਜੇ ਨੂੰ ਐਵੇਂ ਨਾ ਕਹੀ ਜੋ ਆਦੇਸ਼ ਨਾਤ ਜੀ ਆਦੇਸ਼ ਕਹਿੰਦੇ ਨੇ ਜੇ ਆਦੇਸ਼ ਹੀ ਕਰਨੀ ਹੈ ਤੇ ਉਹਨੂੰ ਕਰੋ ਜਿਹਦਾ ਕਦੀ ਕਤਲ ਨਹੀਂ ਹੋਣਾ ਜਿਨੇ ਪਵਿੱਤਰ ਰਹਿਣਾ ਹੈ ਆਦੇਸ਼ ਤੇ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇਸ ਉਸ ਤੋਂ ਬਾਅਦ ਫਿਰ ਸਤਿਗੁਰੂ ਨੇ ਫਿਰ ਸਾਧਨਾ ਦੀ ਗੱਲ ਕੀਤੀ ਜੇ ਜਗਦੀਸ਼ ਦੇ ਘਰ ਦੀਆਂ ਪੌੜੀਆਂ ਚੜ੍ਹਨੀਆਂ ਨੇ 21 ਹੋਣਾ ਤੇ ਫਿਰ ਇੱਕ ਦੋ ਜੀਵੋ ਲੱਖ ਹੈ ਲੱਖ ਹੋਵੇਂ 20 ਪਰ ਇੰਨਾ ਜਪ ਕੇ ਅਕੀਸ ਹੋਇਆ ਕਦੀ ਦਾਵਾ ਨਹੀਂ ਕਰਦਾ ਉਹ ਕਹਿੰਦਾ ਨਾਨਕ ਨਦਰੀ ਪਾਈ ਹੈ ਇਹ ਸਿਮਰਨ ਵੀ ਤੇਰੀ ਨਦਰ ਹੈ ਉਸ ਤੋਂ ਬਾਅਦ ਕੀ ਇਹ ਲੱਖਾਂ ਵਾਰੀ ਸਿਮਰਨ ਸੀ ਕਰ ਸਕਨੇ ਮਹਾਰਾਜ ਕਹਿੰਦੇ ਨਾ ਆਖਣ ਜੋਰ ਚੁਪੈ ਨਾ ਜੋਰ ਕਿਦੀ ਤਾਕਤ ਨਾ ਸਿਮਰਨ ਕਰ ਲੈ ਫਿਰ ਕਿਉਂ ਜੀ ਕਹਿਣ ਲੱਗੇ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਗੁਰੂ ਸਾਹਿਬ ਉਸ ਤੋਂ ਬਾਅਦ ਇਸ ਪੌੜੀ ਤੋਂ ਬਾਅਦ ਫਿਰ ਗੁਰੂ ਸਾਹਿਬ ਸਾਨੂੰ ਇਸ ਮੰਜ਼ਲ ਤੇ ਲੈ ਕੇ ਆਉਣ ਲੱਗੇ ਮੈਂ ਸੰਖੇਪ ਜੀ ਬੇਨਤੀ ਕੀਤੀ ਮੈਨੂੰ ਗੁਰਮਖਾਂ ਕਿਹਾ ਸੀ ਮੈਂ ਤਾਂ ਵੀ ਚਲੋ ਇਹ ਹੋਵੇ ਆਪਾਂ 19 ਦਿਨ ਕੀ ਗੱਲ ਕੀਤੀ ਉੰਜ ਮੈਂ ਬੇਨਤੀ ਆਪ ਨੂੰ ਕਰਾਂਗਾ ਹਉਮੇ ਚ ਨਹੀਂ ਗੁਰ ਪਿਆਰੇ ਕੀਰਤਨੀਏ ਬੈਠੇ ਆ ਕਥਾਵਾਚਕ ਬੈਠੇ ਆ ਪਲੀਜ਼ ਗੁਰਪੁਰਬ ਦੇ ਦਿਨਾਂ ਵਿੱਚ ਵਿਸ਼ੇਸ਼ ਸਮਾਗਮ ਰੱਖ ਕੇ ਘੱਟੋ ਘੱਟ ਬਾਣੀ ਦੇ ਅਖਰੀ ਅਰਥ ਜ਼ਰੂਰ ਕੀਤੇ ਜਾਣ ਹੁਣ ਜਿਵੇਂ ਤੁਸੀਂ ਸੁਖਮਨੀ ਸਾਹਿਬ ਕਰਦੇ ਹੋ ਬਹੁਤ ਚੰਗਾ ਉਹਦੇ ਸਰਲ ਅਰਥ ਵੀ ਰੋਜ਼ ਹੋ ਜਾਣ ਮੈਂ ਇਹ ਨਹੀਂ ਕਹਿ ਰਿਹਾ ਮੈਂ ਖੁਦ 30 ਸਾਲਾਂ ਦਾ ਭਾਈ ਸਾਹਿਬ ਕਥਾ ਕਰ ਰਿਹਾ ਜਿਹੜੇ ਅਰਥ ਹੁਣ ਵਾਚੇ ਮੈਂ ਕਿਤੇ ਟੀਕੇ ਚੋਂ ਨਹੀਂ ਜ਼ਿਆਦਾ ਪੜੇ ਹੁਣ ਇਹ ਦੇਖੋ ਅੱਗੇ ਫਿਰ ਗੁਰੂ ਜੀ ਨੇ ਖੰਡਾਂ ਦਾ ਜ਼ਿਕਰ ਕੀਤਾ ਉਸ ਵਿੱਚ ਇਸ ਧਰਤੀ ਦਾ ਜ਼ਿਕਰ ਕੀਤਾ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਯਾਦ ਰੱਖਿਓ ਇਹ ਹੀ ਪੰਜੇ ਖੰਡ ਫਿਰ ਅੱਗੇ ਚਲੇ ਜਾਣੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਉੱਥੇ ਸਾਰੇ ਇਕੱਠਾ ਹੋ ਜਾਣਾ ਫਿਰ ਧਰਮ ਖੰਡ ਉਸ ਵਿੱਚ ਗੁਰੂ ਜੀ ਨੇ ਜੀ ਜਾਤ ਰੰਗਾਂ ਕੇ ਸਾਰਿਆਂ ਦਾ ਜਿਹੜਾ ਪਿੱਛੇ ਕਰਕੇ ਆਏ ਸਨ ਜ਼ਿਕਰ ਉਹ ਇਹਦੇ 'ਚ ਵੀ ਕੀਤਾ ਫਿਰ ਕਰਮੀ ਕਰਮੀ ਕੋਈ ਵਿਚਾਰ ਕਹਿ ਕੇ ਕਹਿਣ ਲੱਗੇ ਕਿ ਆ ਧਰਮ ਖੰਡ ਹੈ ਧਰਮ ਖੰਡ ਸਮਾਪਤ ਕੀਤਾ ਪਰ ਗਿਆਨ ਖੰਡ ਵਿੱਚ ਫਿਰ ਧਰਮ ਖੰਡ ਦੀ ਤੁਕਸ਼ ਦੱਖ ਦਿੱਤੇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਅਸੀਂ ਕੱਲ ਵਾਚਿਆ ਨਾ ਜੀ ਗਿਆਨ ਖੰਡ ਕੀ ਹੈ ਗਿਆਨ ਖੰਡ ਦੀ ਸੰਪੂਰਨਤਾ ਹੋਈ ਤੇ ਗਿਆਨ ਖੰਡ ਸਰਮ ਖੰਡ ਚ ਲੈ ਗਿਆ ਸਰਮ ਖੰਡ ਕਹਿਣ ਤੋਂ ਪਹਿਲਾਂ ਦੋ ਗਿਆਨ ਖੰਡ ਦੀਆਂ ਤੁਕਾਂ ਰੱਖ ਦਿੱਤੀਆਂ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋੜ ਆਨੰਦ ਫਿਰ ਸ਼ਰਮ ਖੰਡ ਆਇਆ ਮੈਂ ਸ਼ਰਮ ਖੰਡ ਦੇ ਅਰਥ ਕੀਤੇ ਨੇ ਆਨੰਦਮਈ ਮਿਹਨਤ ਵਾਲਾ ਨਹੀਂ ਕੀਤਾ ਮੈਨੂੰ ਪਤਾ ਸਭ ਨੇ ਸ਼ਰਮ ਦੇ ਅਰਥ ਕੀਤੇ ਠੀਕ ਹੈ ਪਰ ਜਿੱਥੇ ਇੰਨੀ ਘਾੜਤ ਘੜੀਂਦੀ ਪਈ ਹੈ ਜਿਹੜਾ ਗਿਆਨ ਖੰਡ ਵਾਲੇ ਚਲਕਾਰੇ ਮਾਨ ਚੁੱਕਾ ਹੈ ਚੇਤੇ ਰੱਖਿਓ ਹੁਣ ਉਹਦਾ ਅਗਲੀ ਅਵਸਥਾ ਆਨੰਦ ਦੀ ਹੈ ਉਹ ਨੌਲੇਜ ਨਹੀਂ ਕੇਵਲ ਇਨਸਾਨੀ ਅਨਪਵੀ ਗਿਆਨ ਫਿਰ ਗੁਰੂ ਜੀ ਨੇ ਕਿਹਾ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਅੱਜ ਦੁਪਹਿਰੇ ਅਸੀਂ ਵਾਚਿਆ ਕਰਮ ਖੰਡ ਤੇ ਸੱਚ ਖੰਡੀ ਕੋ ਪੌੜੀ ਵਿੱਚ ਹੈ ਇਸ ਕਰਕੇ ਦਾਸ ਨੇ ਥੋੜਾ ਜਿਹਾ ਸੂਰਮੇ ਸ਼ਬਦ ਤੇ ਜ਼ਰੂਰ ਜ਼ੋਰ ਦਿੱਤਾ ਸੀ ਸਿੱਖ ਜਿਹਦੇ ਅੰਦਰ ਸ਼ਬਦ ਮੈਂ ਤਾਂ ਬਾਬਾ ਦੀਪ ਸਿੰਘ ਜੀ ਦੀ ਉਦਾਹਰਨ ਦਿੱਤੀ ਇਸ ਕਰਕੇ ਉਹ ਕਰਮਖੰਡ ਦੇ ਵਸਨੀਕ ਨੇ ਇੱਕ ਗੱਲ ਪ੍ਰਿੰਸੀਪਲ ਗੰਗਾ ਸਿੰਘ ਨੇ ਲਿਖੀ ਹੈ ਹਿਸਟਰੀ ਚ ਨਹੀਂ ਪਰ ਉਹਨਾਂ ਦੇ ਖਿਆਲ ਦੀ ਉਡਾਰੀ ਹੈ ਕਹਿੰਦੇ ਨੇ ਮੁਕਤਸਰ ਭਾਈ ਮਾਨ ਸਿੰਘ ਜੀ ਦਾ ਸੀਸ ਗੋਦ ਵਿੱਚ ਹੈ ਅੱਖਾਂ ਭਰੀਆਂ ਨੇ ਕਿਉਂਕਿ ਪਛਤਾਵੇ ਦੇ ਅਖਰੂ ਵੱਡੇ ਤੋਂ ਵੱਡਾ ਗੁਨਾਹ ਵੀ ਧੋ ਕੇ ਰੱਖ ਦਿੰਦੇ पर तुर अंदरों निकले पर मैं फिर अर्ज करा इकबाल कहता फिर शान करीमी के हौसले देखे गुनाहगार जो कह दे गुनाहगार हूं मैं तड़प के शान करीमी ने ले लिया बोसा कहा सिर को झुका करके गुनाहगार हूं मैं देखो शब्द कैसे ने मोती समझ कर चुन लिए शान करीमी ने ਜਿਹੜੀਆਂ ਮੇਰੀਆਂ ਅੱਖਾਂ ਚੋਂ ਪਾਣੀ ਨਿਕਲਿਆ ਰੱਬ ਨੇ ਕਿਹਾ ਪਾਣੀ ਮਿੱਟੀ 'ਚ ਨਹੀਂ ਰੁਲਣਾ ਚਾਹੀਦਾ ਤੇਰੀਆਂ ਅੱਖਾਂ ਦੀਆਂ ਬੂੰਦਾਂ ਜਿਹੜੀਆਂ ਨੇ ਮੋਤੀ ਨੇ ਮੈਂ ਆਪਣੇ ਖਜ਼ਾਨੇ ਸਾਂਭ ਕੇ ਰੱਖਾਂਗਾ ਇਹ ਕਦੀ ਕਦੀ ਨਿਕਲਦੇ ਨੇ ਅੱਖਾਂ 'ਚੋਂ ਮੈਂ ਆਪ ਨੂੰ ਬੇਨਤੀ ਕਰਾਂ ਕਿ ਗੁਰੂ ਸਾਹਿਬ ਜੀ ਨੇ ਦੇਖੋ ਝੋਲੀ 'ਚ ਨੇ ਤੇ ਮਹਾਰਾਜ ਕਹਿੰਦੇ ਮੈਂ ਕਿਹਾ ਖਿਆਲ ਹੈ ਤੇ ਪ੍ਰਿੰਸੀਪਲ ਸਾਹਿਬ ਦਾ ਜ਼ਿਕਰ ਮੈਂ ਤਾਂ ਕੀਤਾ ਕਿਉਂਕਿ ਅੱਜ ਜੱਜ ਬਹੁਤ ਨੇ ਤੁਹਾਡਾ ਧਾਨ ਨਹੀਂ ਮੈਂ ਖੰਡਾਣਾ ਚਾਹੁੰਦਾ ਤੇ ਬਿਨਾ ਪੜਨ ਤੋਂ ਹੀ ਜੱਜ ਨੇ ਜਿਹੜੇ ਫੈਸਲੇ ਦਿੰਦੇ ਆ ਫੇਸਬੁੱਕੀਏ ਬੈਠੇ ਵੈਗਰੂ ਉਹਨਾਂ ਨੇ ਸ਼ਬਦ ਕਿਹਾ ਮਹਾਰਾਜ ਜੀ ਦੇ ਚਿਹਰੇ ਨੂੰ ਦੇਖਿਆ ਰੋਪ ਹੈ ਗੁਰੂ ਸਾਹਿਬ ਕਹਿੰਦੇ ਆ ਮਾਂ ਸਿੰਘ ਸ਼ਹੀਦਾਂ ਦਾ ਨਿਵਾਸ ਕਰਮਖੰਡ ਹੁੰਦਾ ਹੈ ਕਰਮਖੰਡ ਦੋ ਪੌੜੀਆਂ ਨਹੀਂ ਇੱਕੋ ਹੀ ਹੈ ਤੂੰ ਕਰਮਖੰਡ ਵਿੱਚ ਹੈ ਚੱਲ ਅੱਗੇ ਤਿੱਥੇ ਭਗਤ ਵਸੈ ਕੇ ਲੋ ਕਹਿੰਦਾ ਸਤਿਗੁਰੂ ਜਾਨ ਨੂੰ ਦਿਲ ਕਰਦਾ ਰੋਕ ਨਹੀਂ ਪਰ ਇੱਕ ਫੱਟੀ ਦਿਸਦੀ ਏ ਉਹ ਤੇ ਕਾਲੇ ਅੱਖਰ ਨੇ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨੇ ਬਸ ਉਹ ਪਾੜਦੇ ਪਹਿਲਾਂ ਉਹ ਗੁਰਮੁਖ ਪਿਆਰੇ ਕਹਿੰਦੇ ਸਨ ਮਹਾਰਾਜ ਦੀਆਂ ਅੱਖਾਂ 'ਚ ਕਦੀ ਪਾਣੀ ਨਹੀਂ ਆਇਆ ਜਿਸ ਵਕਤ ਇਹਨੇ ਸ਼ਬਦ ਕਹੇ ਹਜ਼ੂਰ ਦੇ ਨੇਤਰਾਂ 'ਚੋਂ ਨੀਰ ਉਹਦੀਆਂ ਅੱਖਾਂ ਤੇ ਡਿੱਗਿਆ ਕਹਿਣ ਲੱਗੇ ਕਾਗਜ਼ ਤੇ ਟੁੱਟਦੀ ਤਾਂ ਹੁੰਦੀ ਏ ਜੇ ਦੋਵੇਂ ਧਿਰਾਂ ਦਸਕਤ ਕਰਨ ਤੁਸੀਂ ਦਸਕਤ ਕੀਤੇ ਮੈਂ ਤੇ ਨਹੀਂ ਕੀਤੇ ਤੁਸੀਂ ਮੇਰੇ ਨਹੀਂ ਮੈਂ ਨਹੀਂ ਕੀਤੇ ਮੈਂ ਇੱਕ ਬੇਨਤੀ ਕਰਾਂਗਾ ਗੁਰਮਖੋ ਇਹ ਸ਼ਹੀਦਾਂ ਦਾ ਵਾਸਾ ਕਰਮਖੰਡ ਹੈ ਅਗਲੀ ਗੱਲ ਇਹ ਅਦ੍ਰਿਸ਼ਟ ਮੰਡਲ ਹੈ ਜਿਹੜਾ ਮੇਰੀ ਤੁਹਾਡੀ ਤੁਹਾਡੀ ਨਹੀਂ ਮੇਰੀ ਸੁਰਤ ਤੋਂ ਬਹੁਤ ਉੱਚਾ ਹੈ ਪਰ ਗੁਰੂ ਜੀ ਨੇ ਕਿਹਾ ਕਰਮਖੰਡ ਉੱਥੇ ਸੀਤਾ ਰਹਿੰਦਾ ਬੰਦਗੀ 'ਚ ਉਹ ਮਰਦੇ ਨਹੀਂ ਉਹ ਠੱਗੇ ਨਹੀਂ ਜਾਂਦੇ ਫਿਰ ਖੀਰ ਤੇ ਕਿਉਂ ਨੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਖਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਹੁਕਮੀ ਖੋਵਣ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਕਿੱਥੋਂ ਚੁੱਕ ਕੇ ਮਹਾਰਾਜ ਤੇਰੀ ਉਡਾਰੀ ਨੂੰ ਨਮਸਕਾਰ ਗੁਰੂ ਜੀ ਕਹਿ ਰਿਹਾ ਵੇਖੇ ਵਿਗਸੈ ਕਰ ਵਿਚਾਰ ਗੁਰੂ ਸਾਹਿਬ ਹੋਰ ਬੋਲੋ ਇਹਦੇ ਬਾਰੇ ਸਵੇਰੇ ਮੈਂ ਕਿਹਾ ਮਹਾਰਾਜ ਕਹਿੰਦੇ ਨਹੀਂ ਹੁਣ ਲੋਹਾ ਨਹੀਂ ਚਬਾਇਆ ਜਾਣਾ ਨਾਨਕ ਕਥਨਾ ਕਰੜਾ ਸਾਰ 19 ਦਿਨਾਂ 'ਚ ਆਪਾਂ 18 ਦੀਵਾਨਾ 'ਚ ਵਾਚਿਆ ਹੈ ਮੈਂ ਟਾਈਮ ਆਪ ਦਾ ਜ਼ਰੂਰ ਲੈ ਗਿਆ ਪਰ ਇੱਕ ਵਾਰੀ ਨਜ਼ਰ ਗੁਰਮਖਾਂ ਕਿਹਾ ਮੇਰੇ ਮਨ ਨੂੰ ਚੰਗਾ ਲੱਗਾ ਪਿਆਰਿਓ ਹੁਣ ਹੈ 78ਵੀਂ ਪੌੜੀ ਸਿੱਖ ਖਾਲਸਾ ਬ੍ਰਹਮ ਗਿਆਨੀ ਸਾਧ ਗੁਰਮੁਖ ਸੰਤ ਹਰ ਜਨ ਜਿੰਨੇ ਮਰਜੀ ਸ਼ਬਦ ਟਿਕਾ ਲੋ ਆ ਜਿਹਦੇ ਜੀਵਨ ਤੇ ਪੌੜੀ ਢੋਗੀ ਉਹ ਹੀ ਸਿੱਖ ਹੈ ਉਹ ਹੀ ਬ੍ਰਹਮ ਗਿਆਨੀ ਹੈ ਉਹ ਹੀ ਖਾਲਸਾ ਹੈ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੀ ਅੰਤਲੀ ਪੌੜੀ 'ਚ ਆਉਣ ਵਾਲੇ ਸਮੇਂ 'ਚ ਸਚਿਆਰ ਪੁਰਸ਼ ਕੈਸਾ ਹੈ ਗੁਰੂ ਨਾਨਕ ਦੇ ਘਰ ਦਾ ਉਸ ਦਾ ਜੀਵਨ ਕੀ ਹੋਵੇਗਾ ਗੁਰੂ ਸਾਹਿਬ ਜੀ ਨੇ ਤਕਰੀਬਨ ਮੈਂ ਮੇਰੇ ਮੁਤਾਬਕ ਸੱਤ ਉਦਾਹਰਨਾਂ ਲਈਆਂ ਨੇ ਤੇ ਉਦਾਹਰਨ ਦਿੱਤੀ ਹੈ ਸਿਰਫ ਸੋਨਾ ਕੜਨ ਦੀ ਇੱਕ ਗਲੇ ਵਿੱਚ ਪਾਇਆ ਹੋਇਆ ਸੋਨਾ ਖੱਤ ਵਿੱਚ ਪਾਇਆ ਹੋਇਆ ਸੋਨਾ ਉਂਗਲੀ 'ਚ ਪਾਇਆ ਹੋਇਆ ਸੋਨਾ ਪਰ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਨੱਕ ਛੇਦਕ ਕੰਨ ਛੇਦਕ ਕਿਹਾ ਜਾਂਦਾ ਹੈ ਪਰ ਉਂਝ ਗੁਰੂ ਜੀ ਕਹਿੰਦੇ ਆ ਜੇ ਸੋਨਾ ਪਾਣ ਲੱਗੇ ਜਿੰਨੇ ਤੋਲੇ ਪਾਏ ਨੇ ਜਪਜੀ ਸਾਹਿਬ ਦੇ ਪਾਠ ਕਰੀ ਜੇ ਜੇ ਪ੍ਰਸਾਦ ਆਪੂਖਨ ਪਹਰੀਜੈ ਮਨ ਤੇ ਸਿਮਰਤ ਕਿਉ ਆਲਸ ਕੀਜੈ ਕਿਉਂਕਿ ਮੈਨੂੰ ਪਤਾ ਕਿ ਸੱਜਣ ਇਸ ਗੱਲ ਨੂੰ ਨਹੀਂ ਸਵੀਕਾਰਨਗੇ ਪਿਓ ਨੇ ਕਲਗੀ ਲਾਈ ਅਸੀਂ ਰੀਸ ਨਹੀਂ ਕਰਦੇ ਸਿੱਖ ਦੇ ਬਸਤਰ ਤੇ ਚੰਗੇ ਨੇ ਨਾ ਉਹ ਭਿਖਾਰੀ ਬਣ ਕੇ ਥੋੜਾ ਰਹਿੰਦਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਤੇ ਸੋਨਾ ਬਰੋ ਵਿਚਾਰ ਸੋਨਾ ਕਿਵੇਂ ਘੜਿਆ ਜਾਂਦਾ ਹੈ ਉਹਦੇ ਲਈ ਕਿਹੜੀ ਚੀਜ਼ ਦੀ ਜ਼ਰੂਰਤ ਹੈ ਔਜ਼ਾਰ ਸੁਨਿਆਰ ਵੀਰ ਦੇ ਨੇ ਸੁਨਾਰ ਦੇ ਨੇ ਤੇ ਅਧਿਆਤਮਕ ਗੁਣ ਸ਼ਬਦ ਨੂੰ ਕਰਨ ਵਾਸਤੇ ਗੁਰੂ ਨਾਨਕ ਦੇ ਨੇ ਫਿਰ ਬਿੰਤੀ ਔਜਾਰ ਸੰਦ ਹਥਿਆਰ ਕਹਿ ਲੋ ਇਹ ਸੁਨਾਰ ਦੇ ਨੇ ਤੇ ਸੁਨਾਰ ਦੇ ਔਜਾਰ ਵਿੱਚ ਗੁਰੂ ਨਾਨਕ ਦਾ ਸ਼ਬਦ ਵਰਤ ਰਿਹਾ ਹੈ ਮਹਾਰਾਜ ਕਹਿੰਦੇ ਜਿਵੇਂ ਉਹ ਘੜ ਗਿਆ ਉਸ ਤਰ੍ਹਾਂ ਤੂੰ ਘੜ ਜੀ ਤੂੰ ਵੀ ਪ੍ਰਵਾਨ ਹੋ ਜਾਏਗਾ ਇਹਦੀ ਸ਼ੁਰੂਆਤ ਹੈ ਜਤ ਪਾਹਾਰਾ ਬੇਨਤੀ ਹੈ ਜੀ ਮੈਂ ਯਤਨ ਕੀਤਾ ਜਿੰਨਾ ਕੁ ਉਚਾਰਨ ਮੈਂ ਕਰ ਸਕਦਾ ਸਾਂ ਮੁਕੰਮਲ ਨਹੀਂ ਇਸ ਦਾ ਪਾਠ ਪੱਪੇ ਨੂੰ ਕੰਨਾ ਜ਼ਰੂਰ ਬੋਲਣਾ ਪਹਾੜਾ ਨਿਕਲਣਾ ਜਤ ਉੰਜ ਖਿੰਦੀ ਚ ਬੋਲਾਂਗੇ ਤੇ ਯਤ ਆਵੇਗਾ ਜਈਏ ਨਾਲ ਪਰ ਬਾਣੀ ਚ ਜ਼ਿਆਦਾ ਜੱਜੇ ਨਾਲ ਜਤ ਪਹਾੜਾ ਇਹ ਤਿੰਨਾਂ ਅੱਖਰਾਂ ਨੂੰ ਕੰਨਾ ਪੱਪੇ ਕੰਨਾ ਹਾਏ ਕੰਨਾ ਰਾਰੇ ਕੰਨਾ ਪਹਾਰਾ ਜੱਤ ਦਾ ਅਰਥ ਤੇ ਪਹਾਰਾ ਦਾ ਅਰਥ ਕੀ ਹੈ ਬਹੁਤ ਨਵੀਂ ਗੁਰੂ ਸਾਹਿਬ ਜੀ ਨੇ ਉਦਾਹਰਨਾਂ ਦਿੱਤੀਆਂ ਪਹਾਰਾ ਦਾ ਲਫ਼ਜ਼ੀ ਅਰਥ ਹੈ ਹੱਟੀ ਦੁਕਾਨ ਅੱਡਾ ਇੱਕ ਸੁਨਾਰ ਜਿੰਨਾ ਮਰਜੀ ਸਿਆਣਾ ਹੋਵੇ ਜਿਤਨੀ ਮਰਜੀ ਕਾਰੀਗਰੀ ਉਹਨੂੰ ਆਉਂਦੀ ਹੋਵੇ ਪਰ ਜੇ ਉਹਦੇ ਕੋਲ ਇੱਕ ਥਾਂ ਤੇ ਬੈਠ ਕੇ ਅੱਡੇ ਤੇ ਘੜਨ ਵਾਸਤੇ ਅੱਡਾ ਨਹੀਂ ਥਾਂ ਨਹੀਂ ਉਹ ਕਰੇਗਾ ਕੀ ਉਹਨੂੰ ਸਭ ਤੋਂ ਪਹਿਲਾਂ ਦੁਕਾਨ ਚਾਹੀਦੀ ਪਹਾਰਾ ਪਹਾਰਾਦਰ ਤੇ ਥਾਂ ਚਾਹੀਦੀ ਏ ਗੁਰੂ ਜੀ ਨੇ ਕਿਹਾ ਤੂੰ ਸ਼ਬਦ ਨੂੰ ਕਰਨਾ ਅੱਗੇ ਮੈਂ ਬੇਨਤੀ ਕਰਨੀ ਸ਼ਬਦ ਦੇ ਅਰਥ ਥੋੜੇ ਜਿਹਾ ਹਟ ਕੇ ਕਰਾਂਗੇ ਪਰ ਬਾਣੀ ਦੇ ਬਾਣੀ ਚੋਂ ਲੈ ਕੇ ਕਰਾਂਗੇ ਜਤ ਪਹਾਰਾ ਸਭ ਤੋਂ ਪਹਿਲਾਂ ਜੇ ਸ਼ਬਦ ਘੜਨਾ ਹੈ ਤੇ ਉਹਨੂੰ ਗਹਿਣਾ ਘੜਨ ਲਈ ਖੱਟੀ ਚਾਹੀਦੀ ਏ ਤੈਨੂੰ ਸ਼ਬਦ ਘੜਨ ਵਾਸਤੇ ਕਰੈਕਟਰ ਚਾਹੀਦਾ ਹੈ ਜਤ ਦਾ ਅਰਥ ਆਚਰਣ ਫਿਰ ਬੇਨਤੀ ਜਤ ਦਾ ਅਰਥ ਯਤ ਪੁਣਾ ਪਰ ਉਹ ਆਚਰਣ ਸਰੀਰਕ ਖਿੱਚ ਦਾ ਵੀ ਹੈ ਫਿਰ ਬੇਨਤੀ ਸੁਣਿਓ ਕਈ ਵਾਰੀ ਬੰਦਾ ਹੱਟ ਕਰਕੇ ਸਰੀਰਕ ਕਰਮ ਤੋਂ ਬਚ ਜਾਂਦਾ ਹੈ ਪਰ ਸੁਰਤ ਕਰਕੇ ਅੱਖਾਂ ਕਰਕੇ ਜ਼ੁਬਾਨ ਕਰਕੇ ਕੰਨਾਂ ਕਰਕੇ ਤੇ ਕਈ ਵਾਰੀ ਅੱਖਰਾਂ ਕਰਕੇ ਉਸ ਵਿੱਚ ਪਤਤ ਹੋਇਆ ਰਹਿੰਦਾ ਹੈ ਸੁਰਤ ਪਤਤ ਰਹਿੰਦੀ ਸਰੀਰ ਬਚਿਆ ਰਹਿੰਦਾ ਹੈ ਮੈਂ ਸੱਚ ਕਹਾ ਬਹੁਤ ਮੁਸ਼ਕਲ ਹੈ ਬਾਬਾ ਜੀ ਤੇਰੇ ਅਰਥ ਕਰ ਚੱਲੇ ਜਤ ਪਹਾਰਾ ਸਭ ਤੋਂ ਪਹਿਲਾਂ ਆਪਣੀਆਂ ਇੰਦਰੀਆਂ ਤੇ ਕਾਬੂ ਪਾਣਾ ਜਿਹਨੂੰ ਗੁਰੂ ਜਨਕ ਸ਼ਬਦ ਵਰਤਿਆ ਸੰਯਮ ਉਹਨਾਂ ਇੰਦਰੀਆਂ ਤੇ ਦੇਖੋ ਇਹ ਅਖੀਰ ਤੇ ਕਿਹਾ ਪਹਿਲਾਂ ਨਹੀਂ ਕਿਹਾ ਕਿਉਂਕਿ ਜਿਹੜਾ ਬੰਦਾ 37 ਪੌੜੀਆਂ 'ਚ ਵਾਰ-ਵਾਰ ਗੁਰੂ ਦਾ ਜਪ ਗੁਰੂ ਦਾ ਸਿਮਰਨ ਗੁਰੂ ਦੇ ਹੁਕਮ ਦੀ ਗੱਲ ਸਮਝੇਗਾ ਉਹ ਇਸ ਪੌੜੀ ਤੱਕ ਪਹੁੰਚ ਸਕੇਗਾ ਹੱਟ ਕਰਕੇ ਥੋੜਾ ਪਹੁੰਚ ਸਕਦਾ ਹੱਟ ਕਰਕੇ ਨਹੀਂ ਕੋਈ ਪਹੁੰਚਿਆ ਝੂਠ ਹੈ ਗੁਰੂ ਸਾਹਿਬ ਜੀ ਨੇ ਬੜੇ ਸ਼ਬਦ ਵਰਤੇ ਇਸਤਰੀ ਤਜ ਕਾਮ ਵਿਆਪਿਆ ਮਾਰੇ ਨੇ ਕਿਹਾ ਚਿਤ ਲਾਇਆ ਪਰ ਨਾਰੀ ਚਿਤ ਲਾਇਆ ਪਤਤ ਹੋ ਗਿਆ ਚਿਤ ਕਰਕੇ ਗੁਰੂ ਜੀ ਨੇ ਤੇ ਸ਼ਬਦ ਵਰਤੇ ਸਭ ਤੋਂ ਪਹਿਲਾਂ ਕਿ ਇੰਦਰੀਆਂ ਦਾ ਤੂੰ ਜਤ ਰੱਖ ਅੱਖਾਂ ਦਾ ਜਤ ਪਰ ਤਰਿਆ ਰੂਪ ਨਾ ਪੇਖੈ ਨੇਤਰ ਕੰਨਾਂ ਦਾ ਜਤ ਕਰਨਾ ਸੁਣੇ ਕਾਹੂ ਕੀ ਨਿੰਦਾ ਰਸਨਾ ਦਾ ਜਪ ਮਿੱਥਿਆ ਨਾ ਰਸਨਾ ਪਰਸ਼ ਪਰ ਇਸ ਜਤ ਨੂੰ ਕਾਇਮ ਰੱਖਣ ਲਈ ਇਹਨਾਂ ਦੀ ਵਰਤੋਂ ਕੀ ਕਰੀਏ ਗੁਰੂ ਜੀ ਕਹਿੰਦੇ ਆ ਕਿ ਰਸਨਾ ਜਪੀਏ ਇੱਕ ਨਾਮ ਕੰਨਾਂ ਨਾਲ ਕੀ ਕਰੀਏ ਇਹ ਸਰਵਣੋ ਮੇਰਿਓ ਸੱਚੈ ਸੁਣਨੇ ਨੂੰ ਪਠਾਏ ਤੇ ਮਹਾਰਾਜ ਅੱਖਾਂ ਨਾਲ ਕੀ ਕਰੀਏ ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋ ਧਰੀ ਖਰਬਿਨ ਅਵਰ ਨਾ ਦੇਖੋ ਕੋਈ ਅੱਖਾਂ ਨਾਲ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਆਪਣੇ ਆਪ ਫਿਰ ਅਰਜ਼ ਮੈਂ ਕਰਾਂ ਇੱਥੇ ਗੁਰੂ ਜੀ ਬਖਸ਼ਿਸ਼ ਕਰਦੇ ਆ ਕਿ ਸੱਚ ਇਹ ਉਸ ਦਿਨ ਕਿਹਾ ਸੀ ਬੜਾ ਤਜਰਬਾ ਕਰੀ ਦੇ ਇਹ ਕਰਮ ਕਿਵੇਂ ਛੱਡਿਆ ਜਾਏ ਕਿਵੇਂ ਛੱਡਿਆ ਜਾਏ ਮਨ ਨਾਲ ਲੜਦਾ ਹੀ ਹੈ ਨਾ ਬੰਦਾ ਤੇ ਮੇਰੇ ਮਨ ਚ ਆਇਆ ਵੀ ਇਹਨੂੰ ਛੱਡਣ ਦੀ ਥਾਂ ਇਹ ਸੋਚ ਬਦਲ ਹੀ ਲਈਏ ਜੁੜਿਆ ਕਿਵੇਂ ਜਾਏ ਛੱਡਣ ਦੇ ਵਿੱਚ ਹੱਠ ਆਉਣਾ ਹੈ ਛੱਡਣ ਦੇ ਵਿੱਚ ਮੇਰੀਆਂ ਉਕਤੀਆਂ ਜੁਗਤੀਆਂ ਸਿਆਣ ਪਾਉਣਗੀਆਂ ਅੰਜ ਕਰ ਲੈ ਅੰਜ ਕਰ ਲੈ ਪਰ ਜਦੋਂ ਇਹ ਕਹੀਏ ਜੁੜੀਏ ਕਿਵੇਂ ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰ ਦਿੰਦੀ ਹੈ ਉਸ ਦਿਨ ਅਸੀਂ ਵਾਚਿਆ ਸੀ ਇਹ ਰਸ ਛਾੜੇ ਉਹ ਰਸ ਆਇਆ ਤਾਂ ਇਹ ਰਸ ਸਾਡੇ ਹੈ ਹੁਣ ਇੱਥੇ ਗੁਰੂ ਜੀ ਕਹਿੰਦੇ ਆ ਅੱਖਾਂ ਦਾ ਹੈ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੂਸਰਾ ਹੈ ਸਾਜਨਾ ਸੰਤ ਆਓ ਮੇਰੇ ਆਨੰਦਾ ਗੁਣ ਗਾਏ ਮੰਗਲ ਕਸਮ ਲਾ ਮਿਟ ਜਾਹੇ ਪ੍ਰੇਰੈ ਗੁਰੂ ਸਾਹਿਬ ਕਹਿੰਦੇ ਆ ਇੱਕ ਤਰੀਕਾ ਹੈ ਅੱਖਾਂ ਨੂੰ ਸ਼ਬਦ ਦਰਸ਼ਨ ਚ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਸਾਡੜੇ ਸਹੀ ਤਿੰਨਾ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣ ਤਾਸਾ ਸਭ ਤੋਂ ਪਹਿਲੀ ਗੱਲ ਜੇ ਸ਼ਬਦ ਕਰਨਾ ਹੈ ਤੇ ਆਪਣੇ ਸਹੀ ਪਹਿਲੀ ਲੋਹਾਰ ਦੀ ਜਿਹੜੀ ਅੱਡਾ ਹੈ ਪੱਠੀ ਸ਼ਬਦ ਵਰਤਣੀ ਸੌਖਾ ਹੋਰ ਹਾਂਜੀ ਉਹ ਬਣਾ ਤੂੰ ਆਪਣੇ ਆਚਰਨ ਉੰਜ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਗੁਰੂ ਸਾਹਿਬ ਨੇ ਭਾਵੇਂ ਬਾਣੀ ਚ ਕਿਹਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣੇ ਹਉ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਪਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਆ ਕਹਿੰਦੇ ਆ ਭਾਈ ਸਿੱਖਾ ਕਿ ਸਭ ਤੋਂ ਪਹਿਲਾਂ ਇਹ ਆਪਣਾ ਆਚਰਣ ਇਹ ਇਸ ਇੰਦਰੇ ਵੀ ਅਗਲੀ ਗੱਲ ਗ੍ਰਿਸ਼ਤ ਸ਼ਬਦ ਬੜੇ ਕਮਾਲ ਦਾ ਉੰਜ ਚਲੋ ਅਸੀਂ ਗ੍ਰਿਸ਼ਤ ਦੇ ਅਰਥ ਕਰ ਰਹੇ ਹਾਂ ਵਾਸ਼ਨਾ ਸੰਯੁਕਤ ਇੱਕ ਸੱਜਣ ਨੇ ਅਸਤ ਕੀਤੇ ਨੇ ਗ੍ਰਿਸ਼ਤ ਗ੍ਰਹਿ ਸਥਿਤ ਜਿਹੜਾ ਥਿਰ ਕਰ ਬੈ ਸੋ ਹਰਜਨ ਪਿਆਰੇ ਉਹ ਹੀ ਗ੍ਰਿਸ਼ਤੀ ਹੈ ਬਾਹਰ ਮੁਖੀ ਵੀ ਤੇ ਸਵਸਤ ਦੇ ਅਰਥ ਵੀ ਨੇ ਅਸੀਂ ਸਵਸਤ ਦਾ ਅਰਥ ਕਰਨੇ ਆ ਸਵਸਤ ਮੀਨਸ ਜੋ ਅਰੋਗ ਹੈ ਨਹੀਂ ਨਹੀਂ ਇੱਥੇ ਸਰੀਰਕ ਸਵਸਤ ਬੜੇ ਨੇ ਸਵਸਤ ਉਹ ਹੈ ਜੋ ਸਵੈਮ ਸਥਿਤ ਜੋ ਆਪਣੇ ਆਪੇ ਵਿੱਚ ਸਥਿਤ ਹੋ ਗਿਆ ਹੈ वो ਸਵਸਥ ਹੈ ਗੁਰੂ ਸਾਹਿਬ ਜੀ ਨੇ ਗ੍ਰਸਤੀ ਬਾਰੇ ਇੱਕ ਬਚਨ ਕੀਤਾ ਹੈ ਆ ਜਤ ਪਹਾਰਾ ਸੋ ਗਿਰਹੀ ਜੋ ਨਿਗਰਹ ਕਰੈ ਗ੍ਰਸਤੀ ਉਹ ਹੈ ਜੋ ਇੰਦਰੀਆਂ ਨੂੰ ਕਾਬੂ ਕਰ ਲੈ ਕਿਵੇਂ ਕਰੇ ਹੱਥ ਨਾਲ ਨਹੀਂ ਜਪ ਤਪ ਸੰਯਮ ਭੀਖਿਆ ਕਰੇ ਕਿਉਂਕਿ ਅਟੈਚਮੈਂਟ ਹੋਵੇਗੀ ਤੇ ਡਿਟੈਚਮੈਂਟ ਹੋਣੀ ਜਪ ਤਪ ਸੰਯਮ ਹੋਵੇਗਾ ਤੇ ਇੰਦਰੀਆਂ ਨਹੀਂ ਤਾਂ ਪਿਆਰਿਓ ਬੜੇ ਬੰਦੇ ਵੇਖੇ ਜਿਨ੍ਹਾਂ ਹਿੰਦੁਸਤਾਨ ਦੀ ਹਿਸਟਰੀ 'ਚ ਅੱਖਾਂ ਵੀ ਕੱਢ ਲਈਆਂ ਮੈਂ ਅੱਜ ਤੋਂ ਬਾਅਦ ਬੁਰਾ ਨਹੀਂ ਦੇਖਣਾ ਇਸ ਤਰ੍ਹਾਂ ਸੱਚੀ ਮੁੱਚੀ ਇੰਦਰੀਆਂ ਤੇ ਖਮਲੇ ਕੀਤੇ ਮੈਂ ਇੱਕ ਬੇਨਤੀ ਕਰਾਂ ਰੁੱਖ ਦੇ ਪੱਤੇ ਕੱਟ ਲਾਂਗੇ ਤਾਂ ਕੀ ਹੋ ਜਾਏਗਾ ਜਿੰਨੇ ਸੰਗੋਗੇ ਉਹਨੇ ਕਈ ਗੁਣਾ ਵੱਧ ਨਿਕਲਨੇ ਨੇ ਗੁਰੂ ਸਾਹਿਬ ਕਹਿੰਦੇ ਆ ਸੋ ਗਿਰਹੀ ਜੋ ਨਿਗਰੋ ਕਰੇ ਜਪ ਤਪ ਸੰਯਮ ਭੀਖਿਆ ਕਰੇ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ ਜਤ ਪਹਾਰਾ ਸਭ ਤੋਂ ਪਹਿਲਾਂ ਆਪਣੀਆਂ ਇੰਦਰੀਆਂ ਤੇ ਕਾਬੂ ਫਿਰ ਮੈਂ ਅਰਜ਼ ਕਰਾਂਗਾ ਇਸ ਲਈ ਹੰਕਾਰ ਨਹੀਂ ਮੈਂ ਚਲੋ ਪ੍ਰਚਾਰਕਾਂ ਬੋਲ ਰਿਹਾ ਮੈਂ ਤਾਂ ਹੀ ਆਰਾਮ ਵਿੱਚ ਕਿਹਾ ਉਹ ਪੁੱਛਦੇ ਸਨ ਫਕੀਰ ਨੂੰ ਰੋਜ਼ ਵੇਸ਼ਵਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛਲ ਚੰਗੀ ਉਹ ਹੱਸ ਜਾਂਦਾ ਸੀ ਨਹੀਂ ਸੱਚੀ ਬੜਾ ਡਰ ਲੱਗਦਾ ਭਾਈ ਸਾਹਿਬ ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੇਰ ਡਖਣੇ ਨਾ ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੇਰ ਵੇਖੇ ਛਿੱਟੜ ਥੀਮਦੇ ਜਾਮ ਕਿਸੰਦੋ ਪੇਰ ਉੱਥੇ ਪੇਰ ਹੈ ਕਹਿੰਦੇ ਨੇ ਪੱਗ ਡੰਡੀ ਤੇ ਚੱਲਣ ਵਾਲਿਆ ਪੱਗ ਡੰਡੀ ਦਰ ਤੇ ਇੱਕੋ ਪੈਰ ਧਰਿਆ ਜਾਣਾ ਧਿਆਨ ਨਾਲ ਚੱਲਣੀ ਤੂੰ 99 ਕਦਮ ਬਿਲਕੁਲ ਕੱਪੜੇ ਬਚਾ ਗਏ ਜੇ ਇੱਕ ਪੈਰ ਤਿਲ ਗਿਆ ਤੇ ਸਾਰੇ ਕੱਪੜੇ 99 ਵਾਲੇ ਵੀ ਭਿੱਜ ਜਾਣੇ ਨੇ ਜਾਮ ਕਿਸੰਦੋ ਪੇਰ ਗੁਰੂ ਜੀ ਕਹਿੰਦੇ ਆ ਸਭ ਤੋਂ ਪਹਿਲਾਂ ਜੱਤ ਪਹਾਰਾ ਦੂਜੀ ਗੱਲ ਜੀਵਨ ਘੜਨ ਚ ਕਾਲਾਪਨ ਨਹੀਂ ਧੀਰਜ ਸੁਨਿਆਰ ਐੜੇ ਨਾਲ ਜੀ ਹਾਂਜੀ ਧੀਰਜ ਸੁਨਿਆਰ ਇਹ ਗੱਲ ਸੋਨਾ ਘੜਨ ਵਾਲਾ ਬੜਾ ਧੀਰਾ ਹੁੰਦਾ ਕਾਲਾ ਨਹੀਂ ਮੈਂ ਸੱਚੀ ਮੁੱਚੀ ਪੈ ਜਾਂਦਾ ਜੀ ਮੈਂ ਸੱਚ ਤਾਂ ਮੇਰੀ ਬੜੀ ਵੱਡੀ ਕਮਜ਼ੋਰੀ ਹੈ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਮੈਨੂੰ ਪਤਾ ਉਹਨੂੰ ਪਤਾ ਹੈ ਭਾਈ ਪਰ ਮੇਰਾ ਕਾਲਾਪਣ ਪਾਣੀ ਤੇ ਲਕੀਰ ਹੈ ਆਈ ਤੇ ਗਈ ਪਰ ਮੈਂ ਜਦੋਂ ਇਹ ਅਰਥ ਕਰਨਾ ਮੈਂ ਆਪਣੇ ਮਨ ਨੂੰ ਕਹਿਣਾ ਕਿ ਕਿੰਨਾ ਧੀਰੇ ਸੁਨਾਰ ਵਰਗਾ ਨਿੱਕੀ ਜੀ ਚੀਜ਼ ਨੂੰ ਘੜੀ ਜਾਂਦਾ ਘੜੀ ਜਾਂਦਾ ਇੱਕੋ ਥਾਂ ਤੇ ਬੈਠਾ ਟੁਕ ਟੁਕ ਕਰੀ ਜਾਂਦਾ ਪਰ ਇਹਨੂੰ ਹੁਣ ਇਹ ਨਾ ਕਹਿ ਲੋ ਕਿਤੇ ਵੀ ਇਹ ਪੌੜੀ ਅੱਜਕੱਲ ਤਾਂ ਮਸ਼ੀਨੀ ਜੋਗ ਆ ਗਿਆ ਹੁਣ ਨਹੀਂ ਚੱਲਣੀ ਬੜਾ ਡਰ ਲੱਗਦਾ ਅੱਜਕੱਲ ਦੀਆਂ ਗੱਲਾਂ ਤੋਂ ਵੀ ਹੁਣ ਇੱਥੇ ਦੇਖੋ ਇਹ ਇਹ ਜਿਹੜੇ ਸ਼ਬਦ ਨੇ ਚਲੋ ਜਿਹੜੇ ਸਾਡਾ ਸੱਭਿਆਚਾਰ ਵੀ ਸ਼ਬਦ ਵਰਤਨੇ ਆ ਨਾ ਜਾਂ ਕਲਚਰ ਸ਼ਬਦ ਵਰਤਨੇ ਆ ਇੱਕ ਗੱਲ ਬੜੀ ਸਪਸ਼ਟ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇਗਾ ਨਾ ਕਲਚਰ ਤੋਂ ਟੁੱਟ ਸਕਦਾ ਤੇ ਨਾ ਆਪਣੀ ਵੋਕੈਬਲਰੀ ਤੋਂ ਟੁੱਟ ਸਕਦਾ ਬੜਾ ਸੌਖਾ ਤਰੀਕਾ ਹੈ ਹੁਣ ਮੈਂ ਬੇਨਤੀ ਕਰਾਂ ਇੱਥੇ ਬੈਠੇ ਆ ਮੈਂ ਇਹ ਕਹਾਂਗਾ ਵੀ ਪਹਿਲਾਂ ਸੀ ਪਿੰਡ ਦੀਆਂ ਬੀਬੀਆਂ ਪਿੰਡ ਸ਼ਬਦ ਵਰਤਾਂਗਾ ਬਿਲਕੁਲ ਕਿਤੇ ਨਹੀਂ ਸੰਜਾਂਦੀਆਂ ਜਾਂਦੀਆਂ ਕਿਸੇ ਤੋਂ ਸੁਰ ਸਿੱਖਣ ਆਪੇ ਕੁੜੀਆਂ ਚਿੜੀਆਂ ਵਿਆਹਾਂ ਵਿੱਚ ਸੁਹਾਗ ਗਾ ਕੇ ਸੁਹਾਗ ਗਾਣੇ ਜਾਂ ਘੋੜੀਆਂ ਗਾਣੀਆਂ ਇਹ ਹੈ ਪਰ ਜਦੋਂ ਆਪਾਂ ਭਾਵੇਂ ਇਹ ਘੋੜੀਆਂ ਦੇ ਅਰਥ ਰੋਹਾਨੀਅਤ ਨੇ ਦੇ ਤੇਜਨ ਜੀ ਰਾਮ ਉਪਾਇਆ ਰਾਮ ਪਰ ਜਦੋਂ ਘੋੜੀਆਂ ਆਉਣਗੀਆਂ ਪੁਰਾਣਾ ਸ਼ਬਦ ਫਿਰ ਲੱਭਣਾ ਪਏਗਾ ਕੀ ਹੈ ਘੋੜੀ ਅਲਾਣੀਆਂ ਜਦੋਂ ਆਉਣਗੀਆਂ ਸੱਦ ਜਦੋਂ ਆਵੇਗਾ ਮੈਂ ਬੇਨਤੀ ਕਰਾਂ ਇਹ ਸਾਰੇ ਸ਼ਬਦ ਕਿਤੇ ਗਵਾਚਨੇ ਥੋੜਾ ਨੇ ਤੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈ ਜੁਗੋ ਜੁਗ ਟਲ ਨੇ ਨਹੀਂ ਗਵਾਚਨੇ ਸੁਨਾਰ ਕੋਲ ਬੜਾ ਧੀਰਜ ਹੈ ਉਹ ਬਿਲਕੁਲ ਐਸਤਾ ਐਸਤਾ ਕਰੀ ਜਾਂਦਾ ਜੇ ਕੋਈ ਬੰਦਾ ਕਹੇ ਵੀ ਕਾਲਾ ਕਾਲੇ ਪੰਚੋ ਨਹੀਂ ਬਰੀਕੀ ਵਰਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਆ ਸ਼ਬਦ ਕਰਨ ਵਾਸਤੇ ਧੀਰੇ ਚਾਹੀਦਾ ਹੈ ਇੱਥੇ ਇੱਕ ਦਿਨ 'ਚ ਵੀ ਗਹਿਣਾ ਬਣ ਜਾਂਦਾ ਇੱਥੇ ਕਈ ਜਨਮ ਵੀ ਲੱਗ ਜਾਂਦੇ ਆ ਬੜਾ ਧੀਰਜ ਚਾਹੀਦਾ ਕਾਲੀ ਨਹੀਂ ਤੂੰ ਕਹਿ ਖੁਣੇ ਇੱਕ ਅੰਬ ਦੀ ਗਿੱਟਕ ਬੀਜ ਕੇ ਵੀ ਬੰਦਾ ਕੁਝ ਦਿਨ ਵੇਟ ਕਰਦਾ ਫਲ ਲੱਗਣਾ ਤੂੰ ਬੀਜ ਪਾ ਇੰਤਜ਼ਾਰ ਧੀਰੇ ਤੋਂ ਬਿਨਾ ਫਸਲਾਂ ਨਹੀਂ ਪੱਕਦੀਆਂ ਯਾਦ ਰੱਖਿਓ ਇੱਕ ਜਨਨੀ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਉਹ ਵੀ ਧੀਰੇ ਤੋਂ ਬਿਨਾ ਨਹੀਂ ਰਹਿ ਸਕਦੀ ਉਹਨੂੰ ਧੀਰਜ ਨਾਲ ਇੰਤਜ਼ਾਰ ਕਰਨੀ ਪੈਂਦੀ ਹੈ ਧੀਰਜ ਦਾ ਅਰਥ ਸਹਿਜ ਦੇਖੋ ਕਿੰਨਾ ਧੀਰਜ ਪਿਛਲੇ ਦਿਨ ਇੱਕ ਬਚਨ ਬਾਬਾ ਜੀ ਦਾ ਪੜਿਆ ਬਹੁਤ ਜਨਮ ਵਿਛਰੇ ਥੇ ਮਾਦੋ ਐਡਾ ਵੱਡਾ ਧੀਰਜ ਮੈਂ ਆਪਣੀ ਗੱਲ ਕਰਾਂ ਦੋ ਜਪਜੀ ਸਾਹਿਬ ਦੇ ਪਾਠ ਕਰਕੇ ਲਓ ਜੀ ਆਪਾਂ ਇੰਨੇ ਜਪ ਕੀਤਾ ਭਗਤ ਜੀ ਐਡੇ ਧੀਰਜ ਨਾਲ ਬਹਿ ਗਏ ਕਹਿੰਦੇ ਸਾਰਾ ਜਨਮ ਲਾ ਦਿੱਤਾ ਹੈ ਦਾਵਾ ਕੋਈ ਨਹੀਂ ਅਜੇ ਵੀ ਆਸ ਨਾਲ ਹੀ ਬੈਠੇ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਬਦਾਸ ਆਸ ਲਗ ਜੀਵੋਂ ਧੀਰਜ ਨਾ ਜੀ ਚਿਰ ਭਇਓ ਦਰਸ਼ਨ ਦੇਖੇ ਬਾਬੇ ਫਰੀਦ ਦਾ ਏਡਾ ਵੱਡਾ ਧੀਰਜ ਕਾਗਾ ਕਰਨ ਟੰਡੋਲਿਆ ਤੇ ਏਡਾ ਵੱਡਾ ਧੀਰਜ ਮੈਂ ਇੱਕ ਦਿਨ ਪੜਿਆ ਇੱਕ ਲਿਖ ਰਿਆ ਸੀ ਜੀ ਇਹ ਇਹ ਨਿਰਾਸ਼ਤਾ ਹੈ ਮੈਂ ਕਿਹਾ ਬਿਲਕੁਲ ਨਿਰਾਸ਼ਤਾ ਨਹੀਂ ਉਹ ਮਹਾਪੁਰਖ ਅੰਤਲੇ ਸਮੇਂ ਤੇ ਵੀ ਯਕੀਨ ਨਾਲ ਬੈਠਾ ਹੈ ਆ ਦਿਸ ਦੀਆਂ ਦੋ ਅੱਖਾਂ ਨਾ ਕੱਢੀ ਮੈਨੂੰ ਆਸ ਅੰਤਲੇ ਸਵਾਹ ਵਿੱਚ ਸਵਾਸ ਵਿੱਚ ਕਿਰਪਾ ਹੋ ਜਾਏ ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋ ਨੈਨਾ ਮਤ ਸ਼ੋਹ ਪਿਰ ਦੇਖਣ ਕੀ ਆਸ ਇੱਕ ਤਾਂ ਧੀਰਜ ਦੇ ਅਰਥ ਨੇ ਵੀ ਧੀਰਜ ਨਾਲ ਟਿਕ ਜਾ ਬੜੀ ਵੱਡੀ ਗੱਲ ਇੱਕ ਧੀਰਜ ਦਾ ਅਰਥ ਹੈ ਕਿ ਜੋ ਤੇਰੇ ਤੇ ਸੰਤਾਪ ਵਾਪਰਦਾ ਪਿਆ ਉਹਨੂੰ ਜਰ ਲਈ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉ ਬਸਦਾ ਕੋਉ ਖੋਦੈ ਕੋਉ ਚੰਦਨ ਲੇਪ ਇਹੋ ਜਾ ਬਣ ਜਤ ਪਹਾਰਾ ਫਿਰ ਸੁਣਿਓ ਪੱਠੀ ਜਾਂ ਦੁਕਾਨ ਜਾਂ ਅੱਡਾ ਤੇਰਾ ਆਚਰਣ ਦਾ ਇਹਦੀ ਕਥਾ ਵੈਸੇ ਆਪਾਂ ਇੱਥੇ 7 ਦਿਨ ਕੀਤੀ ਆਪ ਜੀ ਨੂੰ ਪਤਾ ਹੋਣਾ ਧੀਰਜ ਦੀ ਬਿਰਤੀ ਸੁਨਿਆਰ ਸੁਨਿਆਰ ਆਹਰਣ ਆਹਰਣ ਹੀ ਪਾਠ ਰਹੇਗਾ ਕਿਉਂਕਿ ਹਾਇ ਨੂੰ ਸਿਹਾਰੀ ਕੋਈ ਨਹੀਂ ਲੱਗੀ ਉੱਤੇ ਅਹਰਣ ਨਹੀਂ ਹੈਗਾ ਹਾਲਾ ਬਾਣੀ ਚ ਹੁੰਦਾ ਹੈ ਹਸਤੀ ਸੁਰਜੋ ਅੰਕ ਸਖੈ ਐਰਨ ਇੱਥੇ ਨਹੀਂ ਖਾਹੇ ਨੂੰ ਸਿਆਰੀ ਨਹੀਂ ਆਹਰਨ ਅਰਥ ਅਹਰਨ ਹੀ ਨੇ ਇੱਕ ਪਾਠ ਹੁੰਦਾ ਆਹਰਨ ਆਹਰਨ ਦਾ ਅਰਥ ਹੈ ਭੱਠੀ ਤੇ ਐਰਨ ਦਾ ਅਰਥ ਹੈ ਲੋਹੇ ਦਾ ਟੁਕੜਾ ਜਿਹਦੇ ਤੇ ਗਰਮ ਲੋਹਾ ਜਾਂ ਸੋਨਾ ਕੁੱਟਿਆ ਜਾਂਦਾ ਕਾਇਆ ਆਹਰਨ ਮਨ ਵਿੱਚ ਲੋਹਾ ਇੱਥੇ ਉੱਥੇ ਐਰਨ ਇੱਥੇ ਪਾਠ ਹੈ ਆਹਰਨ ਮਹਾਰਾਜ ਕਹਿ ਰਿਹਾ ਕਿ ਆਹਰਨ ਮਤ ਆਪਣੀ ਮਤ ਨੂੰ ਅਰਥ ਚ ਮੈਂ ਕਹਾਂਗਾ ਐਰਨ ਦੀ ਤਰ੍ਹਾਂ ਬਣਾ ਕਿਉਂ ਜੀ ਐਰਨ ਆਪ ਸਭ ਨੂੰ ਪਤਾ ਹੈ ਲੋਹਾਰ ਕੋਲ ਵੀ ਹੁੰਦਾ ਸੀ ਤੇ ਹੁਣ ਮੈਂ ਫਿਰ ਬੇਨਤੀ ਕਰਾਂ ਐਰਨ ਲੱਭਣ ਲਈ ਤਾਂ ਫਿਰ ਪੰਜਾਬ ਜਾਣਾ ਪੈਣਾ ਕਿਹੜਾ ਹੁੰਦਾ ਸੀ ਲੋਹਾਰ ਜਿੱਤੇ ਫਾਲੇ ਡੰਗਦੇ ਹੁੰਦੇ ਸਨ ਬਜ਼ੁਰਗਾਂ ਨੂੰ ਪਤਾ ਹੋਣਾ ਹੈ ਉਹ ਜਦੋਂ ਆਪਣਾ ਲਾਣਾ ਢੱਗੇ ਜੋਣੇ ਢੱਗੇ ਵੀ ਮੈਂ ਕਹਿ ਦਿੰਨਾ ਚਲੋ ਕਈ ਬੈਲ ਕਹਿੰਦੇ ਆ ਕੋਈ ਬਲਦ ਕਹਿੰਦੇ ਆ ਉਹ ਜਦੋਂ ਢੱਗੇ ਜੋਣੇ ਮੈਨੂੰ ਪਤਾ ਹੈ ਸਾਡੀ ਡਿਊਟੀ ਹੁੰਦੀ ਸੀ ਕਿ ਜਦੋਂ ਬਜ਼ੁਰਗਾਂ ਨੇ ਹਲਵਾਲ ਕੇ ਗਾਣਾ ਤੇ ਫਾਲਾ ਖੋਲ ਕੇ ਅਸੀਂ ਲੈ ਕੇ ਜਾਂਦੇ ਸਾਂ ਵੀ ਨਾਲੇ ਉਹਦੀ ਲੋਹਾਰ ਦੀ ਉਹ ਫਿਰਕੀ ਜੀ ਗੇੜਨ ਚ ਸਵਾਦ ਬਣਾਉਣਾ ਇੰਨੀ ਤੇਜ਼ ਕਹਾਣੀ ਉਹ ਚਿੰਗਾੜੀਆਂ ਨਿਕਲਣੋਂ ਨੇ ਕਲਪਨਾ ਹੌਲੀ ਕਰੋ ਓਏ ਤੇ ਮੈਨੂੰ ਸਾਰੀਆਂ ਗੱਲਾਂ ਚੇਤੇ ਆ ਜਾਂਦੀਆਂ ਉਹ ਫਾਲਾ ਕੱਢਣਾ ਤੇ ਉਹਨੇ ਫਿਰ ਕੀ ਕਰਨਾ ਸਾਰੇ ਫਾਲੇ ਇਕੱਠੇ ਕਰ ਲੈਣੇ ਵੀ ਕੱਲ ਨੂੰ ਪੱਠੀ ਤਾਂ ਉਹਦੇ ਚ ਰੱਖ ਕੇ ਫਾਲਾ ਸਮਝਨੇ ਨਾ ਆਪਾਂ ਫਾਲਾ ਰੱਖ ਕੇ ਕੋਲੇ ਉੱਤੇ ਪਾਣੇ ਆਪਾਂ ਫਿਰਕੀ ਕਮਾਣੀ ਖੁਸ਼ੀ 'ਚ ਰਹਿਣਾ ਵੀ ਅੱਜ ਫਾਲੇ ਡੰਗੜੇ ਨੇ ਅੱਜ ਤੰਗ ਕਰਾਂਗੇ ਲੋਹਾਰ ਨੂੰ ਸ਼ਰਾਰਤੀ ਮਨ ਸੀ ਨਾ ਜਦੋਂ ਨੇ ਫਾਲਾ ਡੰਗਣਾ ਫਿਰ ਵਿਦਾਨ ਵਜਣਾ ਅੱਜ ਚੇਤੇ ਆਉਂਦਾ ਐ ਚਿੜਕਦੀਆਂ ਪੈਂਦੀਆਂ ਸਨ ਐਰ ਨੂੰ ਤੇ ਸੱਟਾਂ ਕਈ ਵਾਰੀ ਦੇਖੋ ਕਿੱਡੀ ਸੱਟ ਉੱਤੋਂ ਉਹਨੇ ਲੋਹੇ ਨੂੰ ਕੁੱਟਣਾ ਉਹਦੀ ਸੱਟ ਐਰਨ ਨੂੰ ਵਜਣੀ ਪਰ ਐਰਨ ਇੰਨੀਆਂ ਸੱਟਾਂ ਜਰ ਕੇ ਕਦੀ ਨਹੀਂ ਸੀ ਕਹਿੰਦਾ ਕਾਦਾ ਘਰ ਵਿੱਚ ਵਾਈ ਜਦੋਂ ਪੈਣਾ ਮੈਨੂੰ ਕੁੱਟਣੀ ਲੱਗ ਪੈਣਾ ਗੁਰੂ ਕਹਿੰਦਾ ਐਰਨ ਮਤ ਤੇਰੀ ਜ਼ਿੰਦਗੀ 'ਚ ਦੁੱਖ ਦੇ ਦਵਾਨ ਵਿਧਾਨ ਵੱਜਣੇ ਨੇ ਫਿਰ ਬੇਨਤੀ ਹੈ ਤੈਨੂੰ ਦੁੱਖ ਦੀਆਂ ਸੱਟਾਂ ਵੱਜਣੀਆਂ ਨੇ ਅਪਮਾਨ ਦੀਆਂ ਸੱਟਾਂ ਵੱਜਣੀਆਂ ਨੇ ਤੈਨੂੰ ਸੁੱਖ ਦੀਆਂ ਸੱਟਾਂ ਜੋ ਕੁਝ ਵੀ ਤੈਨੂੰ ਵੱਜੇ ਜਿਵੇਂ ਇੱਕ ਐਰਨ ਇੰਨੀਆਂ ਸੱਟਾਂ ਖਾ ਕੇ ਕਦੀ ਸੁਨਾਰ ਸੁਨਾਰ ਦੀ ਐਰਨ ਛੋਟੀ ਹੁੰਦੀ ਕਦੀ ਲੋਹਾਰ ਦੀ ਭੱਠੀ ਨਹੀਂ ਛੱਡਦੀ ਜੋ ਮਰਜੀ ਤੇਰੇ ਤੇ ਵਾਪਰ ਜਾ ਬਾਬਾ ਕਹਿੰਦਾ ਕਦੀ ਗੁਰੂ ਤੋਂ ਆਪਣੀ ਮਤ ਨੂੰ ਦੂਰ ਨਾ ਕਰੇ ਪੈਣ ਦੇ ਸੱਟਾਂ ਕੋਈ ਗੱਲ ਨਹੀਂ ਗੁਰਮਤ ਮਤ ਅਚਲ ਹੈ ਅਚਲ ਮਤ ਨੇਚਲ ਮਤ ਗੁਰੂ ਸਾਹਿਬ ਕਹਿੰਦੇ ਆ ਆਹਰਣ ਮਤ ਆਪਣੀ ਮਤ ਨੂੰ ਐਰਨ ਦੀ ਤਰ੍ਹਾਂ ਫਿਰ ਅਗਲੀ ਗੱਲ ਮੈਂ ਇੱਥੇ ਅਰਜ਼ ਕੀਤੀ ਨੇ ਜਿਹੜੀ ਅਡੋਲਤਾ ਨਾਲ ਪਰ ਯਾਦ ਰੱਖਿਓ ਇਹਦਾ ਇੱਕ ਪੱਖ ਮੈਂ ਲਿਆ ਹੈ ਉੱਥੇ ਹਥੌੜਾ ਵੱਜਦਾ ਹੈ ਵਦਾਨ ਲੋਹੇ ਦਾ ਵੱਜਦਾ ਹੈ ਇੱਥੇ ਮਤ ਐਰਨ ਹੈ ਤੇ ਵੇਦ ਹਥਿਆਰ ਇੱਥੇ ਬੇਨਤੀ ਹੈ ਥੱਥੇ ਨੂੰ ਸਿਆਰੀ ਨਹੀਂ ਕਦੀ ਬੋਲਣੀ ਹਥਿਆਰ ਨਹੀਂ ਬਿਹਾਰੀ ਹੈ ਮਤ ਇਹ ਐਰਨ ਮਤ ਵੇਦ ਹਥਿਆਰ ਹਥਿਆਰ ਹਥਿਆਰ ਕਿ ਆਪਣੇ ਜਿਹੜੀ ਜਿਹੜਾ ਵੇਦ ਹੈ ਇੱਥੇ ਵੇਦ ਦਾ ਅਰਥ ਹੈ ਗਿਆਨ ਰੂਹਾਨੀ ਗਿਆਨ ਕਹਿੰਦੇ ਨੇ ਗੁਰੂ ਦੇ ਬਚਨ ਦੇ ਗਿਆਨ ਦਾ ਹਥੌੜਾ ਲਈ ਸੱਚ ਐਵੇਂ ਕਿ ਇਹਨੂੰ ਮੱਤ ਉੱਤੇ ਵੱਜਣ ਦੇਈ ਯਾਦ ਰੱਖੋ ਬਾਹਰ ਦਾ ਹਥੌੜਾ ਵੱਜਦਾ ਤੇ ਮੱਤ ਸਿਰਫ ਐਰਨ ਦੂਜਿਆਂ ਨੂੰ ਘੜਨ ਵਿੱਚ ਸਹਾਇਕ ਹੈ ਇਸੇ ਤਰ੍ਹਾਂ ਜਦੋਂ ਮੱਤ ਦੇ ਉੱਤੇ ਸ਼ਬਦ ਗਿਆਨ ਦਾ ਹਥੌੜਾ ਵੱਜੇਗਾ ਤੇਰੀ ਮੱਤ ਤੇਰੇ ਜੀਵਨ ਨੂੰ ਕਰਨ ਵਿੱਚ ਸਹਾਇਕ ਹੋਵੇਗੀ ਫਿਰ ਬੇਨਤੀ ਕਿ ਇਹ ਤੇਰੇ ਕੋਲ ਆਪਾਂ ਹੁਣ ਚਾਰ ਗੱਲਾਂ ਕਰ ਚੁੱਕੇ ਹਾਂ ਦੁਕਾਨ ਹੱਟੀ ਪੱਠੀ ਚਲੋ ਮੈਂ ਦੋਨੋਂ ਸ਼ਬਦ ਵਰਤੇ ਹੱਟੀ ਕਹਿ ਲਿਆ ਆਚਰਣ ਦੀ ਪੱਠੀ ਹੋਵੇ ਧੀਰਜ ਦਾ ਕਾਰੀਗਰ ਸੁਨਿਆਰ ਹੋਵੇ ਅਡੋਲ ਮਤ ਹੋਵੇ ਗਿਆਨ ਦਾ ਹਥੌੜਾ ਹੋਵੇ ਵੇਦ ਹਥਿਆਰ ਫਿਰ ਉਹਦੇ ਲਈ ਧੋਕਣੀ ਚਾਹੀਦੀ ਹੈ ਮੈਂ ਫਿਰ ਕੀ ਜਿਆ ਕਿਹਾ ਸੀ ਉਹਦੇ ਨਾਲ ਉਹ ਫੂਕ ਮਾਰਦਾ ਸੁਨਾਰ ਵੀਰ ਧੋਕਣੀ ਚ ਮਹਾਰਾਜ ਕਹਿੰਦੇ ਨੇ ਭਾਉ ਖੱਲਾ ਭਾਉ ਦਾ ਅਰਥ ਡਰ ਪਰਮਾਤਮਾ ਦੇ ਭੈ ਦੀ ਧੌਂਕਣੀ ਬਣਾ ਧੋਕਣੀ ਜਦੋਂ ਅੱਗ ਬੁੱਝਣ ਲੱਗਦੀ ਉਹ ਤੇਜ਼ ਕਰਦਾ ਸੀ ਫੂਕ ਮਾਰਦਾ ਆਪਣੇ ਪਿੰਡਾਂ 'ਚ ਫੂਕਣਾ ਕਹਿੰਦੇ ਸਾਂ ਫੂਕਣਾ ਕਹਿੰਦੇ ਸਾਂ ਨਾ ਜੀ ਉਹ ਅੱਗ ਦੇ ਬਲ ਦੇ ਕੰਮ ਆਉਂਦਾ ਨਿਆਣੇ ਕੁੱਟਣ ਦੇ ਕੰਮ ਹੀ ਆਉਂਦਾ ਸੀ ਇਹ ਸੱਚੀ ਜੇ ਮੈਂ ਤਾਂ ਤੁਹਾਨੂੰ ਨਾਲ ਗੱਲ ਕਰਨਾ ਵੀ ਪਿਸ਼ੋਕੜ ਕਿਤੇ ਰਹਿ ਜਾਏ ਜਦੋਂ ਅੱਗ ਬਲਦੀ ਸੀ ਮਾਈ ਉਹਦੇ ਨਾਲ ਹੀ ਕੁੱਟ ਦਿੰਦੀ ਸੀ ਨਿਆਣਾ ਉਹ ਜਿਹੜਾ ਭੂਕਣਾ ਸੀ ਫੂਕਣਾ ਸੱਚ ਭੂਕਣਾ ਹੋਰ ਹੁੰਦਾ ਹੈ ਉਹ ਉਹ ਜਿਹੜਾ ਫੂਕਣਾ ਸੀ ਉਹ ਜਿਹਨੂੰ ਧੋਕਣੀ ਕਹਿੰਦੇ ਸਾਂ ਉੰਜ ਖੱਲਾ ਚਮੜੇ ਨਾਲ ਵੀ ਫੂਕ ਦਿੱਤੀ ਜਾਂਦੀ ਹੈ ਇੱਥੇ ਗੁਰੂ ਜੀ ਕਹਿੰਦੇ ਆ ਹੁਣ ਅੱਗ ਬਾਲਣੀ ਪਰਮਾਤਮਾ ਦੇ ਭੈ ਦੀ ਅੱਗ ਬਾਲ ਇਹ ਨਾ ਧੋਕਣੀ ਫੂਕ ਉਹਦੇ ਨਾਲ ਮਾਰ ਤੇ ਆਪ ਨੂੰ ਪਤਾ ਹੈ ਦੁਨੀਆ 'ਚ ਦੋ ਤਰ੍ਹਾਂ ਦਾ ਭੈ ਵੇ ਇੱਕ ਨਿਰਮਲ ਭਉ ਵੇ ਇੱਕ ਮੈਲਾ ਭਉ ਹੈ ਜਿੱਥੇ ਮੈਲਾ ਭਉ ਹੋਵੇਗਾ ਉੱਥੇ ਡੋਲੇਗਾ ਅੰਦਰ ਜਿੱਥੇ ਨਿਰਮਲ ਭਉ ਹੋਵੇਗਾ ਉੱਥੇ ਅਡੋਲਤਾ ਆਵੇਗੀ ਅੱਜ ਦਾ ਬੰਦਾ ਸੱਚ ਇਹ ਵੇ ਨਾ ਗੁਰੂ ਦਾ ਨਿਰਮਲ ਭਉ ਰੱਖਦਾ ਨਾ ਰੱਬ ਦਾ ਰੱਖਦਾ ਇੰਨੀ ਈਗੋ ਚ ਬੋਲਦਾ ਗੁਰੂ ਨੂੰ ਚੈਲੰਜ ਕਰ ਰਿਹਾ ਗੁਰੂ ਜੀ ਕਹਿੰਦੇ ਆ ਨਿਰਮਲ ਭਉ ਇੱਕ ਬਚਨ ਹੁੰਦਾ ਡੱਡਾ ਡਰ ਉਪਜੈ ਡਰ ਜਾਈ ਤਾਂ ਡਰ ਮੈਂ ਡਰ ਰਿਹਾ ਸਮਾਈ ਜੋ ਡਰ ਡਰੇ ਤਾਂ ਫਿਰ ਡਰ ਲੱਗੈ ਨਿਡਰ ਹੁਵਾ ਡਰ ਉਰਤੇ ਪਾਕੈ ਥੋੜੇ ਜਿਹਾ ਅਰਥੇ ਦੇ ਕਰ ਲਈਏ ਡੱਡਾ ਡਰ ਉਪਜੈ ਡਰ ਜਾਈ ਜਿੱਦਨ ਡਰ ਪੈਦਾ ਹੋ ਗਿਆ ਡਰ ਖਤਮ ਹੋ ਜਾਏਗਾ ਇਹ ਕੀ ਅਰਥ ਹੋਏ ਜਿਸ ਦਿਨ ਤੇਰੇ ਅੰਦਰ ਰੱਬ ਦਾ ਨਿਰਮਲ ਭਉ ਪੈਦਾ ਹੋ ਗਿਆ ਸੱਚ ਇਹ ਵੇ ਉਦੋਂ ਤੇਰਾ ਦੁਨੀਆ ਦਾ ਡਰ ਮੁੱਕ ਜਾਏਗਾ ਡੱਡਾ ਡਰ ਉਪਜੈ ਭਉ ਖੱਲਾ ਡਰ ਉਪਜੈ ਡਰ ਜਾਈ ਮਹਾਰਾਜ ਕਹਿੰਦੇ ਨੇ ਉਸ ਵਿੱਚ ਤੇਰਾ ਅੰਦਰ ਦਾ ਭੈ ਨਿਰਮਲ ਭਉ ਦੁਨੀਆ ਦੇ ਭੈ ਨੂੰ ਮੁਕਾਏਗਾ ਡੱਡਾ ਡਰ ਉਪਜੈ ਡਰ ਜਾਈ ਤਾਂ ਡਰ ਮੈਂ ਡਰ ਰਿਆ ਸਮਾਈ ਤਾਂ ਡਰ ਮੈਂ ਜਿਹੜਾ ਨਿਰਮਲ ਭਉ ਇਹਦੇ ਦੁਨੀਆ ਦਾ ਭਉ ਗਰਕ ਗਿਆ ਜੋ ਡਰ ਡਰ ਹੈ ਜਿਹੜਾ ਨਿਰਮਲ ਭਉ ਤੋਂ ਡਰਦਾ ਦੂਰ ਰਹਿੰਦਾ ਨਹੀਂ ਧਾਰਨ ਕਰਾਂ ਉਹਨੂੰ ਫਿਰ ਡਰ ਲੱਗੇਗਾ ਮੈਂ ਬੇਨਤੀ ਕਰਾਂ ਨਿਰਮਲ ਭਉ ਆ ਦੂਜੀ ਲਾਮ ਹਰ ਦੂਜੜੀ ਲਾਮ ਸਤਗੁਰ ਪੁਰਖ ਮਿਲਾਇਆ ਬਰਾਮ ਜੀਓ ਨਿਰਭਉ ਭੈ ਮਨ ਹੋਏ ਭਾਈ ਸਾਹਿਬ ਨਿਰਭਉ ਭੈ ਮਨ ਹੋਏ ਮੈਂ ਮਹਿਲ ਗਵਾਇਆ ਬਲਰਾਮ ਜੀ ਇਹਦੇ ਅਰਥ ਕੀ ਨਿਰਭਉ ਭੈ ਮਨ ਹੋਏ ਅਨਵਰਥ ਕਰਾਂਗੇ ਭੈ ਮਨ ਹੋਏ ਨਿਰਭਉ ਭੈ ਤੇ ਨਿਰਭਉ ਹੋਏ ਬਸਾਨਾ ਸੁਖਮਨੀ ਸਾਹਿਬ ਫਿਰ ਬੇਨਤੀ ਸੁਣਿਓ ਅਨਵੈ ਅਰਥ ਤੋਕ ਅੱਗੇ ਪਿੱਛੇ ਕਰਕੇ ਕਰਨੇ ਪੈਂਦੇ ਨੇ ਇਹ ਪੁਰਾਣੇ ਵਿਦਵਾਨ ਕਰਦੇ ਸਨ ਅੱਜ ਨਹੀਂ ਉਹ ਅੱਜ ਇਸ ਕਰਕੇ ਕੋਈ ਨਹੀਂ ਕਿਉਂਕਿ ਸਰੋਤ ਵੀ ਉਹੋ ਜੀ ਹੈ ਰੱਖੋ ਕੰਧ ਉਸਾਰੋ ਨੀਵਾ ਪਰ ਇਹ ਵਾਕ ਬੋਲਣੀ ਥੋੜਾ ਰੱਖੋ ਕੰਧ ਇਹੀ ਕਹਿੰਦੇ ਆ ਵੀ ਨੀ ਰੱਖੋ ਕੰਧ ਉਸਾਰੋ ਪਾਠ ਹੈ ਰੱਖੋ ਕੰਧ ਉਸਾਰੋ ਨੀਵਾ ਅਨਵੇਂ ਅਰਥ ਹੋਣਗੇ ਉਸਾਰੋ ਕੰਧ ਰੱਖੋ ਨੀਵਾ ਮੈਂ ਬਾਣੀ ਨਹੀਂ ਬਦਲ ਰਿਹਾ ਇਹ ਅਨਵੇਂ ਅਰਥ ਹੁੰਦੇ ਨੇ ਇਹ ਪੋਇਟਰੀ ਦਾ ਜੀ ਭਾਈ ਸਾਹਿਬ ਤੁਹਾਨੂੰ ਪਤਾ ਜਦੋਂ ਤੁਕਾਂਤ ਪੂਰਾ ਕਰਨਾ ਹੋਵੇ ਉਹਨੂੰ ਖੁੱਲ ਹੁੰਦੀ ਏ ਅੱਗੇ ਪਿੱਛੇ ਸ਼ਬਦ ਹੋ ਸਕਦੇ ਨੇ ਫਿਰ ਇਹਦੇ ਵਾਰਤਕ ਚ ਅਨਵੇ ਅਰਥ ਹੁੰਦੇ ਆ ਹਰ ਦੂਜੜੀ ਲਾਮ ਸਤਗੁਰ ਪੁਰਖ ਮੈਂ ਲਾਇਆ ਜੀ ਜੀਓ ਨਿਰਭਉ ਭੈ ਮਨ ਹੋਏ ਭੈ ਮਨ ਹੋਏ ਨਿਰਭਉ ਜਿਸ ਦਿਨ ਤੇਰੇ ਅੰਦਰ ਰੱਬ ਦਾ ਭੈ ਆ ਗਿਆ ਉਦੋਂ ਨਿਰਭਉ ਹੋ ਜਾਏਗਾ ਫਿਰ ਅਗਲੀ ਗੱਲ ਹਉਮੈ ਮੈਲ ਗਵਾਇਆ ਬਰਾਮ ਜੀ ਹੁਣ ਪੜੋ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸ਼ੈ ਰਤੇ ਆਪਣੇ ਤੇਤਨ ਲੋਭ ਰਤਨਾ ਹੋਏ ਭੈ ਪੈ ਤਨ ਖੀਣ ਹੋਏ ਪਉ ਖੱਲਾ ਭੈ ਪੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬੈਸੰਤਰ ਧਾਤ ਸ਼ੁੱਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਮੈਂ ਮੈਲ ਗਵਾਇਆ ਬਰਾਮ ਜੀ ਸਾਰੀ ਬਾਣੀ ਆਪਣੀ ਆਪ ਆ ਵਿਆਖਿਆ ਇੱਥੇ ਰੱਬ ਦਾ ਭੈ ਸੱਚੀ ਮੁੱਚੀ ਜਦੋਂ ਆਪਾਂ ਕੀਰਤਨ ਪਾਠ ਸੁਣਨੇ ਆ ਨਾ ਜੀ ਸ਼ਬਦ ਭੈ ਦਿੰਦਾ ਹੈ ਕਈ ਵਾਰੀ ਬੰਦਾ ਡਰ ਕੇ ਉੱਠ ਪੈਂਦਾ ਰਾਤ ਨੂੰ ਬੜਾ ਡਰ ਲੱਗਦਾ ਜੀ ਉੰਜ ਲੱਗਦਾ ਹੈ ਵੀ ਹੁਣ ਜਦੋਂ ਬੰਦੇ ਦੀ ਉਮਰ ਢਲਦੀ ਵੈਸੇ ਤੇ ਚਾਹੀਦਾ ਸ਼ੁਰੂ ਤੋਂ ਸਮਸਤ ਅਵਸਥਾ ਹਰ ਕੀ ਜੇ ਸੇਵਾ ਮਧਯੰਤ ਪ੍ਰਭ ਜਾਪਣ ਉਹ ਖੁਸ਼ ਕਿਸਮਤ ਨੇ ਜਿਨ੍ਹਾਂ ਨੂੰ ਬਚਪਨ ਤੋਂ ਬੈਰਾਗ ਪੈਦਾ ਹੋ ਗਿਆ ਹੁਣ ਭੈ ਲੱਗਦਾ ਕੀ ਮਹਾਪੁਰਖਾਂ ਨੇ ਬਾਣੀ 'ਚ ਕਿਹਾ ਨਹੀਂ ਥਰ ਹਰ ਕੰਪੈ ਬਾਲਾ ਜੀਓ ਨਾ ਜਾਣਾ ਕਿਆ ਕਰਸੀ ਪੀਓ ਇਹ ਭੈ ਪੈਦਾ ਕਰ ਇੱਕ ਆਪੀਨੇ ਪਤਲੀ ਸਹਿ ਕੇਰੇ ਬੋਲਾ ਇੱਕ ਤਾਂ ਇੰਨੀ ਕਮਜ਼ੋਰ ਆ ਖਸਮਾ ਤੇਰੇ ਬੋਲ ਹੀ ਇੰਨੇ ਕਰਦੇ ਨੇ ਮੈਂ ਕਿਵੇਂ ਜਰਾਂਗੀ ਇਹ ਨਿਰਮਲ ਭਉ ਹੈ ਇਹ ਡਰ ਨਹੀਂ ਹੋ ਗੁਰੂ ਜੀ ਕਹਿੰਦੇ ਨਿਰਮਲ ਭਉ ਜਿਸ ਅੰਦਰ ਨਿਰਮਲ ਭਉ ਆ ਜਾ ਜਿਵੇਂ ਨਿਰਮਲ ਭਉ ਸਾਨੂੰ ਰਹਿਤ ਸਿਖਾਉਂਦਾ ਹੈ ਨਿਰਮਲ ਭਉ ਵਿੱਚੋਂ ਉਹ ਜੀਵਨ ਨਿਕਲਦਾ ਜਿਹੜਾ ਕਿਤਾਬਾਂ 'ਚ ਕੋਈ ਨਹੀਂ ਗੁਰੂ ਅੰਗਦ ਸਾਹਿਬ ਜਾ ਰਹੇ ਨੇ ਗੁਰੂ ਅਮਰਦਾਸ ਨਾਲ ਨੇ ਦੂਜੇ ਦਿਨ ਜਦੋਂ ਲੈ ਕੇ ਆਏ ਇਹ ਮਹਾਰਾਜ ਗਾਗਰ ਤੇ ਦਰਬਾਰ ਚ ਆਉਂਦਿਆਂ ਹੱਥ ਬੰਨ ਲਿਆ ਨਾ ਗਲ ਚ ਪਾ ਲਿਆ ਮਹਾਰਾਜ ਪੁੱਛਦੇ ਆ ਪੁਰਖਾ ਸੱਟ ਵੱਜੀ ਬੋਲੇ ਨਹੀਂ ਫਿਰ ਪੁੱਛਿਆ ਅਮਰਦਾਸ ਗੁਰੂ ਜੀ ਨੂੰ ਮਹਾਪੁਰਖਾ ਸੱਟ ਵੱਜੀ ਰੋ ਪੈ ਕਹਿਣ ਲੱਗੇ ਗੁਰੂ ਕੀ ਬੇਅਦਬੀ ਦੀ ਮਾਰ ਵਾਕੇ ਜੀ ਕਿਉਂ ਕਹਿਣ ਲੱਗੇ ਕੱਲ ਤੁਰਦਿਆਂ ਮੇਰਾ ਹੱਥ ਤੁਹਾਡੇ ਹੱਥ ਤੋਂ ਅੱਗੇ ਨਿਕਲ ਗਿਆ ਇਹ ਕਿਸੇ ਸਿਖਾਇਆ ਨਹੀਂ ਨਿਰਮਲ ਪਉ ਹੈ ਮੈਂ ਬੇਨਤੀ ਕਰਾਂ ਜੀ ਪਉ ਖੱਲਾ ਗੁਰੂ ਜੀ ਕਹਿੰਦੇ ਆ ਧੋਕਣੀ ਪਉ ਦੀ ਜਿੱਥੇ ਪਉ ਹੋਵੇਗਾ ਉੱਥੇ ਅੱਗ ਬੜੀ ਮੱਚੇਗੀ ਕਿਉਂਕਿ ਉਹਨੇ ਉਹਨੇ ਹੋਰ ਤੇਜ਼ ਕਰਨਾ ਬੰਦਗੀ ਵੱਲ ਪਉ ਖੱਲਾ ਅਗਨ ਤਪਤਾਓ ਤਪੱਸਿਆ ਦੀ ਅਗਤਾ ਤਪੱਸਿਆ ਦੀ ਅੱਗ ਉੰਜ ਵੈਸੇ ਚਲੋ ਅਸੀਂ ਅਰਥ ਹੀ ਕਰਨੇ ਸਾਰੇ ਗੁਰ ਸੇਵਾ ਤਪਾਂ ਸਿਰ ਤਪਸਾਰ ਗੁਰ ਕੀ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਪਰ ਬੇਨਤੀ ਕਰਾਂ ਜਿਹੜੇ ਉਤਲੇ ਗੁਣ ਕਹੇ ਨੇ ਸਾਰੀ ਤਪ ਨੇ ਇਹ ਵੀ ਬੁਰੀ ਜ਼ਿੰਦਗੀ ਲੱਗ ਜਾਂਦੀ ਹੈ ਤਪੱਸਿਆ ਦੀ ਅੱਗ ਬਹਾਲ ਪੁੱਠੇ ਲਟਕਣਾ ਨਹੀਂ ਇਹ ਇਹ ਤਪੱਸਿਆ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਤਪੱਸਿਆ ਉਹਦੀ ਅੱਗ ਬਾਲ ਅੰਮ੍ਰਿਤ ਵੇਲੇ ਉੱਠਣਾ ਕੋਈ ਪਰਵਾਹ ਨਾ ਕਰਨੀ ਜੋ ਮਰਜੀ ਹੋਵੇ ਆਪਣੇ ਗੁਰੂ ਦੇ ਨੇਮ ਨੂੰ ਨਾ ਤੋੜਨਾ ਗੁਰਮਖੋ ਬੜਾ ਵੱਡਾ ਤਪ ਜੇ ਇਸ ਕਰਕੇ ਭਾਈ ਸਾਹਿਬ ਜਿੱਥੇ ਜਪ ਹੁੰਦਾ ਉਹਦੇ ਨਾਲ ਤਪ ਜ਼ਰੂਰ ਹੁੰਦਾ ਬੜੇ ਸ਼ਬਦ ਨੂੰ ਥੋੜੀ ਜੀ ਕਹੀਏ ਨਾ ਵੀ ਸਵੇਰੇ ਹੱਠ ਕਰਕੇ ਬਹਿਣਾ ਤੋ ਕਈ ਸੱਜਣ ਕਹਿੰਦੇ ਨਹੀਂ ਨਹੀਂ ਹੱਠ ਨਹੀਂ ਗੁਰਸਿੱਖੀ ਚ ਪ੍ਰਵਾਨ ਯਾਦ ਰੱਖਿਓ ਉਹ ਹੱਠ ਨਹੀਂ ਪ੍ਰਵਾਨ ਸਰੀਰ ਨੂੰ ਤਾਣ ਵਾਲਾ ਪਰ ਰੋਜ਼ ਅਰਦਾਸ ਕਹਿੰਦੇ ਹੋ ਹੱਠੀਆਂ ਜਪੀਆਂ ਤਿੰਨੇ ਹੀ ਨੇ ਚਲੋ ਫਿਰ ਰਹੋ ਵਿਚਾਰ ਹੱਠੀ ਕੌਣ ਜਪੀ ਕੌਣ ਤਪੀ ਕੌਣ ਨਾਲੇ ਅਰਦਾਸ ਕਰੀ ਜਾਂਦੇ ਆ ਨਾਲੇ ਕਥਾ ਚ ਖੰਡਨ ਕਰੀ ਜਾਂਦੇ ਆ ਹੱਟ ਨਹੀਂ ਹੁੰਦਾ ਉਹ ਹੱਟ ਕੁਝ ਹੋਰ ਹੈ ਇੱਥੇ ਤੂੰ ਤਪੱਸਿਆ ਦਾ ਗਵਾਲ ਜਿਹੜੀ ਬੀਬੀ ਗਰਮੀ 'ਚ ਚੁੱਲ੍ਹੇ ਅੱਗੇ ਖਲੋਤੀ ਏਦੂ ਵੱਡਾ ਤਪ ਕੀ ਹੈ ਦਰਬਾਰ ਸਾਹਿਬ ਸੱਚੇ ਵੀ ਰੱਬ ਦੇ ਰੰਗਾ 50-50 ਰੁਪਏ ਦੀ ਦਿਹਾੜੀ ਤੇ ਕੰਮ ਕਰਦੀਆਂ ਨੇ ਬੀਬੀਆਂ 35-35 ਰੁਪਏ ਦੀ ਲੰਗਰ ਜਾ ਕੇ ਦੇਖਿਓ ਸੱਚ ਐਵੇਂ ਜੂਨ ਦੇ ਮਹੀਨੇ 'ਚ 12-12 ਘੰਟੇ ਉਹ ਲੋਹ ਦੇ ਉੱਤੇ ਬੈਠੀਆਂ ਨੇ ਮੈਂ ਕਹਿੰਦਾ ਭਾਵੇਂ 35 ਰੁਪਏ ਨੇ ਕਿੱਡਾ ਵੱਡਾ ਤਪ ਹੈ ਉਹਨਾਂ ਦਾ ਗੁਰੂ ਜੀ ਕਹਿੰਦਾ ਸੇਵਾ ਦਾ ਤਪ ਕਰ ਭਉ ਖੱਲਾ ਅਗਨ ਤਪਤਾਓ ਹੁਣ ਜੀ ਸਭ ਕੁਝ ਹੋ ਗਿਆ ਪੱਠੀ ਵੀ ਆ ਗਈ ਆਚਰਣ ਦੀ ਸੁਨਿਆਰ ਵਾਲਾ ਧੀਰਜ ਸੁਨਿਆਰ ਆ ਗਿਆ ਅੱਗੇ ਆਹਰਨ ਵੀ ਆ ਗਈ ਮਤ ਦੀ ਨੇਚਲ ਮਤ ਗੁਰੂ ਦੇ ਗਿਆਨ ਦਾ ਹਥੌੜਾ ਆ ਗਿਆ ਭੈ ਦੀ ਧੋਕਣੀ ਆ ਗਈ ਤਪੱਸਿਆ ਦੀ ਅੱਗ ਬਲ ਗਈ ਹੁਣ ਸਭ ਕੁਝ ਐ ਤੇ ਕੁਠਾਲੀ ਕਿੱਥੋਂ ਲਿਆਉਣੀ ਜਿੱਤੇ ਸੋਨਾ ਢਾਲਣਾ ਗੁਰੂ ਜੀ ਕਹਿੰਦੇ ਆ ਭਾਂਡਾ ਪਾਓ ਪ੍ਰੇਮ ਦਾ ਪਾਂਡਾ ਭੈ ਤੋਂ ਬਾਅਦ ਭਾਉ ਆਇਆ ਮਹਾਰਾਜ ਕਹਿੰਦੇ ਨੇ ਨੱਚਣ ਕੁੱਦਣ ਮਨ ਕਾ ਚਾਉ ਨਾਨਕ ਜਿਨ ਮਨ ਭਾਉ ਹਾਂ ਨਿਰਮਲ ਭਾਉ ਤੋਂ ਬਿਨਾ ਪ੍ਰੇਮ ਆਉਂਦਾ ਹੀ ਕੋਈ ਨਹੀਂ ਬਾਕੀ ਐ ਜਿੱਥੇ ਨਿਰਮਲ ਪਾਵੇਗਾ ਬਸ ਇੰਨਾ ਕੋ ਫਰਕ ਜੇ ਦੁਨੀਆ ਦੇ ਭੈ ਚ ਜਿੱਥੇ ਦੁਨੀਆ ਦਾ ਮੈਲਾ ਪੈ ਹੋਵੇਗਾ ਉਥੇ ਦੂਰੀ ਨਫ਼ਰਤ ਜਨਮ ਲਏਗੀ ਜਿੱਥੇ ਗੁਰੂ ਦਾ ਅਦਬ ਨਿਰਮਲ ਭਾਉ ਹੋਵੇਗਾ ਉਥੇ ਪ੍ਰੇਮ ਪੈਦਾ ਹੋਵੇਗਾ ਫਿਰ ਬੇਨਤੀ ਦੁਰਮਤ ਭਾਉ ਮੈਂ ਫਿਰ ਲਫ਼ਜ਼ ਭੁੱਲ ਨਾ ਜਾਵਾਂ ਸੰਸਾਰ ਦਾ ਮੈਲਾ ਭਾਉ ਇਹ ਨਫ਼ਰਤ ਪੈਦਾ ਕਰੇਗਾ ਗੁਰੂ ਦਾ ਨਿਰਮਲ ਭਾਉ ਜਿਹੜਾ ਉਹ ਪ੍ਰੇਮ ਪੈਦਾ ਕਰੇਗਾ ਗੁਰੂ ਜੀ ਕਹਿੰਦੇ ਆ ਭਾਂਡਾ ਭਾਉ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਭਾਵ ਬਣਾਉਂਦੇ ਨਹੀਂ ਸਾਰੀ ਗੁਰਬਾਣੀ ਚ ਭਾਵ ਹੈ ਇਹ ਅਸੀਂ ਆਪੋ ਆ ਬਣਾ ਲਈ ਕਿਸੇ ਨੂੰ ਪੁੱਛੀਏ ਨਾ ਮੈਂ ਇੱਕ ਵਾਰੀ ਕਿਹਾ ਵੀ ਜੇ ਤਰਕਾਂ ਨਾਲ ਗੱਲ ਆ ਗੱਲ ਤਰਕ ਨਾਲ ਕਰੋ ਤੇ ਮੇਰੇ ਮਨ 'ਚ ਇੱਕ ਦਿਨ ਆਇਆ ਸਾਡੇ ਸਮਾਜ 'ਚ ਇੱਕ ਬੱਚੀ ਪਿਤਾ ਨੂੰ ਪਤੀ ਕਹਿ ਲੋਕ ਬਰਦਾਸ਼ਤ ਕਰਨਗੇ ਪਰ ਜਦੋਂ ਭਾਵ ਬੰਦੇ ਆ ਨਾ ਉਸ ਪਰਮ ਸੱਚ ਨੂੰ ਕਦੀ ਖਸਮ ਕਹਿ ਕੇ ਆਵਾਜ਼ਾਂ ਮਾਰਦੀ ਕਦੀ ਪਿਓ ਕਹਿ ਕੇ ਆਵਾਜ਼ਾਂ ਮਾਰਦੀ ਗੁਰੂ ਅਮਰਦਾਸ ਕੇ ਪਾਸੇ ਕਹਿੰਦੇ ਆ ਸਭਨਾ ਕਾ ਮਾਂ ਪਿਓ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਉਸੇ ਹਰ ਜੀ ਨੂੰ ਗੁਰੂ ਅਮਰਦਾਸ ਕਹਿੰਦਾ ਮੈਂ ਕਾਮਣ ਮੇਰਾ ਕੰਤ ਕਰਤਾਰ ਉਥੇ ਭਾਵ ਹੋ ਰਿਹਾ ਸਾਰੀ ਗੁਰਬਾਣੀ 'ਚ ਦ੍ਰਿਸ਼ਟ ਮਾਨ ਦੇ ਭਾਵ ਵਰਤੇ ਨੇ ਕਿਤੇ ਪਤੀ ਕਹੇ ਕਿਤੇ ਯਾਰ ਕਹੇ ਕਿਤੇ ਮਿੱਤਰ ਕਹੇ ਕਿਤੇ ਮਾਂ ਕਹੇ ਇਹ ਸਾਰੇ ਭਾਵ ਨੇ ਪਰ ਇਹ ਭਾਵ ਬਿਲ ਫਿਰ ਫਿਰ ਡਿਟੈਚਮੈਂਟ ਪੈਦਾ ਕਰਦੇ ਆ ਜਿੰਨਾ ਮੋਹ ਬੱਚੇ ਪਰਿਵਾਰ ਨਾਲ ਹੈ ਜਦੋਂ ਇਹ ਪਲਟ ਜਾਂਦਾ ਹੈ ਸਭ ਕੁਝ ਰੱਬ ਹੀ ਦਿਸਦਾ ਹੈ ਇੱਕ ਪਾਸੇ ਗੁਰਬਾਣੀ ਕਹਿੰਦੀ ਏ ਮਾਪਿਆਂ ਦਾ ਸਨਮਾਨ ਕਰੋ ਬਿਲਕੁਲ ਦੂਜੇ ਪਾਸੇ ਗੁਰਬਾਣੀ ਕਹਿੰਦੀ ਯਾਦ ਰੱਖੀ ਇਹਨਾਂ ਵੀ ਚਲੇ ਜਾਣਾ ਰੱਬ ਵਰਗਾ ਮਾਪਿਓ ਕੋਈ ਨਹੀਂ ਗੁਸਾਈ ਮਹਿੰਡਾ ਇਠੜਾ ਅਮ ਅੱਬੇ ਥਾਵੋਂ ਮਿੱਠੜਾ ਚਲੋ ਪਾਓ ਪ੍ਰੇਮ ਭਾਂਡਾ ਪਾਓ ਹੁਣ ਜੀ ਗਿਣੀਏ ਜਤ ਇੱਕ ਧੀਰਜ ਦੋ ਸਿੱਧੇ ਜੇ ਲੈ ਲਈਏ ਮਤ 3 ਵੇਦ ਗਿਆਨ 4 ਭਉ 5 ਤਪ ਤਉ 6 ਤੇ ਭਾਂਡਾ 7 ਹੋ ਗਏ ਨਾ ਹੁਣ ਇਹ ਚ ਢਲੇਗਾ ਕੀ ਬਾਬਾ ਜੀ ਕਹਿੰਦੇ ਮੈਂ ਇੰਨਾ ਤੈਨੂੰ ਸਮਝਾਉਂਦਾ ਰਿਹਾ ਇਹ ਸਚਿਆਰ ਹੁੰਦਾ ਹੀ ਇਹਦੇ ਚ ਢਲੇਗਾ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਇਸ ਵਿੱਚ ਅੰਮ੍ਰਿਤ ਢਲਣਾ ਹੈ ਇੱਥੇ ਨਾਮ ਅੰਮ੍ਰਿਤ ਵੀ ਕਿਹਾ ਜਾਂਦਾ ਹੈ ਕਿ ਇਸ ਵਿੱਚ ਅੰਮ੍ਰਿਤ ਦੇ ਸ਼ਬਦ ਦੇ ਬੜੇ ਅਰਥ ਨੇ ਪਰ ਇਸ ਵਿੱਚ ਨਾਮ ਅੰਮ੍ਰਿਤ ਢਲੇਗਾ ਜਿਹੜੇ ਇਹ ਸ਼ਬਦ ਕਹਿੰਦੇ ਆ ਵੀ ਗੁਣ ਚਾਹੀਦੇ ਨੇ ਨਾਮ ਦੀ ਕੋਈ ਲੋੜ ਨਹੀਂ ਗੁਰੂ ਕਹਿੰਦਾ ਗੁਣ ਸਿਰਫ ਤਿਆਰੀ ਨੇ ਜਦੋਂ ਗੁਣ ਤਿਆਰ ਹੋ ਜਾਣ ਤੇ ਉਦੋਂ ਬਾਅਦ ਨਾਲ ਅੰਮ੍ਰਿਤ ਟਿਕਦਾ ਹੈ ਫਿਰ ਬੇਨਤੀ ਸਿਮਰਨ ਤੋਂ ਬਿਨਾ ਇਹ ਸਾਰੇ ਕਰੈਕਟ ਇਹ ਗੁਣ ਨੇ ਨਾ ਸੱਚ ਬੋਲੋ ਜੀ ਕਰੈਕਟਰ ਚੰਗਾ ਰੱਖੋ ਜੀ ਧੀਰਜਵਾਨ ਗੁਰੂ ਕਹਿੰਦਾ ਸਭ ਕੁਝ ਪਰ ਫਿਰ ਵੀ ਮੰਜ਼ਲ ਨਹੀਂ ਮਿਲਣੀ ਮੰਜ਼ਲ ਵਾਸਤੇ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਉਸ ਇਸ ਇਸ ਸਾਰੇ ਕੁਝ ਫਿਰ ਨਾਮ ਅੰਮ੍ਰਿਤ ਢਲੇਗਾ ਗੁਰੂ ਜੀ ਫਿਰ ਜੀ ਕਹਿੰਦੇ ਨੇ ਇਹ ਪਤਾ ਕਿੱਥੇ ਘੜਿਆ ਜਾਣਾ ਇਹ ਸ਼ਹਿਰ 'ਚ ਨਹੀਂ ਆ ਜਿੱਥੇ ਤੁਸੀਂ ਬੈਠੇ ਹੋ ਇਹ ਸ਼ਬਦ ਸੱਚੀ ਟਕਸਾਲ ਮੈਂ ਇੱਥੇ ਬੇਨਤੀ ਤੁਹਾਨੂੰ ਕਰਨੀ ਹੈ ਮੈਨੂੰ ਪਤਾ ਹੈ ਸ਼ਬਦ ਦੇ ਅਰਥ ਸਾਰੇ ਗੁਰਮਖਾਂ ਇਹ ਕੀਤੇ ਨੇ ਦਾਵਾ ਨਹੀਂ ਅਰਥ 'ਚ ਇਹ ਅਰਥ ਕੀਤੇ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਅੰਮ੍ਰਿਤ ਦਾ ਅਰਥ ਕਈਆਂ ਜੀਵਨ ਕੀਤਾ ਅੰਮ੍ਰਿਤ ਦਾ ਅਰਥ ਅਸੀਂ ਨਾਮ ਕੀਤਾ ਹੁਣ ਇੱਥੇ ਘੜੀਐ ਸ਼ਬਦ ਸੱਚੀ ਟਕਸਾਲ ਇਹ ਕਿਹਾ ਜਾਂਦਾ ਵੀ ਸੱਚੀ ਟਕਸਾਲ ਵਿੱਚ ਸ਼ਬਦ ਘੜਿਆ ਜਾਂਦਾ ਹੈ ਇਸ ਤਰੀਕੇ ਨੇ ਉੰਜ ਮੈਂ ਬੇਨਤੀ ਕਰਾਂ ਸ਼ਬਦ ਦੇ ਬਹੁਤ ਅਰਥ ਨੇ ਅਸੀਂ ਇੱਧਰ ਨਹੀਂ ਤੁਰਨਾ ਸ਼ਬਦ ਦੇ ਬਹੁਤ ਅਰਥ ਨੇ ਗੁਰਬਾਣੀ 'ਚ ਅੰਮ੍ਰਿਤ ਦੇ ਬਹੁਤ ਅਰਥ ਨੇ ਪਰ ਮੈਨੂੰ ਇੰਜ ਲੱਗਦਾ ਕਿ ਗੁਰੂ ਜੀ ਸਾਰੀਆਂ ਗੱਲਾਂ ਕਰਕੇ ਨਾ ਖੀਰ ਤੇ ਕਹਿੰਦੇ ਆ ਧਰਮੀ ਜੀਵਨ ਕਿਵੇਂ ਘੜਿਆ ਜਾਂਦਾ ਸ਼ਬਦ ਦਰਦ ਧਰਮ ਵੀ ਆਇਆ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ ਇੱਕ ਸ਼ਬਦ ਦਾ ਅਰਥ ਜੀਵਨ ਵੀ ਹੈ ਤਿੰਨ ਕਾ ਸ਼ਬਦ ਸੱਚਾ ਹੈ ਸਵਾਰਿਆ ਜੇ ਇੰਨਾ ਕੁਝ ਤੇਰੇ ਕੋਲ ਹੋਵੇਗਾ ਇਹ ਅੱਠ ਚੀਜ਼ਾਂ ਹੋਣਗੀਆਂ ਸੱਤ ਦੇਵੀ ਗੁਣ ਹੋਣਗੇ ਤੇ ਅੱਠਵਾਂ ਜਿਹੜਾ ਚਲਾਣ ਵਾਲਾ ਨਾਮ ਹੋਵੇਗਾ ਜਦੋਂ ਅੱਠ ਜੀਵਨ ਜੀਵਨ ਚ ਚੀਜ਼ਾਂ ਆ ਗਈਆਂ ਨਾ ਚੇਤੇ ਰੱਖੀ ਫਿਰ ਸੰਗਤ ਦੀ ਟਕਸਾਲ ਵਿੱਚ ਤੇਰਾ ਧਰਮੀ ਜੀਵਨ ਕੜਿਆ ਜਾਏਗਾ ਫਿਰ ਤੂੰ ਬਣੇਗਾ ਇਹ ਨਾਨਕੇ ਮੈਂ ਜਾਣੀਏ ਸਭ ਆਪੇ ਸਚਿਆਰ ਗੁਰੂ ਜੀ ਕਹਿੰਦੇ ਇਹ ਸਾਰੀ ਰਹਿ ਤੇ ਖਾਲਸੇ ਦੀ ਮਹਾਰਾਜ ਕਹਿੰਦੇ ਨੇ ਘੜੀਆ ਸ਼ਬਦ ਸੱਚੀ ਟਕਸਾਲ ਇਥੋਂ ਤੱਕ ਆ ਵੀ ਆ ਕਰੋ ਫਿਰ ਲੈ ਗਏ ਸਾਡੀ ਸੁਰਤ ਨੂੰ ਕਿ ਕਰਕੇ ਖੌਮੇ ਦਾ ਕਿਤੇ ਜਾਲ ਨਾ ਪੈ ਜਾਏ ਸੁਚੇਤ ਨਹੀਂ ਬੜੀ ਬੜੀ ਸੁਚੇਤਤਾ ਵਰਤੀ ਫਿਰ ਕਿਤੇ ਖੌਮੇ ਨਾ ਤੈਨੂੰ ਫਸਾ ਲੈ ਇਹ ਤਾਂ ਹੋਵੇਗਾ ਜਿਨ ਕੋ ਨਦਰ ਕਰਮ ਤਿੰਨ ਕਾਰ ਜਿਹਨੂੰ ਗੁਰ ਪ੍ਰਸਾਦ ਕਿਹਾ ਜਿਹਨੂੰ ਨਾਨਕ ਨਦਰੀ ਨਦਰ ਨਿਹਾਲ ਕਿਹਾ ਜਿਹਨੂੰ ਗੁਰੂ ਜੀ ਨੇ ਨਦਰੀ ਕਰਮੀ ਦਾਤ ਕਿਹਾ ਇਹ ਸਾਰੇ ਸ਼ਬਦ ਜਿਹੜੇ ਆਏ ਆ ਗੁਰੂ ਜੀ ਨੇ ਅਖੀਰ ਤੇ ਫਿਰ ਕਿਹਾ ਕਿ ਜੀਵਨ ਵੀ ਕੇਵਲ ਗੱਲਾਂ ਨਾਲ ਨਹੀਂ ਆਪਣੀ ਕਮਾਈ ਨਾਲ ਨਹੀਂ ਤੇ ਜਿਨ ਕੋ ਨਦਰ ਕਰਮ ਸ਼ਬਦ ਤਾਂ ਨਜ਼ਰ ਹੈ ਨਾ ਗੁਰਬਾਣੀ ਚ ਨਦਰ ਫਾਰਸੀ ਦੇ ਦੋਨੋਂ ਸ਼ਬਦ ਨੇ ਨਦਰ ਔਰ ਕਰਮ ਜਿੰਨਾ ਉੱਪਰ ਉਹਦੀ ਰਹਿਮਤ ਭਰੀ ਨਜ਼ਰ ਹੋ ਜਾਏ ਮਹਾਰਾਜ ਕਹਿੰਦੇ ਨੇ ਤਿੰਕਾਰ ਇਹ ਕੰਮ ਵੋਈ ਕਰੇਗੇ ਜਿਨ ਪਰ ਤੇਰੀ ਕਿਰਪਾ ਹੈ ਜਿਨ ਕੋ ਨਦਰ ਕਰਮ ਤਿੰਕਾਰ ਹੁਣ ਕਾਰ ਕਰਨ ਤੋਂ ਬਾਅਦ ਖਾਲਸਾ ਜੀ ਇੱਕ ਸ਼ਬਦ ਬਹੁਤ ਕਮਾਲ ਦਾ ਸਿੱਖਾਂ ਦੋ ਸ਼ਬਦ ਦਿੱਤੇ ਇੱਕ ਆਨੰਦ ਤੇ ਦੂਜਾ ਨਿਹਾਲ ਹਾਂਜੀ ਕੀਰਤਨ ਹੁੰਦਾ ਕਹਿੰਦਾ ਭਾਈ ਸਾਹਿਬ ਜੀ ਨਿਹਾਲ ਕਰ ਦਿੱਤਾ ਤੂੰ ਨੇ ਕਹਿੰਦੇ ਫਲਾਣਾ ਨਿਹਾਲ ਕਰੇਗਾ ਨਿਹਾਲ ਤੋਂ ਬਾਅਦ ਕਹਿੰਦਾ ਜੀ ਆਨੰਦ ਆ ਗਿਆ ਕੀਰਤਨ ਸੁਣ ਕੇ ਲੰਗਰ ਛਕ ਕੇ ਕਹਿੰਦਾ ਆਨੰਦ ਆ ਗਿਆ ਦਰਸ਼ਨ ਕਰਕੇ ਨਿਹਾਲ ਹੋ ਗਏ ਨਿਹਾਲ ਸ਼ਬਦ ਪਰਮ ਸ਼ਿਖਰ ਹੈ ਆਨੰਦ ਤੋਂ ਵੀ ਅੱਗੇ ਦਾ ਫਿਰ ਬੇਨਤੀ ਹੈ ਇਸੇ ਕਰਕੇ ਸਿੱਖਾਂ ਦਾ ਜਕਾਰਾ ਵੀ ਕਮਜ਼ੋਰੀ ਦਾ ਨਹੀਂ ਬੋਲੇ ਸੋ ਨਿਹਾਲ ਜੋ ਬੋਲੇਗਾ ਉਹ ਨਿਹਾਲ ਹੋਗਾ ਕੀ ਬੋਲੇ ਗਾਲਾਂ ਨਾ ਕੱਢੇ ਸਤਿ ਸ਼੍ਰੀ ਅਕਾਲ ਫਿਰ ਬੇਨਤੀ ਸਤਿ ਸ਼੍ਰੀ ਅਕਾਲ ਬੋਲੇ ਜੋ ਅਕਾਲ ਬੋਲੇਗਾ ਉਹ ਨਿਹਾਲ ਹੋਗਾ ਇੱਥੋਂ ਤੱਕ ਇੱਕ ਦਿਨ ਸੀ ਵਾਚ ਰਹਿ ਸਾਂ ਕਪਟ ਨਹੀਂ ਖਹਿੜਾ ਛੱਡਦਾ ਗੁਰੂ ਵੇਲੇ ਵੀ ਸੀ ਸੰਗਤ 'ਚ ਬੈਠੇ ਇੱਕ ਦੂਜੇ ਨੂੰ ਠਿੱਬੀਆਂ ਲਾਈ ਜਾਂਦੇ ਸਾਂ ਤੇ ਗੁਰੂ ਰਾਮਦਾਸ ਕਹਿੰਦੇ ਆ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ ਨਿਕਪਟ ਕਮਾਵੋ ਹਰ ਕੀ ਹਰ ਕਾਲ ਆਕਾਰ ਕਰੋ ਜਿਹੜੀ ਬਾਬਾ ਜੀ ਕਹਿ ਗਏ ਨਿਕਪਟ ਕਮਾਵੋ ਹਰ ਕੀ ਹਰ ਕਾਲ ਨਿਹਾਲ ਨਿਹਾਲ ਨਿਹਾਲ ਇਸੇ ਕਰਕੇ ਜਨਮ ਸਾਖੀਆਂ 'ਚ ਜਦੋਂ ਮਹਾਰਾਜ ਕੀਤੇ ਖੁਸ਼ ਹੁੰਦੇ ਨੇ ਕਹਿੰਦੇ ਸਿੱਖਾਂ ਨਿਹਾਲ ਅਸਲ 'ਚ ਨਿਹਾਲ ਸ਼ਬਦ ਇਹਨਾਂ ਉੱਚਾ ਸਾਰੇ ਕਰਮ ਪਿੱਛੇ ਰਹਿ ਜਾਂਦੇ ਉਹਦੀ ਸੁਰਤ ਨਿਹਾਲਤਾ ਵਿੱਚ ਚਲੀ ਜਾਂਦੀ ਗੁਰੂ ਜੀ ਕਹਿੰਦੇ ਆ ਜਿਨ ਕੋ ਨਦਰ ਕਰਮ ਤਿੰਨ ਕਰ ਇਹ ਇਹ ਕੰਮ ਉਹ ਕਰਨਗੇ ਜਿਹਦੇ ਉੱਪਰ ਤੇਰੀ ਨਦਰ ਹੋ ਗਈ ਜਿਹਦੇ ਤੇ ਨਦਰ ਹੋ ਗਈ ਉਹ ਵਿਦਾਂਤੀਆਂ ਦੀ ਤਰ੍ਹਾਂ ਖੁਸ਼ਕ ਨਹੀਂ ਐਵੇਂ ਫਿਲਾਸਫੀਆਂ ਨਹੀਂ ਘੋਟਦਾ ਉਹ ਕਹਿੰਦਾ ਨਾਨਕ ਨਦਰੀ ਨਦਰ ਨਿਹਾਲ ਗੁਰੂ ਨਾਨਕ ਸਾਹਿਬ ਕਹਿੰਦੇ ਉਹਦੀ ਨਦਰ ਨੇ ਨਿਹਾਲ ਕਰ ਦਿੱਤਾ ਗੁਰੂ ਸਾਹਿਬ ਨੇ ਅਖੀਰ ਤੇ ਫਿਰ ਬਖਸ਼ਿਸ਼ ਕੀਤੀ ਥੋੜਾ ਪੈਸੇ ਬਹਿ ਜਿਓ ਹਾਂ ਅੱਗੇ ਆ ਗਿਆ ਸ਼ਲੋਕ ਇੱਥੇ ਪਹਿਲਾ ਸਰਲੇਖ ਹੈ ਸ਼ਲੋਕ ਸ਼ਲੋਕ ਦੇ ਲਫ਼ਜ਼ੀ ਅਰਥ ਹੁੰਦੇ ਨੇ ਯਸ ਕੀਰਤੀ ਇੱਕ ਤਾਂ ਕਵਤਾ ਨਾਲ ਸੰਬੰਧਿਤ ਉਂਝ ਵੈਸੇ ਸ਼ਲੋਕ ਦੇ ਅਰਥ ਨੇ ਕਿ ਯਸ ਕਰਨਾ ਸਿਫਤ ਕਰਨੀ ਕਾਵ ਕਾਵ ਰਚਨਾ ਨਾਲ ਸੰਬੰਧਿਤ ਸ਼ਲੋਕ ਇਹ ਸ਼ਲੋਕ ਇਸੇ ਬੰਤਰ ਦਾ ਗੁਰੂ ਅੰਗਦ ਸਾਹਿਬ ਦਾ ਵੀ ਮਾਜ ਕੀ ਵਾਰ ਚ ਇੱਥੇ ਪਵਨ ਕਹੇ ਉਥੇ ਪੌਣ ਹੈ ਇੱਥੇ ਦਿਵਸ ਹੈ ਉੱਥੇ ਦਿਨਸ ਹੈ ਉੱਥੇ ਹੋਰ ਹੈ ਇਹ ਸ਼ਬਦ ਚਲੋ ਗੁਰੂ ਸਾਹਿਬ ਇੱਥੇ ਫਿਰ ਬਖਸ਼ਿਸ਼ ਕਰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿਹੜਾ ਪਵਨ ਗੁਰੂ ਹੈ ਤਕਰੀਬਨ ਟੀਕਾ ਇਹ ਹੈ ਜੀ ਕਿ ਜਿਵੇਂ ਸਵਾਸਾਂ ਲਈ ਪਵਨ ਜ਼ਰੂਰੀ ਹੈ ਇਸੇ ਤਰ੍ਹਾਂ ਆਤਮਾ ਲਈ ਗੁਰੂ ਜ਼ਰੂਰੀ ਹੈ ਹਾਂਜੀ ਇਸ ਤਰ੍ਹਾਂ ਹੀ ਅਰਥ ਪਵਨ ਗੁਰੂ ਪਰ ਥੋੜਾ ਜਿਹਾ ਚੱਲੀਏ ਪਵਨ ਕੋਈ ਹੋਰ ਚੀਜ਼ ਨਹੀਂ ਗੁਰੂ ਜੀ ਕਹਿ ਰਹੇ ਕਿਤੇ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤਿਰ ਭਵਨ ਸਾਜਿਆ ਘਟ ਘਟ ਜੋਤ ਸਮੋਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਭਾਈ ਸਾਹਿਬ ਕਹਿੰਦੇ ਨੇ ਪਵਨ ਗੁਰੂ ਗੁਰ ਸ਼ਬਦ ਕਹੇ ਵਾਹਿਗੁਰੂ ਗੁਰੂ ਗੁਰ ਸ਼ਬਦ ਸੁਣਾਇਆ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਹੁਣ ਇੱਥੇ ਪਵਨ ਗੁਰੂ ਕਰਾਂਗੇ ਅਗਲਾ ਸਵਾਲ ਠਾਏਗਾ ਕਿ ਸ਼ਬਦ ਗੁਰੂ ਦੀ ਗੱਲ ਕਰਦੇ ਹੋ ਤੁਸੀਂ ਪਵਨ ਗੁਰੂ ਕੀ ਹੈ ਉੰਜ ਗੁਰੂ ਜੀ ਨੇ ਜਦੋਂ ਪੁੱਛਿਆ ਨਾ ਕਿ ਗੁਰੂ ਸਾਹਿਬ ਜੀ ਨੂੰ ਪੁੱਛਦੇ ਆ ਕਿ ਸਾਨੂੰ ਇਹ ਦੱਸੋ ਵੀ ਇਹ ਸੰਸਾਰ ਦੀ ਰਚਨਾ ਕਿਵੇਂ ਕਿਵੇਂ ਹੋਈ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਫਿਰ ਸੁਣਿਓ ਤੇਰਾ ਕਵਨ ਗੁਰੂ ਉਥੇ ਗੁਰੂ ਪਵਨ ਨੂੰ ਆਰੰਭਤਾ ਚ ਵਰਤਦੇ ਨੇ ਤੇ ਸ਼ਬਦ ਨੂੰ ਗੁਰੂ ਲਈ ਵਰਤਦੇ ਨੇ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਪਵਨ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਹਾਲਾਂਕਿ ਸ਼ਬਦ ਦਾ ਜਿਹੜਾ ਗਿਆਨ ਇੰਦਰਾ ਹੈ ਉਹ ਕੰਨ ਹੈ ਜੇ ਬਾਹਰ ਮੁਖੀ ਦੇਖੋ ਸ਼ਬਦ ਦਾ ਗਿਆਨ ਇੰਦਰਾ ਕੰਦ ਕੰਨ ਹੈ ਪਰ ਸੱਚ ਏਵੇਂ ਕਿ ਸ਼ਬਦ ਵੀ ਕੰਨਾਂ ਤੱਕ ਤਾਂ ਪਹੁੰਚਦਾ ਜੇ ਪਵਨ ਮਦਦ ਕਰਦੀ ਹੋਵੇ ਤਾਂ ਪਵਨ ਤੋਂ ਬਿਨਾ ਸ਼ਬਦ ਥੋੜਾ ਅੱਗੇ ਤੁਰੇਗਾ ਉਹਦੀਆਂ ਵੇਵਸ ਬੇਨਤੀ ਹੈ ਸਪੇਸ ਹੈ ਪਰ ਲੈ ਕੇ ਕੌਣ ਜਾ ਰਿਹਾ ਅੱਗੇ ਇੱਥੇ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ ਕਹਿ ਰਹੇ ਆ ਕਿ ਪਵਨ ਤੋਂ ਆਰੰਭ ਤੱਕ ਹੈ ਕੋਈ ਸ਼ੱਕ ਨਹੀਂ ਪਰ ਅਸਲ 'ਚ ਸ਼ਬਦ ਹੀ ਗੁਰੂ ਹੈ ਤੇ ਉਸ ਸ਼ਬਦ ਗੁਰੂ ਤੱਕ ਪਹੁੰਚਣ ਲਈ ਤੇਰੇ ਵਾਸਤੇ ਪਵਨ ਗੁਰੂ ਦਾ ਮਾਧਿਅਮ ਹੀ ਹੈ ਜਿਹੜਾ ਤੈਨੂੰ ਸ਼ਬਦ ਤੱਕ ਲਿਜਾਏਗਾ ਫਿਰ ਬੇਨਤੀ ਗੁਰੂ ਉਂਝੇ ਦੇ ਅਰਥ ਸਿੱਧੇ ਵੀ ਕੀਤੇ ਕਿ ਜਿਵੇਂ ਆਤਮਾ ਵਾਸਤੇ ਪਵਨ ਪਵਨ ਤੋਂ ਬਿਨਾ ਤਾਂ ਸ਼ੁਰੂਆਤੀ ਪਵਨ ਹਰ ਜਿਉ ਗੁਫਾ ਅੰਦਰ ਰੱਖ ਹੈ ਵਾਜਾ ਪਾਉਣ ਵਜਾਇਆ ਪਵਨ ਦੀ ਆਰੰਭਤਾ ਹੈ ਜਿਵੇਂ ਪਵਨ ਆਰੰਭ ਹੈ ਸੱਚ ਇਹ ਵੀ ਰੋਖਾਨੀਅਤ ਦੀ ਆਰੰਭਤਾ ਤੇ ਸੰਪੂਰਨਤਾ ਵਾਸਤੇ ਗੁਰੂ ਜ਼ਰੂਰੀ ਹੈ ਪਵਨ ਗੁਰੂ ਪਾਣੀ ਪਿਤਾ ਪਾਣੀ ਪਿਤਾ ਹੈ ਇਹਨੂੰ ਥੋੜਾ ਜਿਹਾ ਧਰਮ ਖੰਡ ਲੈ ਜਾਣਾ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਤਾ ਪਾਣੀ ਪਿਤਾ ਹੈ ਮਾਤਾ ਧਰਤ ਮਹਤ ਸਿੱਧੇ ਅਰਥ ਪਾਣੀ ਪਿਤਾ ਪਵਨ ਗੁਰੂ ਮਾਤਾ ਧਰਤ ਧਰਤੀ ਮਾਤਾ ਤੇ ਮਹਤ ਦਾ ਅਰਥ ਵੱਡੀ ਦੋ ਗੱਲਾਂ ਧਰਤੀ ਤੇ ਪਾਣੀ ਕਹਿ ਸੱਚ ਇਹ ਵੇ ਕਿ ਧਰਤੀ ਹੋਵੇ ਪਾਣੀ ਨਾ ਹੋਵੇ ਤੇ ਜੀਵਨ ਨਹੀਂ ਪਾਣੀ ਹੋਵੇ ਤੇ ਧਰਤੀ ਨਾ ਹੋਵੇ ਉਪਜ ਨਹੀਂ ਧਰਤੀ ਤੇ ਪਾਣੀ ਮਿਲਣਗੇ ਤੇ ਜ਼ਿੰਦਗੀ ਹੈ ਮਾਂ ਦੀ ਧਰਤੀ ਹੁੰਦੀ ਹੈ ਪਿਓ ਦਾ ਪਾਣੀ ਹੁੰਦਾ ਉਹਦੇ ਵਿੱਚੋਂ ਮਨੁੱਖ ਪੈਦਾ ਹੁੰਦਾ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਪਵਨ ਚਿੱਤੇ ਰੱਖਿਓ ਗੁਰੂ ਪਾਣੀ ਪਿਤਾ ਹੈ ਪਾਣੀ ਪਿਤਾ ਜਗਤ का फिर पानी सब खाए ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਇਹਦੇ ਇਹ ਵੀ ਅਰਥ ਨੇ ਰਕਤ ਬਿੰਦ ਕਰ ਨਿੰਮਿਆ ਪਿਤਾ ਹੈ ਪਾਣੀ ਇੱਕ ਬੂੰਦ ਹੈ ਤੇਰਾ ਜੀਵਨ ਬੰਦਿਆ ਮਾਤਾ ਧਰਤ ਮਹੱਤ ਯਾਦ ਰੱਖਿਓ ਬੀਜ ਇੱਕ ਵਾਰੀ ਪੈਂਦਾ ਹੈ ਤੇ ਧਰਤੀ ਦੀ ਗੋਦ ਫਸਲ ਦਿੰਦੀ ਏ ਮਾਂ ਧਰਤੀ ਬਣ ਕੇ ਸਾਨੂੰ ਜੀਵਨ ਦਿੰਦੀ ਹੈ ਫਿਰ ਇਸ ਬੇਨਤੀ ਨੂੰ ਪਵਨ ਗੁਰੂ ਜਿਵੇਂ ਸਵਾਸ ਪਵਨ ਸਰੀਰ ਲਈ ਜ਼ਰੂਰੀ ਨੇ ਆਤਮਿਕ ਜੀਵਨ ਵਾਸਤੇ ਗੁਰੂ ਜ਼ਰੂਰੀ ਪਾਣੀ ਪਿਤਾ ਪਾਣੀ ਪਿਤਾ ਹੈ ਜਗਤ ਦਾ ਮਾਤਾ ਧਰਤ ਮਹਤ ਧਰਤੀ ਮਾਤਾ ਹੈ ਦੋਨਾਂ ਦੇ ਸੁਮੇਲ ਨਾਲ ਜ਼ਿੰਦਗੀ ਪੈਦਾ ਹੋ ਗਈ ਹੈ ਉਂਝ ਵੈਸੇ ਸ਼ਾਸਤਰ ਕਹਿੰਦਾ ਕਿ ਅੰਨ ਤੋਂ ਜੀਵਨ ਹੈ ਪਰ ਮੈਂ ਕਹਿੰਦਾ ਨਹੀਂ खाक से खुराक खुराक से बिंद और खून उसके समेल से ਬੱਚਾ ਮਾਸ ਦਾ ਲੋਥੜਾ ਮਾਸ ਦੇ ਲੋਥੜੇ ਤੋਂ 9-10 ਮਹੀਨਿਆਂ ਬਾਅਦ ਜਨਮ ਬੱਚਾ ਜਵਾਨੀ ਬੁਢੇਪਾ ਪਰਤ ਕੇ ਮਰਿਆ ਫਿਰ ਮਿੱਟੀ ਦਾ ਮਿੱਟੀ ਚਲਾ ਗਿਆ ਸ਼ਾਸਤਰ ਕਹਿੰਦਾ ਇਹਦੀ ਸ਼ੁਰੂਆਤ ਮਿੱਟੀ ਹੈ ਗੁਰੂ ਕਹਿੰਦੇ ਆ ਇਹ ਮਿੱਟੀ ਹੈ ਪਰ ਮਿੱਟੀ 'ਚ ਇੱਕ ਜੋਤ ਹੈ ਮਾਟੀ ਕੋ ਪੂਤਰਾ ਕੈਸੇ ਨਚਦ ਕੈ ਬੇਨਤੀ ਕਰਾਂ ਮਾਤਾ ਧਰਤ ਮਾਤ ਧਰਤੀ ਵੱਡੀ ਮਾਂ ਹੈ ਸਿਰਫ ਮੈਂ ਥੋੜਾ ਜਿਹਾ ਟਾਈਮ ਤੁਹਾਡਾ ਲੈਣਾ ਹੈ ਮੈਨੂੰ ਪਤਾ ਹੈ ਵਕਤ ਬਹੁਤ ਹੋ ਗਿਆ ਧਰਤੀ ਮਾਂ ਉਂਝ ਕੀ ਕਰਦੀ ਹੈ ਮਾਂ ਬੱਚੇ ਨੂੰ ਪਾਲਦੀ ਹੈ ਮਾਂ ਬੱਚੇ ਦਾ ਦੁੱਧ ਬੱਚੇ ਨੂੰ ਦੁੱਧ ਦਿੰਦੀ ਏ ਸੱਚਮੁੱਚ ਉਹਦਾ ਮਲ ਮੂਤਰ ਸਾਂਭਦੀ ਏ ਪਰ ਬਾਹਰ ਮੁਖੀ ਮਾਂ ਕਈ ਵਾਰੀ ਬੱਚੇ ਦੇ ਜਨਮ ਵੇਲੇ ਮਰ ਜਾਂਦੀ ਹੈ ਕਈ ਵਾਰੀ ਉਹ ਜਿਉਂਦਾ ਛੱਡ ਕੇ ਚਲੀ ਜਾਂਦੀ ਹੈ ਧਰਤੀ ਵੱਡੀ ਮਾਂ ਹੈ ਜਿੱਦਨ ਤੂੰ ਜੰਮਿਆ ਉਸ ਦਿਨ ਵੀ ਤੈਨੂੰ ਗੋਦ 'ਚ ਖੜਾਉਂਦੀ ਏ ਤੈਨੂੰ ਅਨਾਜ ਦਿੰਦੀ ਏ ਤੇ ਚੇਤੇ ਰੱਖੀ ਜਿੱਦਨ ਤੇਰੀ ਮੌਤ ਹੋਣੀ ਹੈ ਤੇ ਵੱਡੀ ਮਾਂ ਦੀ ਗੋਦ ਨੇ ਫਿਰ ਵੀ ਤੈਨੂੰ ਥਾਂ ਦੇਣੀ ਹੈ ਇਹ ਛੱਡਦੀ ਨਹੀਂ ਗੁਰੂ ਜੀ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਬੜੀ ਬਖਸ਼ਿਸ਼ ਕੀਤੀ ਹੁਣ ਇਹ ਬੱਚਾ ਰੱਬ ਦਾ ਇਹਨੂੰ ਖੜਾਏਗਾ ਕੌਣ ਮਹਾਰਾਜ ਕਹਿੰਦੇ ਨੇ ਦਿਵਸ ਰਾਤ ਦੋਏ ਦਾਈ ਦਾਇਆ ਪ੍ਰਮਾਤਮਾ ਨੇ ਕਿਹਾ ਇਹ ਬੱਚਾ ਉਕਤਾਏ ਨਾ ਦਿਵਸ ਰਾਤ ਦੋਏ ਦਾਈ ਦਾਇਆ ਦਿਵਸ ਦਾ ਅਰਥ ਹੋ ਗਿਆ ਦਿਨ ਰਾਤ ਦਾ ਅਰਥ ਰਹਿਣ ਦਾਈ ਦਾ ਅਰਥ ਕਢਾਵੀ ਤੇ ਦਾਏ ਦਰਤ ਖਡਾਵਾ ਦਾਏ ਦਾ ਕੰਮ ਹੈ ਕਿ ਦਾਈ ਬੱਚੇ ਨੂੰ ਤਿਆਰ ਕਰੇ ਉਠਾ ਕੇ ਉਹਨੂੰ ਰੋਟੀ ਪਾਣੀ ਦੇ ਤੇ ਖਡਾਵਾ ਉਹਨੂੰ ਚੁੱਕ ਕੇ ਬਾਹਰ ਲੈ ਜਾਂਦਾ ਸਾਰਾ ਦਿਨ ਪਰਚਿਆ ਰਹਿੰਦਾ ਜਦੋਂ ਥੱਕ ਕੇ ਆਉਂਦਾ ਦਾਈ ਫਿਰ ਤਿਆਰ ਹੁੰਦੀ ਹੈ ਗੋਦ 'ਚ ਲੈ ਕੇ ਸਵਾ ਦਿੰਦੀ ਉਹ ਬੰਦਿਆ ਸੇਤੇ ਰੱਖੀ ਦਿਨ ਚੜਦਾ ਤੇ ਰੱਬ ਦਾ ਬਣਾਇਆ ਖਡਾਵਾ ਤੈਨੂੰ ਲੈ ਜਾਂਦਾ ਚੱਲ ਬਈ ਸਾਰੀ ਖੇਡਨੇ ਪੈਣ ਕੋਈ ਕੋਈ ਕੰਮ ਕਰ ਰਿਹਾ ਕੋਈ ਜਾ ਰਿਹਾ ਦਿਨ ਤੈਨੂੰ ਖਡਾਂਦਾ ਪਿਆ ਰਾਤ ਆਉਣਾ ਭਾਵੇਂ ਦਿਨ ਜਿੰਨੀਆਂ ਮਰਜ਼ੀ ਅੱਖਾਂ ਬੰਦ ਕਰੀਏ ਜਿਹੜੀ ਦਾਈ ਦੀ ਗੋਦ 'ਚ ਨੀਂਦ ਆਉਂਦੀ ਉਹ ਦਾਈ ਦੇ 'ਚ ਕੋ ਨਹੀਂ ਆਉਂਦੀ ਕਿਉਂਕਿ ਖਡਾਵੀ ਰਾਤ ਹੈ ਨਾ ਦਿਵਸ ਰਾਤ ਦੋਇ ਦਾਈ ਦਾ ਆ ਇਹ ਖਡਾਵੀ ਤੇ ਖਡਾਵਾ ਨੇ ਖੇਲ ਹੈ ਸਗਲ ਜਗਤ ਸਾਰਾ ਜਗਤ ਖੇਡ ਰਿਹਾ ਚੰਗੇ ਮੰਦੇ ਤੇ ਵੇਖੋ ਇਹ ਖਡਾਵੀ ਖਡਾਵਾ ਕੋਈ ਨਹੀਂ ਕਿ ਜਿਹਦੇ ਕੋਲ ਅਰਬਾਂ ਰੁਪਏ ਨੇ ਉਹਦੇ ਕਰ ਖਡਾਵੀ ਆਏਗੀ ਗੁਰੂ ਨੇ ਕਿਹਾ ਸਭ ਕੁਝ ਫਰੀ ਦਿੱਤਾ ਇਹ ਝੌਂਪੜੀ ਵਾਲੇ ਨੂੰ ਵੀ ਦਾਈ ਖਡਾਏਗੀ ਤੇ ਰਾਜੇ ਦੇ ਪੁੱਤਰ ਨੂੰ ਵੀ ਖਡਾਏਗੀ ਤੇ ਬਰਾਬਰ ਖਡਾਊਗੀ ਇਹ ਨਹੀਂ ਵੀ ਅਮੀਰ ਦਾ ਮੁੰਡਾ ਕਹੇ ਮੈਨੂੰ ਨੀਂਦਰ ਆ ਗਈ 4 ਵਜੇ ਰਾਤ ਪੈ ਜਾਏ ਬਾਬਾ ਕਹਿੰਦਾ ਨਾ ਇਹ ਵਿਤਕਰਾ ਨਹੀਂ ਕਰਦਾ ਇਹ ਦਾਈ ਦਾਇਆ ਸਭ ਨੂੰ ਦਿੱਤੇ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਪਰ ਇਹ ਖੇਡ ਨਾ ਖੇਡੀ ਐਸੀ ਕਲਾ ਨਾ ਖੇਡੀਐ ਜੇ ਦਰਗਾ ਗਿਆ ਹਾਰੀਐ ਕਿਉਂਕਿ ਜੋ ਕੋਈ ਤੂੰ ਖੇਡਣਾ ਇਹਦਾ ਵੀ ਲੇਖਾ ਹੋਣਾ ਚੰਗਿਆਈਆਂ ਬੁਰਿਆਈਆਂ ਚੰਗੇ ਤੇ ਬੁਰੇ ਕੰਮ ਵਾਚੈ ਧਰਮ ਹਦੂਰ ਇੱਥੇ ਧਰਮ ਦੇ ਅਰਥ ਫਿਰ ਧਰਮ ਰਾਜ ਆ ਗਏ ਉਸ ਦਿਨ ਵੀ ਆਇਆ ਸੀ ਗੁਰੂ ਜੀ ਦਾ ਗਾਵੇ ਰਾਜਾ ਧਰਮ ਦੁਆਰੇ ਦੁਆਰੇ ਇੱਥੇ ਗੁਰੂ ਜੀ ਕਹਿੰਦੇ ਚੰਗਿਆਈ ਤੇ ਬੁਰਿਆਈ ਇਹ ਵਾਚੀ ਜਾਏਗੀ ਵਾਚੀ ਦਾ ਅਰਥ ਆਪਾਂ ਸਮਝਨੇ ਪੜਚੋਲਣਾ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕੱਲ ਅਸੀਂ ਪੜਿਆ ਸੀ ਨਾਨਕ ਜੀ ਉਪਾਏ ਕੈ ਲਿਖ ਨਾਵੇਂ ਧਰਮ ਬਹਾਲ ਉਥੇ ਸੱਚੇ ਹੀ ਸੱਚ ਨਿਬੜੈ ਚੁਣ ਵਕ ਕੱਢੇ ਜਜਮਾਲਿਆ ਥਾਉ ਨਾ ਪਾਇਣ ਕੂੜਿਆਰ ਮੂੰ ਕਾਲੇ ਦੋਜ਼ਖ ਚਾਲਿਆ ਉਹ ਵਾਚਿਆ ਜਾਏਗਾ ਧਰਮ ਰਾਏ ਨੂੰ ਹੁਕਮ ਖੈ ਸੱਚਾ ਧਰਮ ਵਿਚਾਰ ਧਰਮ ਖੰਡ ਚ ਅਸੀਂ ਦੇਖਿਆ ਸੀ ਇੱਥੇ ਬੇਨਤੀ ਕਰਾਂ ਧਰਮ ਰਾਜ ਵਾਚੈ ਧਰਮ ਹਦੂਰ ਰੱਬ ਦੀ ਹਜ਼ੂਰੀ ਚ ਵਾਚਿਆ ਜਾਣਾ ਇਹ ਸੌਖਾ ਗਾ ਅਰਥ ਕਿਉਂਕਿ ਸੱਚਾ ਆਪ ਸੱਚਾ ਦਰਬਾਰ ਵਾਚੈ ਧਰਮ ਹਦੂਰ ਫਿਰ ਜੀ ਜੋ ਤੂੰ ਕੀਤਾ ਚੰਗਿਆਈ ਕੀਤੀ ਤੇ ਨੇੜਤਾ ਤੇ ਸਾਰੀ ਜ਼ਿੰਦਗੀ ਬੁਰਾਈ ਕਰਦਾ ਤੇ ਦੂਰ ਕਰਮੀ ਆਪੋ ਆਪਣੀ ਇਹ ਮੈਂ ਫਿਰ ਬੇਨਤੀ ਕਰਾਂ ਇਹਨੂੰ ਐੜੇ ਨੂੰ ਕੰਨਾ ਜ਼ਰੂਰ ਆਪਣੀ ਨਹੀਂ ਕੇਵਲ ਬੋਲਣਾ ਕਰਮੀ ਆਪੋ ਆਪਣੀ ਫਿਰ ਬੇਨਤੀ ਮਕਾਨ ਦੀ ਛੱਤ ਇੱਕ ਹੋ ਸਕਦੀ ਹੈ ਕਿਚਨ ਇੱਕ ਹੋ ਸਕਦੀ ਹੈ ਵਾਸ਼ਰੂਮ ਇੱਕ ਹੋ ਸਕਦਾ ਹੈ ਟੇਬਲ ਰੋਟੀ ਖਾਣ ਵਾਲਾ ਇੱਕ ਹੋ ਸਕਦਾ ਗੱਡੀ ਇੱਕ ਹੋ ਸਕਦੀ ਹੈ ਖੂਨ ਦਾ ਰਿਸ਼ਤਾ ਇੱਕ ਹੋ ਸਕਦਾ ਹੈ ਕਰਮਾਂ ਦਾ ਲੇਖਾ ਬੱਚੇ ਨੂੰ ਆਪਣਾ ਦੇਣਾ ਪੈਣਾ ਪਿਓ ਨੂੰ ਆਪਣਾ ਦੇਣਾ ਪੈਣਾ ਇਹ ਰੱਬ ਦਾ ਕੈਸਾ ਇਨਸਾਫ ਹੈ ਹੁਣ ਇੱਥੇ ਵੀ ਨਾ ਕਈ ਵਾਰੀ ਕਹਿੰਦੇ ਕੋਈ ਗਲਤੀ ਕਰੇ ਤੇ ਮਾਪਿਆਂ ਨੂੰ ਕੋਈ ਡਾਂਟੇ ਅਗਲੇ ਕਹਿੰਦੇ ਤੂੰ ਕੌਣ ਹੈ ਜਿੰਨੇ ਕੀਤੀ ਉਹਨੂੰ ਪੁੱਛ ਰੱਬ ਕਹਿੰਦਾ ਮੇਰੇ ਘਰ 'ਚ ਖੂਨ ਦੇ ਰਿਸ਼ਤੇ ਨਹੀਂ ਮੈਂ ਪੀੜ ਦਾ ਮੈਂ ਕਰਮੀ ਆਪੋ ਆਪਣੀ ਹੈ ਆਪੋ ਆਪਣੇ ਕਰਮ ਨੇ ਕਰਮੀ ਆਪੋ ਆਪਣੀ ਕੇ ਨੇੜੇ ਅਸੀਂ ਉੱਥੇ ਪਾਠ ਕੀਤਾ ਸੀ ਮੋਹ ਕੇ ਬੋਲਣ ਸਿਹਾਰੀ ਸੀ ਇੱਥੇ ਕੇ ਕੇ ਨੇੜੇ ਰਾੜੇ ਤੇ ਦੁਲਾਵਾਂ ਨੇ ਨੇੜੇ ਨੇ ਕੇ ਨੇੜੇ ਕੇ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਉਸ ਆਪਣੀ ਕਰਮੀ ਅਨੁਸਾਰ ਕੋਈ ਨੇੜੇ ਹੋ ਗਿਆ ਕੋਈ ਦੂਰ ਹੋ ਗਿਆ ਗੁਰੂ ਜੀ ਇਹ ਤਾਂ ਦੱਸ ਦਿੱਤਾ ਕਰਮੀ ਆਪੋ ਆਪਣੀ ਕਿਤੇ ਕੋਈ ਐਸਾ ਵੀ ਰਾਹ ਹੈ ਕਿ ਕਰਮ ਮਾੜੇ ਹੋ ਜਾਣ ਤੇ ਅੰਦਰ ਪਛਤਾਵਾ ਹੋਵੇ ਫਿਰ ਕਹਿਣ ਲੱਗੇ ਇੱਕ ਰਾਹ ਹੈ ਜਿਨਨੀ ਨਾਮ ਧਿਆਇਆ ਜਿਨ੍ਹਾਂ ਨੇ ਨਾਮ ਨੂੰ ਜਪਿਆ ਜਪ ਆਦ ਸੱਚ ਜਗਾਦ ਸੱਚ ਇਹ ਤੋਂ ਸ਼ੁਰੂਆਤ ਕੀਤੀ ਸੀ ਆਪਾਂ ਬਾਬਾ ਜੀ ਨੇ ਉੱਥੇ ਸੰਪੂਰਨਤਾ ਕਰ ਦਿੱਤੀ ਉੱਥੇ ਕਿਹਾ ਜਪ ਇੱਥੇ ਕਿਹਾ ਧਿਆਇਆ ਉੱਥੇ ਕਿਹਾ ਸੀ ਜਪੋ ਇੱਥੇ ਕਿਹਾ ਜਿੰਨਾ ਜਪ ਲਿਆ ਜਿਵੇਂ 12 ਮਾਂ ਚ ਨਾ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਘਣਾ ਹੋਵੇ ਹੋਵੇਗਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਫਲ ਗੁਣ ਆਨੰਦ ਉਪਾਰ ਜਨਾ ਕਰ ਸੱਜਣ ਪ੍ਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਉਹ ਤੇ ਸੀ ਜਪ ਆਦ ਸੱਚ ਜੁਗਾਦ ਸੱਚ ਖੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਥੇ ਕਹਿ ਰਿਹਾ ਜਿਨ੍ਹਾਂ ਨੇ ਜਪ ਲਿਆ ਜਿਨ੍ਹਾਂ ਨਾਮ ਤੇ ਆਇਆ ਗਏ ਮਸ਼ਕਤ ਮਸਕਤ ਨਹੀਂ ਗਏ ਮਸ਼ਕਤ ਕਹਾਲ ਜਿਨ੍ਹਾਂ ਨੇ ਮੁਸ਼ਕਤ ਕੀਤੀ ਮਿਹਨਤ ਕੀਤੀ ਕਾਲ ਕਾਲ ਕੇ ਗਏ ਕਹਿਣ ਲੱਗੇ ਜੇ ਤੇਰੇ ਕਰਮ ਮਾੜੇ ਵੀ ਨੇ ਰੱਬ ਅੱਗੇ ਅਰਦਾਸ ਕਰ ਕਿਤੇ ਜ਼ਿੰਦਗੀ 'ਚ ਸੋਝੀ ਮਿਲ ਜਾਏ ਉਹਨਾਂ ਦੀ ਸੰਗਤ ਮਿਲ ਜਾਏ ਫਿਰ ਧਰਮਰਾਜ ਕੁਝ ਨਹੀਂ ਕਹੇਗਾ ਕਿਉਂ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤੇਰਾ ਬੰਦ ਖਲਾਸੀ ਹੋ ਜਾਊਗੀ ਫਿਰ ਬੇਨਤੀ ਹੈ ਜੀ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਦੇ ਮੁਖ ਉਜਲੇ ਨੇ ਰੱਬ ਦੀ ਦਰਗਾਹ 'ਚ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸਤਨ ਸਾਸ ਅਸਰ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਉਹਨਾਂ ਦੇ ਮੁਖ ਉਜਲੇ ਨੇ ਜਿਨ੍ਹਾਂ ਨੇ ਜਪਿਆ ਮਹਾਰਾਜ ਕਹਿੰਦੇ ਆ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਾਰਾ ਨਾਨਕ ਤੇ ਮੁਖ ਉਜਲੇ ਕੌਣ ਉਹ ਜਿਨਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਈਆਂ ਦੀ ਛੁੱਟੀ ਕਰਾ ਗਏ ਕਿਵੇਂ ਇਹ ਸੱਚ ਜੇ ਪਪੀਆ ਇੱਕ ਸਾਰੀ ਰਾਤ ਕੁੱਕਦਾ ਪੀਓ ਪੀਓ ਬਾਕੀ ਸਾਰੇ ਸੁੱਤੇ ਹੁੰਦੇ ਚਿੜੀਆਂ ਵੀ ਸੁੱਤੇ ਕਬੂਤਰ ਵੀ ਸੁੱਤੇ ਜ਼ਿਮੀਂਦਾਰ ਵੀ ਕਲਪਦਾ ਵੀ ਨਹੀਂ ਪੈਂਦਾ ਸੌ ਵੀ ਜਾਂਦਾ ਪਪੀਏ ਦੀ ਕਮਾਈ ਇੰਨੀ ਹੈ ਜਦੋਂ ਪ੍ਰਾਣਾ ਤੋਂ ਪੁਕਾਰਦਾ ਇੱਕ ਪਪੀਏ ਪਿੱਛੇ ਸਾਰਿਆਂ ਨੂੰ ਪਾਣੀ ਮਿਲ ਜਾਂਦਾ ਹੈ ਇੱਕ ਪਪੀਆ ਹੈ ਨਾ ਸੱਚ ਇਹ ਵੇ ਮਹਾਪੁਰਖ ਕਮਾਈ ਵਾਲਾ ਪਪੀਏ ਦੀ ਤਰ੍ਹਾਂ ਪੁਕਾਰਦਾ ਹੈ ਉਹਦੀ ਜਦੋਂ ਵਰਸਦਾ ਫਿਰ ਜਿਹੜਾ ਉਹਦੀ ਸੰਗਤ ਕਰਦਾ ਕਹਿੰਦਾ ਚੱਲ ਤੂੰ ਵੀ ਪਾਰ ਮੈਂ ਬੇਨਤੀ ਕਰਾਂਗਾ ਜਨ ਆਮਨ ਕਾ ਇਹ ਸੁਭਾਓ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਗੁਰੂ ਜੀ ਇਹ ਨਹੀਂ ਕਹਿ ਰਹੇ ਬੜੀ ਨਿਰਮਾਨਤਾ ਮੈਂ ਕਈ ਦੂਜੇ ਕਿਸੇ ਧਰਮ ਦੀ ਆਪਾਂ ਨਿੰਦਿਆ ਨਹੀਂ ਕਰਦੇ ਪਰ ਆ ਕਰਨਾ ਵੀ ਇਹਨੂੰ ਮੰਨੋਗੇ ਤੇ ਤੁਹਾਡਾ ਪਾਰ ਉਤਾਰਾ ਗੁਰੂ ਕਹਿੰਦਾ ਛੱਡ ਤੂੰ ਮੇਰੀ ਗੱਲ ਨਾ ਕਰ ਦੁਨੀਆ ਜਿਹੜਾ ਵੀ ਨਾਮ ਜਪਦਾ ਉਹ ਸਾਰਿਆਂ ਨੂੰ ਉਤਾਰ ਸਕਦਾ ਹੈ ਬਲਿਹਾਰੀ ਤਿੰਨਾ ਗੁਰਸਿੱਖਾਂ ਆਪ ਤਰੇ ਤਰੇਨ ਸਰੀਠਾ ਸ੍ਰਿਸ਼ਟੀ ਨੂੰ ਤਾਰਦੇ ਆ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਈਆਂ ਦੀ ਛੁੱਟੀ ਕਰ ਦਿੱਤੀ ਜਪਣ ਵਾਲਿਆਂ ਨੇ ਗੁਰਮਖੋ ਆਓ ਮੇਰੀ ਬੇਨਤੀ ਹੈ ਕਿ ਜਿਵੇਂ ਭਾਈ ਸਾਹਿਬ ਵੀ ਕਹਿ ਰਹੇ ਆ ਜਪਜੀ ਸਾਹਿਬ ਦਾ ਪਾਠ ਵੱਧ ਤੋਂ ਵੱਧ ਗੁਰੂ ਸਾਹਿਬ ਕਿਰਪਾ ਕਰਨ ਮੇਰੇ ਤੋਂ ਇੰਨੇ ਦਿਨ ਹਾਜ਼ਰੀ ਆ ਕੋਈ ਲਫ਼ਜ਼ ਤਲਫ਼ਜ਼ ਕਿਉਂਕਿ ਜਦੋਂ ਬੰਦਾ ਬਹਾਵ ਵਿੱਚ ਬੋਲਦਾ ਕਈ ਵਾਰੀ ਉਹ ਇਹੋ ਜੀ ਗੱਲ ਵੀ ਕਰ ਜਾਂਦਾ ਜਿਹੜੀ ਨਹੀਂ ਕਰਨੀ ਹੁੰਦੀ ਪਰ ਆਪ ਜੀ ਕਿਰਪਾ ਕਰਕੇ ਬਖਸ਼ ਦਿਆ ਜੀ ਭਾਈ ਸਾਹਿਬ ਜੀ ਦਾ ਬਹੁਤ ਧੰਨਵਾਦ ਹਰ ਸਾਲ ਬਾਬਾ ਬੁੱਢਾ ਜੀ ਦੇ ਉਂਝ ਭਾਈ ਸਾਹਿਬ ਨੇ ਕਹਿ ਵੀ ਦਿੱਤਾ ਚਲੋ ਮੈਂ ਅਗਸਤ ਦਾ ਮਹੀਨਾ ਨਹੀਂ ਕਥਾ ਕੀਤੀ ਠੀਕ ਨਹੀਂ ਸੀ ਵੈਸੇ ਮੈਂ ਛੁੱਟੀ ਮਾਰੂ ਸਾਂ